ਐਸਾ ਸਤਗੁਰ ਸੁਣੀਂਦਾ ਤਨ ਸ੍ਰੀ ਗੁਰੂ ਬੋਲੋ ਪਿਆਰਿਓ ਤਨ ਸ੍ਰੀ ਗੁਰੂ ਸਾਹਿਬ ਜੀ ਵਿਛੜਿਆ ਮਿਲ ਪ੍ਰਭੂ ਹਰ ਦਰਗਹ ਕਾ ਵਸੀ ਹਰ ਨਾਮੋ ਮੰਤਰ ਦਿੜਾਏ ਦਾ ਕੱਟੇ ਹੋਂ ਨਾਨਕ ਸਤਗੁਰ ਤਿਨਾ ਮਿਲਾਇਆ ਜਿਨਾ ਧੁਰੇ ਭਇਆ ਸੰਜੋ ਨਾਨਕ ਸਤਗੁਰ ਤਿਨਾ ਮਿਲਾਇਆ ਜਿਨਾ ਧੁਰੇ ਭਇਆ ਸੰਜੋ ਆਨੰਦ 'ਚ ਰਹਿੰਦਾ ਪਿਆਰਿਓ ਬਾਹਰ ਕੋਈ ਜੋ ਮਰਜ਼ੀ ਕਹਿੰਦਾ ਰਵੇ ਕੋਈ ਵਿਰੋਧ ਕਰੀ ਜਾਏ ਕੋਈ ਗਾਲਾਂ ਕੱਢੀ ਜਾਏ ਬਾਹਰ ਜੋ ਮਰਜ਼ੀ ਹੁੰਦਾ ਰਹੇ ਸਤਿਗੁਰੂ ਦੇ ਬਚਨਾਂ ਦੇ ਮੁਤਾਬਕ ਚੱਲਣ ਵਾਲੇ ਬਹੁਤ ਆਨੰਦ ਵਿੱਚ ਰਹਿੰਦੇ ਹਾਰ ਹੀ ਜਾਣ ਨੂੰ ਜੀ ਕਰਦਾ ਹੈ ਮਹਾਂ ਪਿਖਾਤੀ ਦੁਸ਼ਟ ਅਪਵਾਦੀ ਖਾਤੀ ਦੁਸ਼ਟ ਅਪਵਾਦੀ ਸੰਘਾਰੇ ਕੋਲ ਬਚਨ ਤੁਮਾਰੇ ਤੇਰੇ ਕੋਲ ਨਿਸਤਾਰੇ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਸਤਿਗੁਰ ਬਚਨ ਤੁਮਾਰੇ ਭਵ ਧਾਰੇ ਦਰਸ਼ਨ ਭੇਟ ਤੂੰ ਹੋ ਤੂੰ ਨਿਹਾਲਾ ਹਰ ਕਾ Oh, the ਸਤਾਏ ਬਚਨ ਤੁਮਾਰੇ ਤੇਰ ਗੁਣ ਨੇ ਸਤਾਰੇ ਸਤ ਗੁਰ ਨਾਟੀ ਸਤ ਗੁਰ ਬਚਨ ਤੁਮਾਰੇ ਨਿਰਗੁਣ ਨਿਸਤਾ ਸੱਚ ਕੇ ਬਈ ਸਤ ਗੁਰ ਬਚਨ ਤੁਮਾਰੇ ਨਿਰਭਉ ਨਿਸਤਾਰੇ सतगुण बचन तुम्हारे निर्गुण निस्तार ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਨ ਸਿਓ ਮੇਰੀ ਦੇਵਾ ਦੇਵੀ ਮੇਰਾ ਲੈਣ ਦੇਣ ਸੰਗਤ ਨਾਲ ਹੀ ਹੈ ਸੰਗਤ ਨਾਲ ਹੀ ਲੈਣ ਦੇਣ ਹੈ ਮੇਰਾ ਜੀ ਸੰਤਨ ਸਿਓ ਮੇਰੀ ਦੇਵਾ ਦੇਵੀ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰ ਸੰਤਨ ਸਿਉ ਵਿਵਹਾਰ ਸੰਤਨ ਸਿਉ ਵਿਵਹਾਰ ਸੰਤਨ ਸਿਉ ਵਿਵਹਾਰ ਸੰਤਨ ਸਿਉ ਵਿਵਹਾਰ ਸੰਤਨ ਸਿਉ ਵਿਵਹਾਰਾ ਅੜੋ ਸਿੰਘੋ ਸੰਤਨ ਸਿਉ ਵਿਵਹਾਰਾ ਸੰਤਨ ਸਿਉ ਵਿਵਹਾਰਾ ਬੋਲੋ ਜੀ ਸੰਤਨ ਸਿਉ ਵਿਵਹਾਰਾ ਹਮ ਲਹਾ ਖਾਟੇ ਅਮਰ ਸੰਤਨ ਸਿਓ ਹਮ ਲਹਾ ਖਾਟੇ ਸੰਤਨ ਸਿਓ ਹਮ ਲਹਾ ਖਾਟੇ ਪੜੋ ਪੜੋ ਸੰਤਨ ਸਿਓ ਹਮ ਲਹਾ ਖਾਟੇ ਸੰਤਨ ਸਿਓ ਹਮ ਲਹਾ ਸੰਤਨ ਸਿਉ ਹਮ ਲਾਹਾ ਖਾਟਿਆ ਹਰ ਭਗਤ ਪਰੇ ਪੰਡਾਰਾ ਹਰ ਭਗਤ ਪਰੇ ਹਰ ਭਗਤ ਪਰੇ ਪੰਡਾਰਾ ਹਰ ਭਗਤ ਪਰੇ ਪੰਡਾਰਾ ਹਰ ਭਗਤ ਪਰੇ ਪੰਡਾਰਾ ਭਗਤ ਪਰੇ ਪੰਡਾਰਾ ਹਰ ਭਗਤ ਪਰੇ ਪੰਡਾਰਾ ਭਗਤ ਪਰੇ ਭੰਡਾਰਾ ਹਰ ਭਗਤ ਪਰੇ ਭੰਡਾਰਾ ਜੀ ਹਰ ਭਗਤ ਪਰੇ ਸੰਤਨ ਸਿਓ ਮੇਰੀ ਲੇਵਾ ਦੇਵੀ ਜੀ ਸੰਤਨ ਸਿਓ ਸੋ ਤੇਰੀ ਸੇਵਾ ਬੜੋ ਪਿਆਰਿਓ ਸੰਤਨ ਸਿਓ ਮੇਰੀ ਵਾਹ ਵਾਹ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਵਾਰੀ ਹਾਜ਼ਰ ਹੋ ਕੇ ਜਾਗ ਕੇ ਫਤਿਹ ਬੁਲਾਓ ਅੱਖਾਂ ਖੁੱਲੀਆਂ ਹੁੰਦੀਆਂ ਸੁਰਤ ਨੂੰ ਤੇ ਪਤਾ ਹੀ ਨਹੀਂ ਲੱਗਦਾ ਵੀ ਕਰ ਕੀ ਦਿੱਤਾ ਬੁਲਾ ਦਿੰਨੇ ਆ ਫੀਲਿੰਗ ਕੋਈ ਨਹੀਂ ਅਹਿਸਾਸ ਕੋਈ ਨਹੀਂ ਲਓ ਜਰਾ ਹਾਜ਼ਰ ਹੋ ਕੇ ਨਾ ਅਹਿਸਾਸ ਕਰਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸੋ ਬਈ ਪਹਿਲਾਂ ਵਾਲੀ ਫਤਿਹ 'ਚ ਤੇ ਇਸ ਫਤਿਹ 'ਚ ਫਰਕ ਨਹੀਂ ਸੀ ਬਸ ਆਹੀ ਫਰਕ ਹੈ ਹਰ ਚੀਜ਼ ਫੀਲ ਲੈਸ ਹੈ ਕਰੀ ਜਾਂਦੇ ਆ ਅਹਿਸਾਸ ਕੋਈ ਨਹੀਂ ਜਾਗ ਕੇ ਨਹੀਂ ਕਰਦੇ ਸੁੱਤੇ ਪਏ ਕਰਦੇ ਅਸੀਂ ਕੀਰਤਨ ਸੁੱਤੇ ਪਏ ਕਰੀ ਜਾਂਦੇ ਆ ਤੁਸੀਂ ਸੁਣੀ ਸੁੱਤੇ ਪਏ ਜਾਂਦੇ ਆ ਬਸ ਸੁਰਤ ਸੁੱਤੀ ਪਈ ਕਹਿੰਦੇ ਮੇਰਾ ਜਿਹੜਾ ਲੈਣ ਦੇਣ ਹੈ ਮਹਾਰਾਜ ਕਹਿੰਦੇ ਉਹ ਮੈਂ ਕਰ ਲਿਆ ਜੀ ਕਹਿੰਦੇ ਸੰਤਨ ਸਿਉ ਆ ਸਾਧ ਸੰਗਤ ਵਿੱਚ ਮੇਰਾ ਲੈਣ ਦੇਣ ਹੋ ਰਿਹਾ ਮੇਰਾ ਜਿਹੜਾ ਲੈਣ ਦੇਣ ਹੈ ਸੰਗਤ ਵਿੱਚ ਹੁੰਦਾ ਹੈ ਬਾਕੀ ਤੇ ਭਾਈ ਲੈਣ ਦੇਣ ਹੋਰ ਪਾਸੇ ਕਰਦੇ ਐ ਤੁਸੀਂ ਇੱਥੇ ਕਰਨਾ ਸ਼ੁਰੂ ਕਰ ਲਿਆ ਹਾਂਜੀ ਅਸੀਂ ਤੇ ਭਾਈ ਲੈਣ ਦੇਣ ਆਪਣਾ ਇੱਥੇ ਹੀ ਕਰਨਾ ਹੈ ਸੰਤਨ ਸਿਉ ਮੇਰੀ ਲੇਵਾ ਦੇਵੀ ਸਾਡਾ ਤੇ ਵਣਜ ਵਿਹਾਰ ਇਹਨਾਂ ਨਾਲ ਹੀ ਹੈ ਇਹਨਾਂ ਨਾਲ ਸੰਤਨ ਸਿਉ ਵਿਵਹਾਰ ਮੇਰਾ ਜਿਹੜਾ ਲੈਣ ਦੇਣ ਹੈ ਉਹ ਇਹਨਾਂ ਨਾਲ ਹੀ ਹੈ ਭਾਈ ਚਲੋ ਬਈ ਇਹ ਲੈਣ ਦੇਣ ਕਰਕੇ ਖੱਟਿਆ ਕੀ ਕਿਸੇ ਨੇ ਕਿਤੇ ਲੈਣ ਦੇਣ ਕੀਤਾ ਕਿਸੇ ਨੇ ਕਿਤੇ ਕੀਤਾ ਕਿਸੇ ਨੇ ਕੁਝ ਖੱਟਿਆ ਕਿਸੇ ਨੇ ਕੁਝ ਖੱਟਿਆ ਕਹਿੰਦੇ ਭਾਈ ਤੁਸੀਂ ਕੀ ਖੱਟਿਆ ਜੇ ਇਹ ਲੈਣ ਦੇਣ ਸ਼ੁਰੂ ਕਰ ਲਿਆ ਐਦਾਂ ਬਹਿਣਾ ਸ਼ੁਰੂ ਕਰ ਲਿਆ ਟਾਈਮ ਕੱਢਦੇ ਹੋ ਦਿੰਦੇ ਲੈਂਦੇ ਕੀ ਹੋ ਫਿਰ ਲਾਹਾ ਕੀ ਖੱਟਿਆ ਭਾਈ ਸੋ ਕੀ ਪੜਦੇ ਆ ਆਪਾਂ ਲੋ ਹੁਣ ਆਪਾਂ ਪੂਰੀ ਪੰਕਤੀ ਐਦਾਂ ਸੁਣ ਲਓ ਆ ਬੇਨਤੀ ਹੈ ਭਾਈ ਸੰਗਤ ਨੂੰ ਬਿਠਾ ਲਈਏ ਸਿੰਘੋ ਥੋੜੀ ਜੀ ਜਗ੍ਹਾ ਛੱਡ ਕੇ ਨਾ ਰਾਹ ਵਿੱਚ ਅੱਗੇ ਅੱਗੇ ਥੋੜੀ ਜਗ੍ਹਾ 15 20 ਫੁੱਟ ਛੱਡ ਦਿਓ ਜਿੱਥੇ ਕਿ ਕਿਤੇ ਕੈਮਰਾ ਲੱਗਿਆ ਇਹ ਤੋਂ ਪਿੱਛੇ ਫਿਰ ਬਾਕੀ ਰਾਹ ਵਿੱਚ ਸੰਗਤ ਪਾ ਲੋ ਬਾਕੀ ਭਾਈ ਜਿਹੜੀ ਆਉਣ ਵਾਲੀ ਸੰਗਤ ਹੈ ਪਿੱਛੇ ਹੀ ਬਹਿ ਜਾਓ ਪਰਦੇ ਵਗੈਰਾ ਖੋਲ ਦਿੱਤੇ ਐ ਛੜਕ ਤੇ ਬੈਠ ਜਾਓ ਜਿਹੜੇ ਰੋਡ ਤੇ ਬਹਿ ਸਕਦੇ ਐ ਫੁੱਟਪਾਥਾਂ ਤੇ ਬਹਿ ਜਾਓ ਜਿਹੜੇ ਚੌਂਕੜਾ ਮਾਰ ਕੇ ਨਹੀਂ ਬਹਿ ਸਕਦੇ ਕਈ ਮੈਂ ਵੇਖਿਆ ਸੀ ਆਉਣ ਲੱਗਿਆ ਜਦੋਂ ਮੈਂ ਉਹ ਪਰਲੇ ਵਾਲਾ ਜਿਹੜਾ ਪਾਰਕ ਹੈ ਕਈ ਉਹਦੇ 'ਚ ਲੰਮੇ ਪਏ ਸੀ ਜਿਹੜੇ ਲੰਮੇ ਪੈ ਕੇ ਸੁਣ ਰਹੇ ਹੋ ਉਹ ਵੀ ਸੁਣ ਲਓ ਚਲੋ ਆਵਾਜ਼ ਤੇ ਤੁਹਾਨੂੰ ਸੁਣਦੀ ਹੋਈ ਐ ਬਸ ਉਹ ਲੰਮੇ ਪਏ ਵੀ ਸੁਣੀ ਚੱਲਿਓ ਸੋ ਗੁਰੂ ਸਾਹਿਬ ਮਿਹਰ ਕਰਨ ਬਾਕੀ ਜਿਹੜੀ ਸੰਗਤ ਐ ਜਾਗਰੂਕ ਹੋ ਕੇ ਐ ਜਾਗ ਕੇ ਸੁਣ ਰਹੀ ਐ ਨਾ ਜਾਗ ਕੇ ਸੁਣਦੇ ਆ ਆਨੰਦ ਹੀ ਫੇਰ ਆਉਂਦਾ ਭਾਈ ਸੁੱਤੇ ਪੈ ਕੇ ਸੁਣਨਾ ਹੈ ਹਾਜ਼ਰ ਹੋ ਕੇ ਜਿਵੇਂ ਨਾ ਇੱਕ ਸ਼ੌਂਕ ਨਾਲ ਹੁੰਦਾ ਹੈ ਕੰਮ ਰੀਤ ਨਾਲ ਹੁੰਦਾ ਹੈ ਕਈ ਬਸ ਨਵੇੜਾ ਜਿਹਾ ਹੁੰਦਾ ਨਵੇੜੇ ਵਿੱਚ ਕਾਹਦਾ ਰਸ ਹੈ ਭਾਈ ਜਿਹੜਾ ਕੰਮ ਨਵੇੜੇ ਦੇ ਭਾਵ ਨਾਲ ਕੀਤਾ ਜਾਵੇ ਤੂੰ ਉਤੇ ਮਾੜਾ ਹੀ ਕੁਛ ਨਹੀਂ ਜਿਹੜਾ ਬੰਦਾ ਬਾਣੀ ਨਵੇੜੇ ਦੇ ਹਿਸਾਬ ਨਾਲ ਪੜਦਾ ਕਈ ਬੰਦੇ ਨਵੇੜੇ ਦੇ ਭਾਵ ਵਿੱਚ ਨਿਤਨੇਮ ਕਰਦੇ ਐ ਵੀ ਜਦੋਂ ਗੁਟਕਾ ਖੁੱਲ ਜਾਂਦਾ ਫਿਰ ਐ ਸੋਚਦੇ ਹੁੰਦੇ ਆ ਵੀ ਨਿਪੜੂ ਕਦੋਂ ਯਾਰ ਅੱਧਾ ਘੰਟਾ ਲੱਗਣਾ ਆ ਹੁਣ ਜਨ ਕਿ ਇਹ ਸੋਚੀ ਜਾਂਦੇ ਆ ਆਪਣੇ ਅੰਦਰ ਨਵੇੜੇ ਦੇ ਭਾਵ ਵਿੱਚ ਨਿਤਨੇਮ ਕਰਨਾ ਇਦੋਂ ਵੱਡਾ ਹੋਰ ਗੁਨਾਹ ਕੀ ਹੋਏਗਾ ਹਰ ਚੀਜ਼ ਨਵੇੜੇ ਦੇ ਭਾਵ ਵਿੱਚ ਕਰਨੀ ਤੇ ਚਾਹੀਦਾ ਕੀ ਹੈ ਅੰਦਰ ਇੱਕ ਸ਼ੌਂਕ ਚਾਹੀਦਾ ਅੰਦਰ ਇੱਕ ਲਗਨ ਚਾਹੀਦੀ ਹੈ ਅੰਦਰ ਇੱਕ ਚਾਹ ਜਿਹਾ ਹੋਵੇ ਫੇਰੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ ਫਿਰ ਪ੍ਰਾਪਤੀ ਕੀ ਹੁੰਦੀ ਹੈ ਦਰਸ਼ਨ ਪਰਸਨ ਸਰਸਨ ਹਰਸਨ ਮਾਲਕ ਜੀ ਦੇ ਦਰਸ਼ਨ ਹਰ ਪਾਸੇ ਹਰ ਦਰਸ਼ਨ ਪਰਸਨ ਸ਼ੋ ਮਿਲਦੀ ਹੈ ਸ਼ੋ ਪਰਸਣਾ ਖੇੜਾਓ ਬਣਿਆ ਰਹਿੰਦਾ ਹੈ ਹਰਸਨ ਦਰਸ਼ਨ ਪਰਸਨ ਸਰਸਨ ਹਰਸਨ ਆਨੰਦ ਤੇ ਖੜਾਓ ਇਹ ਬਣਿਆ ਰਹਿੰਦਾ ਹੈ ਕਿੰਨਾ ਦਾ ਜਿਹੜੇ ਗੁਰਬਾਣੀ ਨੂੰ ਰੀਝ ਨਾਲ ਪੜਦੇ ਆ ਚਾਹ ਨਾਲ ਪੜਦੇ ਕਈ ਭੈਣਾਂ ਦੀਆਂ ਸਬਜ਼ੀਆਂ ਬਣਾਈਆਂ ਰੀਝ ਨਾਲ ਪਤਾ ਨਹੀਂ ਲੱਗ ਜਾਂਦਾ ਕਈਆਂ ਨੇ ਨਵੇੜੇ ਕੀਤਾ ਹੁੰਦਾ ਕਈਆਂ ਨੇ ਤੁਹਾਡਾ ਸੂਟ ਪ੍ਰੈਸ ਬੜੀ ਰੀਝ ਨਾਲ ਕੀਤਾ ਹੋਏਗਾ ਉਹਦਾ ਵੀ ਪਤਾ ਲੱਗ ਜਾਂਦਾ ਤੇ ਕਈਆਂ ਨੇ ਫਾਹਾ ਹੀ ਵੱਢਿਆ ਹੁੰਦਾ ਬਸ ਪਤਾ ਨਹੀਂ ਲੱਗ ਜਾਂਦਾ ਵੀ ਨਵੇੜਾ ਕੀਤਾ ਕਿ ਐ ਐ ਦਿਲੋਂ ਤੇ ਜਿਹੜੇ ਕੰਮ ਨਵੇੜੇ ਦੇ ਹੁੰਦੇ ਐ ਉਹਦੇ ਵਿੱਚ ਕੋਈ ਰਸ ਨਹੀਂ ਹੁੰਦਾ ਉਹਦੇ ਵਿੱਚ ਕੋਈ ਆਨੰਦ ਨਹੀਂ ਹੁੰਦਾ ਨਵੇੜੇ ਦੇ ਭਾਵ ਵਿੱਚ ਨਹੀਂ ਨਿਤਨੇਮ ਕਰਨਾ ਬਾਣੀ ਪੜ੍ਹਨੀ ਜੋ ਕਰੀਏ ਦਿਲੋਂ ਕਰੀਏ ਮਨੋਂ ਕਰੀਏ ਇਸ ਕਰਕੇ ਫਿਰ ਭੰਡਾਰ ਭਰ ਜਾਂਦੇ ਆ ਜੀ ਕਾਦੇ ਨਾਲ ਭਰ ਜਾਂਦੇ ਆ ਲੋ ਆਪਾਂ ਜੋ ਸੁਣ ਰਹੇ ਸੀ ਉਹ ਪੰਕਤੀਆਂ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਬਿਹਾਰਾ ਭਾਈ ਇਹ ਕੰਮ ਤੇ ਸ਼ੁਰੂ ਕਰ ਲਿਆ ਫਿਰ ਲਾਹਾ ਕੀ ਖੱਟਿਆ ਸੰਤਨ ਸਿਓ ਹਮੁ ਲਾਹਾ ਖਟਿਆ ਹਰ ਭਗਤ ਪਰੇ ਭੰਡਾਰਾ ਕਹਿੰਦੇ ਜੇ ਦੇਣ ਲੈਣ ਸ਼ੁਰੂ ਕੀਤਾ ਹੈ ਨਾ ਤੇ ਮੇਰੇ ਭੰਡਾਰ ਭਰ ਗਏ ਭੰਡਾਰ ਕਾਦੇ ਨਾਲ ਭਰ ਲੇ ਔਗਣ ਆਪਣੇ ਦੇਤੇ ਦੇਣ ਲੈਣ ਕਾਦਾ ਕੀਤਾ ਔਗਣ ਦੇਤੇ ਤੇ ਗੁਣ ਆ ਗਏ ਕਈਆਂ ਨੇ ਵੇਖੋ ਸੰਗਤ ਵਿੱਚ ਆ ਕੇ ਸ਼ਰਾਬ ਨਸ਼ੇ ਸਭ ਦੇ ਦਿੱਤੇ ਤੇ ਗੁਣ ਲੈ ਲਏ ਕਿੰਨੇ ਬੰਦੇ ਨੇ ਜਿਹੜੇ ਨਸ਼ੇ ਛੱਡ ਔਗਣ ਦੇ ਦਿੰਦੇ ਆਪਣੇ ਤੇ ਗੁਣ ਲੈ ਜਾਂਦੇ ਆ ਕਿੱਡੀ ਵਧੀਆ ਦੁਕਾਨ ਹੈ ਪਿਆਰਿਓ ਹੱਟ ਕਿੰਨੀ ਵਧੀਆ ਹੈ ਲਾਈਟਾਂ ਵਾਲਿਆਂ ਨੂੰ ਬੇਨਤੀ ਹੈ ਵੀ ਜਿਹੜੇ ਵੀ ਸੇਵਾਦਾਰ ਲਾਈਟ ਸਿਸਟਮ ਚਲਾਉਣ ਵਾਲੇ ਐ ਲਾਈਟ ਹਿੱਲ ਰਹੀ ਹੈ ਕਦੇ ਜਗਦੀ ਹੈ ਕਦੇ ਬੁਝਦੀ ਹੈ ਜਿਹੜੇ ਵੀਰ ਲਾਈਟ ਲਾਈਟ ਕੰਟਰੋਲ ਵਾਲੇ ਜਿੱਥੇ ਵੀ ਕਿਤੇ ਹੈ ਨੇ ਜਰਾ ਚੈੱਕ ਕਰ ਲਓ ਆਪਾਂ ਆਪਣਾ ਧਿਆਨ ਨਾ ਹਿੱਲਣ ਦਿਓ ਪਿਆਰਿਓ ਆਪਾਂ ਮਨ ਜੋੜ ਕੇ ਰੱਖਿਓ ਜਿਹੜੇ ਸੰਗਤ ਵਿੱਚ ਬੈਠੇ ਹੋ ਨਾ ਆਪਾਂ ਹਾਜ਼ਰੀ ਦਿਓ ਸੋ ਕਾਦੇ ਨਾਲ ਭਾਈ ਭੰਡਾਰ ਭਰ ਲਿਆ ਔਗਣ ਦੇ ਦਿੱਤੇ ਆਪਣੇ ਆਪਣੀਆਂ ਕਮੀਆਂ ਨਿਕਲ ਗਈਆਂ ਘਾਟਾਂ ਸਾਡੀਆਂ ਨਿਕਲ ਗਈਆਂ ਸਾਡੇ 'ਚ ਗੁਣ ਆ ਗਏ ਗੁਣ ਕਿਵੇਂ ਆਏ ਗੁਰੂ ਜੀ ਦੀ ਸੰਗਤ ਕਰਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਸੁਣ ਕੇ ਗੁਰਬਾਣੀ ਨੂੰ ਸਮਝ ਕੇ ਇਸ ਕਰਕੇ ਜਿਹੜੇ ਰੱਬ ਨਾਲ ਪ੍ਰਤੀਤ ਭਰੋਸਾ ਰੱਬ ਤੇ ਭਰੋਸਾ ਚਾਹੁੰਦੇ ਆ ਨਾ ਪਿਆਰਿਓ ਬੇਨਤੀ ਨੂੰ ਧਿਆਨ ਨਾਲ ਸੁਣੋ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਬਚਨ ਤੇ ਪੂਰਨ ਭਰੋਸਾ ਕਰਨਾ ਸ਼ੁਰੂ ਕਰੋ ਆ ਪੁਆਇੰਟ ਨੋਟ ਕਰੋ ਗੁਰਬਾਣੀ ਦੇ ਇੱਕ ਇੱਕ ਬਚਨ ਤੇ ਗੁਰੂ ਜੀ ਦੇ ਇੱਕ ਇੱਕ ਬਚਨ ਤੇ 100% ਭਰੋਸਾ ਕਰੋ ਵਿਸ਼ਵਾਸ ਕਰੀਏ ਵੀ ਮੇਰੇ ਗੁਰੂ ਜੀ ਜੋ ਕਹਿੰਦੇ ਐ ਸੱਤ ਕਹਿੰਦੇ ਐ ਤਾਂ ਪਰਮਾਤਮਾ ਨਾਲ ਪਿਆਰ ਪੈਣਾ ਭਾਈ ਰੱਬ ਨਾਲ ਬੰਦੇ ਦਾ ਪਿਆਰ ਤਾਂ ਪਏਗਾ ਜੇ ਸੱਚ ਦੇ ਨਾਲ ਪਰਮਾਤਮਾ ਨਾਲ ਮਾਲਕ ਜੀ ਦੇ ਨਾਲ ਤਾਂ ਪਿਆਰ ਪਏਗਾ ਜੇ ਗੁਰਬਾਣੀ ਤੇ ਪ੍ਰਤੀਤ ਕਰਾਂਗੇ ਜਾਕੈ ਮਨ ਗੁਰ ਕੀ ਪ੍ਰਤੀਤ ਜਿਹਨੂੰ ਗੁਰੂ ਜੀ ਦੇ ਬਚਨਾਂ ਤੇ ਪ੍ਰਤੀਤ ਹੈ ਤਿਸ ਜਨ ਆਵੇ ਹਰ ਹਰ ਪ੍ਰਭ ਜੀ ਜਿਹਦਾ ਗੁਰੂ ਜੀ ਦੇ ਬਚਨਾਂ ਤੇ ਪ੍ਰਤੀਤ ਹੀ ਨਹੀਂ ਜਿਸ ਬੰਦੇ ਨੂੰ ਜਿਹਨੂੰ ਗੁਰੂ ਜੀ ਦੇ ਬਚਨਾਂ ਤੇ ਭਰੋਸਾ ਹੀ ਨਹੀਂ ਉਹਨੂੰ ਰੱਬ ਕਦੇ ਯਾਦ ਨਹੀਂ ਆ ਸਕਦਾ ਪ੍ਰਤੀਤ ਬਹੁਤ ਲੋਕਾਂ ਨੂੰ ਗੁਰੂ ਦੇ ਬਚਨਾਂ ਤੇ ਹੈ ਨਹੀਂ ਸਾਡਾ ਹਾਲ ਇਹ ਹੈ ਜੀ ਅਸੀਂ ਸਾਰੇ ਜਣੇ ਪੜ੍ਹਦੇ ਜ਼ਰੂਰ ਆ ਸਾਨੂੰ ਗੁਰੂ ਜੀ ਦੇ ਬਚਨ ਤੇ ਪ੍ਰਤੀਤ ਨਹੀਂ ਜਿਹੜੇ ਬੰਦੇ ਨੂੰ ਗੁਰੂ ਦੇ ਬਚਨਾਂ ਤੇ ਪ੍ਰਤੀਤ ਭਰੋਸਾ ਵਿਸ਼ਵਾਸ ਹੋਏਗਾ ਦੱਸੋ ਭਲਾ ਉਹ ਕਿਸੇ ਕਬਰਾਂ ਤੇ ਮੱਥੇ ਟੇਕੇਗਾ ਉਹ ਕਿਸੇ ਦੇਹ ਦੀ ਪੂਜਾ ਕਰੇਗਾ ਉਹ ਤੇ ਕਿਸੇ ਪਾਸੇ ਜਾਣਾ ਹੀ ਨਹੀਂ ਸਾਡੇ ਤੇ ਸਾਰੇ ਹੀ ਤੁਰੇ ਫਿਰਦੇ ਐ ਡਾਵਾਂ ਡੋਲ ਲੈਂਦੇ ਆ ਡਗਮਗ ਡਗਮਗ ਹਰ ਵੇਲੇ ਕਬੀਰ ਡਗਮਗ ਕਿਆ ਕਰ ਹੈ ਕਹਾਂ ਡਲਾਵੇਂ ਜੀਓ ਹਰ ਵੇਲੇ ਅਸੀਂ ਤੇ ਡੋਲਦੇ ਰਹਿੰਦੇ ਆ ਭਾਈ ਬਹੁਤ ਵਾਰ ਸੁਣਦੇ ਹੋ ਬੜੀਆਂ ਬੇੜੀਆਂ ਤੇ ਪੈਰ ਰੱਖੀ ਫਿਰਦੇ ਆ ਪਰ ਜੇ ਗੁਰੂ ਸਾਹਿਬ ਦੇ ਬਚਨਾਂ ਤੇ ਸਾਡਾ ਭਰੋਸਾ ਹੋਵੇ ਪੂਰਨ ਭਰੋਸਾ ਹੋਵੇ ਪੰਚਮ ਪਾਤਸ਼ਾਹ ਕਹਿੰਦੇ ਪ੍ਰਤੀਤ ਕਰੀਏ ਤੇ ਰੱਬ ਵੀ ਫਿਰ ਉਹਨਾਂ ਨੂੰ ਚੇਤੇ ਆਏਗਾ ਪਰਮਾਤਮਾ ਨਾਲ ਉਹਨਾਂ ਦਾ ਹੀ ਚਿੱਤ ਹਰ ਵੇਲੇ ਲੱਗਿਆ ਰਹਿੰਦਾ ਹੈ ਜਿਹੜਾ ਗੁਰੂ ਦੇ ਬਚਨਾਂ ਤੇ ਪ੍ਰਤੀਤ ਕਰਦਾ ਹੈ ਹੁਣ ਜਿਵੇਂ ਸਿੱਧਾ ਜਿਹਾ ਸਿੱਧਾ ਜਿਹਾ ਬਚਨ ਵੇਖੋ ਇੰਨਾ ਤੇ ਹਰੇਕ ਨੂੰ ਹੀ ਆਉਂਦਾ ਨਾ ਵੇਖਿਓ ਸਾਚੇ ਸਾਹਿਬਾ ਬੋਲੋ ਕਿਆ ਨਹੀਂ ਘਰ ਤੇਰੇ ਲੈ ਇੰਨਾ ਤੇ ਸਭ ਨੂੰ ਹੀ ਆਉਂਦਾ ਇਸ ਬਚਨ ਤੇ ਪ੍ਰਤੀਤ ਸਾਰਿਆਂ ਨੂੰ ਨਹੀਂ ਸਾਨੂੰ ਸਾਰਿਆਂ ਨੂੰ ਇਸ ਬਚਨ ਤੇ ਪ੍ਰਤੀਤ ਨਹੀਂ ਬਹੁਤ ਚਲੋ ਗੁਰੂ ਕੇ ਸਿੱਖ ਬਹੁਤ ਬੈਠੇ ਐ ਬਾਣੀ ਸਮਝਣ ਲੱਗ ਪਏ ਐ ਮੰਨਣ ਲੱਗ ਪਏ ਐ ਬਹੁਤ ਚੇਂਜ ਆਈ ਐ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਅਜੇ ਵੀ ਆ ਬੰਦਾ ਐਦਾਂ ਪੜੀ ਵੀ ਜਾਂਦਾ ਹੈ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇ ਰਹਿ ਜਿਸ ਦੇ ਸੋ ਕਈ ਤੇ ਜਾਂਦੇ ਆ ਪਰ ਭਰੋਸਾ ਅੰਦਰੋਂ ਨਹੀਂ ਬਣਦਾ ਕਿਤੇ ਨਾ ਕਿਤੇ ਡਾਊਟ ਵੀ ਕਰੀ ਜਾਂਦੇ ਆ ਕਿਤੇ ਨਾ ਕਿਤੇ ਸ਼ੱਕ ਵੀ ਹੈ ਤੇ ਸ਼ੱਕ ਵਾਲਾ ਕੱਖ ਜੇ ਅੱਖ ਵਿੱਚ ਪੈ ਜੇ ਸੁਰਤ ਦੀ ਅੱਖ ਵਿੱਚ ਫਿਰ ਕੱਖ ਨਹੀਂ ਦਿਸਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਹੁਣ ਮੰਨ ਲਓ ਵੀ ਮੈਨੂੰ ਹੁਣ ਕਿੱਥੇ ਤੱਕ ਦਿਸਦਾ ਤੁਹਾਨੂੰ ਕਿੰਨਾ ਦਿਸਦਾ ਆਪਣੀ ਅੱਖ ਕਿੰਨਾ ਕੁਝ ਵੇਖਦੀ ਹੈ ਕਿੱਡੇ ਕਿੱਡੇ ਪਹਾੜ ਵੇਖਦੀ ਹੈ ਚੰਦਰਮਾ ਕਿੰਨੀ ਦੂਰ ਹੈ ਚੰਦਰਮਾ ਵੀ ਵੇਖਦੀ ਹੈ ਸੂਰਜ ਕਿੰਨੀ ਦੂਰ ਹੈ ਸੂਰਜ ਵੇਖਦੀ ਹੈ ਤਾਰੇ ਉਦੋਂ ਵੀ ਦੂਰ ਨੇ ਤਾਰੇ ਵੀ ਵੇਖਦੀ ਹੈ ਲਓ ਨਿੱਕੀ ਜੀ ਅੱਖ ਕਿੰਨਾ ਕੁਝ ਵੇਖਦੀ ਹੈ ਪਰ ਉਹਨਾਂ ਚਿਰ ਹੀ ਵੇਖਣ ਦੀ ਤਾਕਤ ਰੱਖਦੀ ਹੈ ਜਿੰਨਾ ਚਿਰ ਇਹਦੇ ਵਿੱਚ ਕੋਈ ਉੱਡਦਾ ਉੱਡਦਾ ਕੱਖ ਨਾ ਪਵੇ ਅੱਖ ਵਿੱਚ ਨਿਕਾ ਜਾ ਕੱਖ ਪਿਆ ਨਹੀਂ ਤੇ ਕੱਖ ਨਹੀਂ ਦਿਸਦਾ ਕੁਛ ਨਹੀਂ ਨਾ ਦਿਸਦਾ ਫਿਰ ਪਰ ਸੁਰਤ ਹੈ ਜਿਹੜੀ ਸਾਡੀ ਸੁਰਤ ਇਹਨੂੰ ਜਦੋਂ ਮਾੜਾ ਜਿਹਾ ਡਾਊਟ ਹੋ ਜਾਂਦਾ ਹੈ ਸ਼ੰਕਾ ਕਰ ਲੈਂਦੀ ਹੈ ਸ਼ੰਕਾ ਕਰ ਲੈਂਦੀ ਹੈ ਉਸ ਵੇਲੇ ਫਿਰ ਪ੍ਰਮਾਤਮਾ ਦੀ ਫੀਲਿੰਗ ਨਹੀਂ ਹੋਣੀ ਉਹ ਇੱਕ ਅਹਿਸਾਸ ਜਿਹੜਾ ਮਨ ਨੂੰ ਹੋਣਾ ਹੈ ਉੱਥੇ ਹੀ ਸਟਾਪ ਲੱਗ ਜਾਂਦਾ ਹੈ ਉੱਥੇ ਹੀ ਸਟਾਪ ਲੱਗ ਜਾਂਦਾ ਕਿਵੇਂ ਭਲਾ ਮੇਰੇ ਵੀਰੋ ਨੋਟ ਕਰਿਓ ਜਰਾ ਧਿਆਨ ਨਾਲ ਸੁਣਿਓ ਵੇਖਿਓ ਐਂ ਜੇ ਨਹੀਂ ਲੱਗਦਾ ਵੀ ਯਾਰ ਗੱਲਾਂ ਤੇ ਸੱਚੀਆਂ ਨੇ ਪਰ ਹੁਣ ਇੰਨੇ ਚਿਰ ਤੋਂ ਸਾਰੇ ਕਰਦੇ ਆਏ ਨੇ ਸਾਰੇ ਥੋੜਾ ਗਲਤ ਹੋ ਸਕਦੇ ਐਦਾਂ ਜੇ ਨਹੀਂ ਆ ਜਾਂਦਾ ਕਈ ਵਾਰੀ ਮਨ ਜਿਵੇਂ ਹੁਣ ਮੰਨ ਲਓ ਆਪਾਂ ਕਈ ਵਾਰੀ ਸੁਣੀ ਜਾਈਏ ਜਿਵੇਂ ਹੁਣ ਬਹੁਤ ਬੰਦੇ ਆ ਜੀ ਅਜੇ ਵੀ ਜਿਵੇਂ ਹੁਣ ਮੰਨ ਲਓ ਆਪਾਂ ਬਾਣੀ ਵਿੱਚ ਪੜ ਲਿਆ ਵੀ ਭੂਤ ਪ੍ਰੇਤ ਬੰਦਾ ਹੀ ਹੁੰਦਾ ਹੈ ਆਪਾਂ ਕਿੰਨੀ ਵਾਰੀ ਪੜਿਆ ਸੁਣਿਆ ਵੀ ਗੁਰਬਾਣੀ ਦੇ ਗਿਆਨ ਨਾਲੋਂ ਟੁੱਟ ਕੇ ਬੰਦਾ ਕੀ ਹੈ ਭੂਤ ਪ੍ਰੇਤ ਪਰ ਫਿਰ ਵੀ ਸਾਡੇ 'ਚ ਕਈ ਬੰਦੇ ਹੈ ਆ ਜਿਹੜੇ ਐ ਸੋਚਦੇ ਆ ਯਾਰ ਇੰਨੇ ਚਿਰ ਤੋਂ ਇੰਨੀਆਂ ਗੱਲਾਂ ਸੁਣੀਆਂ ਨੇ ਐਵੇਂ ਥੋੜਾ ਕੋਈ ਤੇ ਹੋਏਗਾ ਹੀ ਇਹਨੂੰ ਕਹਿੰਦੇ ਡਾਊਟ ਕਰਨਾ ਕਿਤੇ ਨਾ ਕਿਤੇ ਅੰਦਰ ਇੱਕ ਸ਼ੱਕ ਹੈ ਜੇ ਉਹ ਜਿਹੜਾ ਸ਼ੱਕ ਹੈ ਸਾਨੂੰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆਂ ਫਿਰ ਪੂਰਨ ਭਰੋਸਾ ਰੱਖੀਏ ਜਦੋਂ ਮੇਰੇ ਗੁਰੂ ਨੇ ਕਹਿਤਾ ਮਾਲਕ ਜੀ ਨੇ ਕਹਿਤਾ ਮੇਰੇ ਗੁਰੂ ਜੀ ਦਾ ਬਚਨ ਆ ਗਿਆ ਨਾ ਪਹਿਲਾਂ ਹੀ ਪਹਿਲਾਂ ਹੀ ਆ ਗਿਆ ਵੀ ਇੱਕ ਓੰਕਾਰ ਇੱਕ ਹੈ ਉਸੇ ਦਾ ਸਾਰੇ ਪਾਸੇ ਪਸਾਰਾ ਹੈ ਬਸ ਫਿਰ ਦੂਜੀ ਕੋਈ ਸ਼ਕਤੀ ਮੰਨਣੀ ਨਹੀਂ ਆਪਾਂ ਕਿਸੇ ਚੀਜ਼ 'ਚ ਕੋਈ ਪਾਵਰ ਹੈ ਹੀ ਨਹੀਂ ਹੁਣ ਇਹ ਭਰੋਸਾ ਸਾਨੂੰ ਹੋਣਾ ਚਾਹੀਦਾ ਪਰ ਕਈਆਂ ਨੂੰ ਨਹੀਂ ਅਜੇ ਵੀ ਕਈ ਬੰਦੇ ਮੈਂ ਆ ਗੱਡੀ ਮੇਰੀ ਜਾਂਦੀ ਐ ਤੇ ਕਈ ਛੜਕ ਤੇ ਹੀ ਹੱਥ ਲਾ ਕੇ ਨਾ ਟਾਇਰ ਦੇ ਥੱਲੇ ਐ ਸੋਚਦੇ ਨੇ ਵੀ ਜੇ ਮਿੱਟੀ ਹੋਈ ਮਾੜੀ ਜੀ ਲੱਗ ਜੇ ਕਿਤੇ ਮੇਰੇ ਮੱਥੇ ਤੇ ਅਜੇ ਵੀ ਇੱਥੇ ਨੇ ਅਜੇ ਵੀ ਇਦਾਂ ਸੋਚਦੇ ਐ ਇਹ ਮੰਨਣਾ ਪੈਣਾ ਸਾਨੂੰ ਵੀ ਆਪਾਂ ਸਾਰੇ ਕੀ ਆ ਗੁਰੂ ਦੇ ਧੀਆਂ ਪੁੱਤ ਕੀ ਲੱਗਦੇ ਆ ਇੱਕ ਦੂਜੇ ਦੇ ਭੈਣ ਭਰਾ ਬੋਲੋ ਕੀ ਲੱਗਦੇ ਆ ਭਾਈ ਭੈਣ ਭਰਾ ਲੱਗਦੇ ਆ ਆਪਾਂ ਸਾਰੇ ਆਪਾਂ ਸਾਰੇ ਭੈਣ ਭਰਾ ਹਾਂ ਆਪਣੇ ਸਾਰਿਆਂ ਦੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਆਪਾਂ ਸਾਰਿਆਂ ਨੇ ਦਾਖਲਾ ਲਿਆ ਕਿਵੇਂ ਲਿਆ ਜੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਆਪਾਂ ਪੰਜ ਕਕਾਰ ਇੱਕੋ ਜਿਹੀ ਸਾਰਿਆਂ ਨੇ ਵਰਦੀ ਪਾਈ ਹੈ ਇੱਕ ਮਾਂ ਇੱਕ ਪਿਤਾ ਇੱਕ ਥਾਂ ਦੇ ਸਾਡਾ ਜਨਮ ਇੱਕ ਥਾਂ ਦਾ ਹੈ ਅਸੀਂ ਸਾਰੇ ਜਨਮ ਸਾਡਾ ਇੱਕ ਥਾਂ ਦਾ ਹੈ ਮਾਂ ਵੀ ਸਾਡੀ ਇੱਕ ਹੈ ਧਰਮ ਦੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਹਿਬ ਕੌਰ ਜੀ ਸਤਿਗੁਰੂ ਸਾਡੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਸੀ ਅਸੀਂ ਆਨੰਦਪੁਰ ਸਾਹਿਬ ਦੇ ਜਨਮ ਸ਼੍ਰੀ ਕੇਸਗੜ ਸਾਹਿਬ ਦਾ ਤੇ ਜਦੋਂ ਜਨਮ ਇੱਕ ਹੈ ਨਾਨਕੇ ਦਾਦਕੇ ਇੱਕ ਨੇ ਤੇ ਫਿਰ ਸਾਰੇ ਆਪਸ ਵਿੱਚ ਕੀ ਲੱਗੇ ਭੈਣ ਭਰਾ ਲੱਗੇ ਆਪਾਂ ਸਾਰੇ ਭੈਣ ਭਰਾ ਲੱਗੇ ਪਰ ਕਿਤੇ ਨਾ ਕਿਤੇ ਜਿਹੜਾ ਮਨ ਚੰਦਰਾ ਹੈ ਇਹ ਡਾਊਟ ਕਰਦਾ ਹੈ ਇਹ ਸ਼ੱਕ ਕਰਦਾ ਹੈ ਇਹ ਸ਼ੰਕਾ ਕਰਦਾ ਹੈ ਅਜੇ ਵੀ ਹਿੱਲ ਜਾਂਦਾ ਹੈ ਅਜੇ ਵੀ ਐਦਾਂ ਡਰ ਜਾਂਦਾ ਹੈ ਵੀ ਕਿਤੇ ਨਾ ਕਿਤੇ ਜਿਹੜੀ ਗੱਲ ਕਹਿਣੀ ਹੈ ਕਹਿਣ ਤੋਂ ਘਬਰਾ ਜਾਂਦਾ ਹੈ ਜਿਹੜੀ ਇਹਨੂੰ ਹਿੰਮਤ ਵਿਖਾਉਣੀ ਚਾਹੀਦੀ ਸੀ ਸਤਿਗੁਰ ਤੇ ਪ੍ਰਤੀਤ ਕਰਕੇ ਉਹ ਹਿੰਮਤ ਵਿਖਾਉਂਦਾ ਨਹੀਂ ਜਿਹੜੀ ਸਤਗੁਰ ਤੇ ਪ੍ਰਤੀਤ ਕਰਕੇ ਜਿਹੜਾ ਦਲੇਰ ਬੰਨਣਾ ਚਾਹੀਦਾ ਸੀ ਇਹਨੂੰ ਬਣਦਾ ਨਹੀਂ ਦਲੇਰ ਪੁਣਾ ਨਹੀਂ ਰਿਹਾ ਅੰਦਰ ਅੰਦਰ ਜਿਹੜੀ ਅਣਖ ਜਾਗਣੀ ਚਾਹੀਦੀ ਸੀ ਜਿਹੜੀ ਜ਼ਮੀਰ ਜਾਗਣੀ ਚਾਹੀਦੀ ਸੀ ਪ੍ਰਤੀਤ ਕਰਕੇ ਉਹ ਜਾਗ ਨਹੀਂ ਰਹੀ ਜਾਗ ਕਿਉਂ ਨਹੀਂ ਰਹੀ ਕਿਉਂਕਿ ਪੂਰਨ ਭਰੋਸਾ ਨਹੀਂ ਆਇਆ ਤੇ ਮੇਰੀ ਗੱਲ ਨੋਟ ਕਰਿਓ ਵੀਰੋ ਵੀਰੋ ਵੀ ਜਿਹੜੇ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ 100% ਦੀ ਪ੍ਰਤੀਤ ਨਹੀਂ ਆਏਗੀ ਉਹਨਾਂ ਚਿਰ ਰੱਬ ਮਾਲਕ ਜੀ ਵਿੱਚ ਉਸ ਬੰਦੇ ਦਾ ਚਿੱਤ ਨਹੀਂ ਲੱਗਣਾ ਕਦੀ ਨਹੀਂ ਲੱਗਣਾ ਕਿਉਂ ਅਸੀਂ ਕਮਲਿਆਂ ਵਾਂਗੂ ਮੈਂ ਤੇ ਸੱਚੀ ਇਦਾਂ ਲੱਗਦਾ ਵੀ ਕਮਲਾ ਹੋ ਗਿਆ ਹੁਣਾ ਇਦਾਂ ਮੈਂ ਸਟੇਜਾਂ ਤੇ ਕਹਿੰਦਾ ਰਹਿਣਾ ਹਰ ਵੇਲੇ ਆਪ ਬਾਣੀ ਪੜੋ ਆਪ ਸਹਿਜ ਪਾਠ ਕਰੋ ਇੱਕੋ ਹੀ ਰੱਟਾ ਲਾਈ ਰਹਿਣਾ ਉਹਦਾ ਕਾਰਨ ਸਿਰਫ ਇੰਨਾ ਹੀ ਹੈ ਵੀ ਕਿਵੇਂ ਨਾ ਕਿਵੇਂ ਕੁਰਬਾਨੀ ਨਾਲ ਮੇਰੇ ਵੀਰੋ ਤੁਸੀਂ ਜੁੜੋ ਤੇ ਤੁਸੀਂ ਕੁਰਬਾਨੀ ਨਾਲ ਜੁੜੋਗੇ ਮੈਂ ਕੁਰਬਾਨੀ ਨਾਲ ਜੁੜਾਂਗਾ ਆਪਾਂ ਸਾਰੇ ਕਹਿ ਲੋ ਵੀ ਆਪਾਂ ਸਾਰੇ ਜਦੋਂ ਕੁਰਬਾਨੀ ਨਾਲ ਜੁੜਾਂਗੇ ਫਿਰ ਰੱਬ ਉਹ ਪਰਮਾਤਮਾ ਤੇ ਸਾਡੀ ਪ੍ਰਤੀਤ ਬਣ ਜਾਏਗੀ ਤੇ ਸੁਣੋ ਜਦੋਂ ਰੱਬ ਤੇ ਪ੍ਰਤੀਤ ਬਣ ਜਾਏਗੀ ਰੱਬ ਬਹੁਤ ਵੱਡਾ ਹੈ ਤੇ ਜਦੋਂ ਸਾਨੂੰ ਲੱਗੇਗਾ ਨਾ ਵੀ ਮੇਰੇ ਵਿੱਚ ਵੀ ਉਹੀ ਹੈ ਜਿਹੜਾ ਦਰਖਤਾਂ 'ਚ ਹੈ ਜਿਹੜਾ ਹਰੇਕ 'ਚ ਹੈ ਤੇ ਆਪਾਂ ਫਿਰ ਬਹੁਤ ਵੱਡੇ ਬਣ ਜਾਾਂਗੇ ਵੱਡੇ ਏਡੇ ਬਣ ਜਾਾਂਗੇ ਐ ਲੱਗੇਗਾ ਵੀ ਸਾਡੇ ਜਿੰਦਾ ਕੋਈ ਵੀ ਨਹੀਂ ਜਦੋਂ ਰੱਬ ਤੇ ਪ੍ਰਤੀਤ ਬਣ ਗਏ ਰੱਬ ਨੂੰ ਵੇਖਣਾ ਕਿੱਥੇ ਹੈ ਆਪਣੇ ਅੰਦਰ ਮਾਲਕ ਨੂੰ ਆਪਣੇ ਅੰਦਰ ਵੇਖਾਂਗੇ ਜਦੋਂ ਰੱਬ ਜੀ ਦੀ ਹੋਂਦ ਸਾਨੂੰ ਫੀਲ ਹੋਣ ਲੱਗ ਗਈ ਮਾਲਕ ਦੀ ਹੋਂਦ ਸਾਨੂੰ ਫੀਲ ਹੋਣ ਲੱਗ ਜਾਏਗੀ ਫਿਰ ਬੜੇ ਵੱਡੇ ਹੋ ਜਾਾਂਗੇ ਫਿਰ ਡਰ ਡੁਰ ਚੁੱਕੇ ਜਾਣਗੇ ਪੜਦੇ ਜ਼ਰੂਰਾਂ ਪ੍ਰਤੀਤ ਕਿੱਥੇ ਆਈ ਭਰੋਸਾ ਕਿੱਥੇ ਆਇਆ ਹੁਣ ਡਰ ਕਿਉਂ ਲੱਗਦਾ ਕਿਉਂਕਿ ਵੇਖਿਓ ਸੁਣੋ ਫਿਰ ਸੁਣੋ ਬਈ ਪਿਆਰਿਓ ਖੋਲੀ ਇਸ ਗੱਲ ਨੂੰ ਵੇਖਿਓ ਹੁਣ ਮੈਂ ਕੀ ਸਮਝਦਾ ਆਪਣੇ ਆਪ ਨੂੰ ਵੀ ਮੈਂ ਰਣਜੀਤ ਸਿੰਘ ਆ ਮੰਨ ਲਓ ਮੈਂ ਐ ਸਮਝਦਾ ਮੈਂ ਤੇ ਕੁਝ ਵੀ ਵੀ ਮਾਪਿਓ ਨੇ ਮੈਨੂੰ ਜਨਮ ਦਿੱਤਾ ਇੰਨੀ ਕੁ ਮੇਰੀ ਉਮਰ ਹੋ ਗਈ ਇੰਨਾ ਕੁ ਮੈਂ ਪੜਿਆ ਸੀ ਇੰਨਾ ਕੁ ਸਾਰਾ ਕੁਝ ਵੀ ਨਹੀਂ ਬੜਾ ਨਿਕਾ ਜਿਆ ਕੁਝ ਵੀ ਨਹੀਂ ਕੋਈ ਚੀਜ਼ ਨਹੀਂ ਤੇ ਜੇ ਤੁਸੀਂ ਪਰਮਾਤਮਾ ਆਪਣੇ ਆਪ ਵਿੱਚੋਂ ਵੇਖਦੇ ਆ ਫਿਰ ਤੇ ਬੜੇ ਵੱਡੇ ਬਣ ਜਾਂਦੇ ਆ ਭਾਵ ਜੇ ਬੰਦਾ ਕੱਲਾ ਹੁੰਦਾ ਹੈ ਤੇ ਬਹੁਤ ਛੋਟਾ ਹੈ ਤੇ ਜਿੱਡਾ ਵੱਡਾ ਉਹ ਮਨ ਦੇ ਤਲ ਤੇ ਰੱਬ ਨੂੰ ਮਹਿਸੂਸ ਕਰਦਾ ਹੈ ਓਡਾ ਵੱਡਾ ਹੀ ਉਹ ਆਪ ਹੋ ਜਾਂਦਾ ਹੈ ਓਡਾ ਵੱਡਾ ਹੀ ਉਹ ਆਪ ਹੋਈ ਜਾਂਦਾ ਜਿੰਨਾ ਸੁਰਤ ਵਿੱਚ ਪਰਮਾਤਮਾ ਵੱਡਾ ਹੁੰਦਾ ਜਾਏਗਾ ਸੁਣੋ ਨਾ ਜੀ ਪਿਆਰਿਓ ਵੇਖੋ ਵੇਖਿਓ ਮਾਲਕ ਜੀ ਐਦਾਂ ਆਪਾਂ ਹਰ ਵੇਲੇ ਗੁਰਬਾਣੀ ਤੋਂ ਐ ਕਰੀ ਗਏ ਹਰ ਵੇਲੇ ਆਪਾਂ ਕਰੀ ਜਾਓ ਐਦਾਂ ਬਾਣੀ ਪੜ੍ਹਦੇ ਆ ਪੜ੍ਹਦੇ ਆ ਰੱਬ ਬਹੁਤ ਵੱਡਾ ਹੈ ਓਏ ਰੱਬ ਐਡਾ ਵੱਡਾ ਪ੍ਰਮਾਤਮਾ ਐਡਾ ਵੱਡਾ ਰੱਬ ਐਡਾ ਵੱਡਾ ਐਦਾਂ ਕਰੀ ਗਏ ਕਰਦੇ ਰਹੇ ਕਰਦੇ ਰਹੇ ਮੁੜ ਕੇ ਮਾਈਂਡ ਵਿੱਚ ਗੁਰੂ ਸਾਹਿਬ ਨੇ ਐ ਜੇ ਸਮਝਾਤਾ ਵੀ ਰੱਬ ਕਿੱਥੇ ਹੈ ਤੇਰੇ ਵਿੱਚ ਫਿਰ ਗੱਲ ਸਾਰੀ ਕਿੱਧਰ ਆ ਗਈ ਆਪਣੀ ਆ ਗਈ ਨਾ ਇਹਦਾ ਮਤਲਬ ਮੈਂ ਬਹੁਤ ਵੱਡਾ ਆਖੋ ਸਤਨਾਮ ਸਿਵਾਹ ਸੋਚ ਕੇ ਵੇਖੋ ਇਹ ਰੱਬ ਦਾ ਕਨਸੈਪਟ ਕਿੰਨਾ ਪਿਆਰਾ ਹੈ ਸਾਨੂੰ ਵੱਡਿਆਂ ਕਰਨਾ ਹੈ ਗੁਰੂ ਸਾਹਿਬ ਨੇ ਕਰਨਾ ਘੁਮਾ ਕੇ ਹੈ ਗੱਲ ਤੇ ਤੇਰੀ ਕਰਦੇ ਆ ਵੱਡਾ ਤੇ ਤੈਨੂੰ ਖੋਲਣਾ ਤੇ ਤੈਨੂੰ ਚਾਹੁੰਦੇ ਐ ਵੀ ਬੀਜ ਤੂੰ ਖੁੱਲ ਜਾ ਤੂੰ ਬੀਜ ਐ ਤੂੰ ਖੁੱਲ ਜਾ ਬੀਜ ਨੂੰ ਕਹਿੰਦੇ ਨੇ ਤੂੰ ਖੁੱਲ ਜਾ ਮੁੜ ਕੇ ਤੇਰੇ ਨਾਲ ਜੋੜ ਦਿੰਦੇ ਆ ਉਹਨੂੰ ਪਹਿਲਾਂ ਵੱਡਾ ਵੱਡਾ ਵੱਡਾ ਵੱਡਾ ਕਹੀ ਜਾਂਦੇ ਆ ਮੁੜ ਕੇ ਸਿੱਧਾ ਹੀ ਤੇਰੇ ਨਾਲ ਜੋੜ ਦਿੰਦੇ ਆ ਕਹਿੰਦੇ ਤੂੰ ਹੀ ਹੈ ਕਮਾਲ ਨਹੀਂ ਹੋਗੀ ਬੰਦਾ ਇੱਕ ਦਮ ਜਾਨੀ ਕਿ ਜਿਹੜਾ ਬੰਦਾ ਰੱਬ ਨੂੰ ਵੱਡਾ ਨਹੀਂ ਕਹਿੰਦਾ ਉਹ ਆਪ ਵੱਡਾ ਨਹੀਂ ਬਣ ਸਕਦਾ ਫਿਰ ਬੇਨਤੀ ਨੂੰ ਸੁਣੋ ਰੱਬ ਬਹੁਤ ਵੱਡਾ ਹੈ ਬੰਦਾ ਇਹ ਕਹੀ ਜਾਂਦਾ ਗੁਰੂ ਸਾਹਿਬ ਮਗਰ ਮਗਰ ਅੱਗੇ ਅੱਗੇ ਗੁਰੂ ਸਾਹਿਬ ਬੋਲੀ ਜਾਂਦੇ ਆ ਸਹਿਜ ਪਾਠ ਕਰ ਰਹੇ ਆ ਪਰਮਾਤਮਾ ਬਹੁਤ ਵੱਡਾ ਵੱਡੇ ਮੇਰੇ ਸਾਹਿਬਾ ਐਦਾਂ ਚੱਲ ਰਿਹਾ ਤੂੰ ਠਾਕਰੋ ਬੈਰਾ ਕਰੋ ਐਦਾਂ ਚੱਲ ਰਿਹਾ ਮੈਂ ਜੇ ਹੀ ਕਣ ਚੇਰੀ RAM ਤੂੰ ਸਾਖਰੋ ਰਤਨਾ ਕਰੋ ਐਦਾਂ ਉਹਦੇ ਵੱਡੇ ਦੇ ਗੁਣ ਵੱਡੇ ਮੇਰੇ ਸਾਹਿਬਾ ਗਾਈ ਜਾਂਦਾ ਗਾਈ ਜਾਂਦਾ ਤੇ ਕਿਤੇ ਕਿਤੇ ਗੁਰੂ ਸਾਹਿਬ ਨਾ ਐ ਇਸ਼ਾਰਾ ਕਰ ਦਿੰਦੇ ਆ ਵੀ ਉਹ ਬਹੁਤ ਵੱਡਾ ਹੈ ਜਦੋਂ ਸਾਡੇ ਦਿਮਾਗ 'ਚ 100% ਬਹਿ ਗਈ ਫਿਰ ਮਾਰ ਨੇ ਕਹਿ ਦੇਣਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਸਾਡੇ ਆ ਲੰਗਲ ਕਰ ਦੇਣਗੇ ਫਿਰ ਜਿੰਨਾ ਪਰਮਾਤਮਾ ਬੇਅੰਤ ਬਣੇਗਾ ਬਣਾਏਗਾ ਸੁਰਤ ਦੇ ਤਲ ਤੇ ਮਨ ਦੇ ਤਲ ਤੇ ਉਨਾ ਹੀ ਵੱਡਾ ਹੋ ਜਾਏਗਾ ਅਸਲ 'ਚ ਤੈਨੂੰ ਵੱਡਿਆਂ ਕਰਨਾ ਚਾਹੁੰਦੇ ਆ ਤੇਰੀ ਯੂਨੀਕਨੈਸ ਹੈ ਨਾ ਜਿਹੜੀ ਉਹਨੂੰ ਖੋਲਣਾ ਚਾਹੁੰਦੇ ਆ ਰੱਬ ਨੂੰ ਇੱਕ ਕਹਿ ਕੇ ਤੈਨੂੰ ਕੱਲਾ ਕਰਨਾ ਚਾਹੁੰਦੇ ਆ ਭੇਡਾਂ 'ਚੋਂ ਤੈਨੂੰ ਬਾਹਰ ਕੱਢ ਕੇ ਛੇਰ ਬਣਾਉਣ ਦਾ ਕਨਸੈਪਟ ਹੈ ਤੈਨੂੰ ਭੇਡਾਂ 'ਚੋਂ ਬਾਹਰ ਕੱਢਣਾ ਚਾਹੁੰਦੇ ਆ ਤੈਨੂੰ ਛੇਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਵੀ ਭੇਡਾਂ 'ਚ ਹੀ ਰਲਿਆ ਫਿਰਦਾ ਤੂੰ ਕੱਲਾ ਹੈ ਤੂੰ ਰੱਬ ਦਾ ਬੀਜ ਹੈ ਸਾਨੂੰ ਲੱਗਦਾ ਹੈ ਵੀ ਐਡਾ ਵੱਡਾ ਬੋੜ ਦਾ ਦਰਖਤ ਨਿੱਕੇ ਜੇ ਬੀਜ ਵਿੱਚ ਲੱਗਦਾ ਸਾਨੂੰ ਹੁਣ ਐਡਾ ਕ ਬੀਜ ਹੈ ਉਹ ਬੀਜ ਵਿੱਚ ਐਡਾ ਬੋੜ ਹੈ ਆਪਾਂ ਕਹਿੰਦੇ ਹੋ ਹੀ ਨਹੀਂ ਸਕਦਾ ਇਦਾਂ ਹੀ ਹੈ ਭਾਈ ਬੰਦੇ ਦੇ ਵਿੱਚ ਰੱਬ ਹੈ ਲੱਗਦਾ ਤੇ ਹੈ ਹੀ ਨਹੀਂ ਪਰ ਹੈ ਹੈ ਜਿੰਨਾ ਚਿਰ ਉਹ ਇੱਕ ਉਹ ਇੱਕ ਕਹਿ ਕੇ ਇੱਕ ਇੱਕ ਇੱਕ ਬਸ ਕੱਲਾ ਹੀ ਉਹ ਹੈ ਹੋਰ ਕੁਛ ਨਹੀਂ ਹੋਰ ਕੁਛ ਨਹੀਂ ਉਹ ਇੱਕ ਮੇਰੇ ਵਿੱਚ ਉਹ ਮੈਨੂੰ ਕੱਲਿਆਂ ਕਰਦੇ ਹੈ ਹੁਣ ਵੇਖੋ ਨਾ ਪਿਆਰਿਓ ਸਟੇਜ ਤੇ ਕਿੰਨੇ ਬੈਠੇ ਐ ਬੈਠਿਆਂ ਦੇ ਵਿੱਚ ਨਹੀਂ ਦਿਸਣਾ ਜਿਹੜਾ ਬੰਦਾ ਇਕੱਲਾ ਹੀ ਇੱਥੇ ਸਟੇਜ ਤੇ ਖੜਾ ਹੋ ਜੇ ਕੱਲਾ ਕਰ ਦੋ ਕਿਸੇ ਬੰਦੇ ਨੂੰ ਸਾਰੇ ਬੰਦਿਆਂ ਚੋਂ ਨਾ ਇੱਥੇ ਸਟੇਜ ਤੇ ਜਿੰਨੇ ਬੈਠੇ ਐ ਇਹਨਾਂ ਸਾਰਿਆਂ ਬੈਠਿਆਂ ਚੋਂ ਤੁਸੀਂ ਇੱਕ ਬੰਦੇ ਨੂੰ ਖੜਾ ਕਰ ਦੋ ਉਹ ਜਿਹੜਾ ਇਕੱਲਾ ਖੜਾ ਹੈ ਉਹ ਥੋੜਾ ਜਿਹਾ ਸਿਕਿਉਰਿਟੀ ਤੇ ਫੀਲ ਨਹੀਂ ਕਰਦਾ ਇਕੱਲਾ ਹੋ ਗਿਆ ਕੱਲਾ ਹੋ ਗਿਆ ਐਂ ਤੇ ਸੋਚੂ ਵੀ ਮੇਰੇ ਕੰਨੀ ਸਾਰੇ ਵੇਖ ਰਹੇ ਨੇ ਮੈਨੂੰ ਸਾਰੇ ਵੇਖ ਰਹੇ ਨੇ ਮੇਰੇ ਕੰਨੀ ਧਿਆਨ ਜਾ ਰਿਹਾ ਕੰਬਣ ਤੇ ਭਾਵੇਂ ਲੱਗ ਜੇ ਪਰ ਦਿਸੇਗਾ ਉਹੀ ਜਿਹੜਾ ਕੱਲਾ ਖੜਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੱਲਾ ਖੜਾ ਉਹਨੇ ਹੌਸਲਾ ਦੇਣਾ ਸਾਰਿਆਂ ਨੂੰ ਖੜਾ ਖੜਾ ਹੋ ਕਹਿੰਦੇ ਕੱਲਾ ਤੇਰੇ 'ਚ ਬਹੁਤ ਵੱਡੀ ਤਾਕਤ ਹੈ ਤੇ ਜਦੋਂ ਇਹ ਚੀਜ਼ ਦਿਮਾਗ 'ਚ ਆ ਜਾਂਦੀ ਹੈ ਫਿਰ ਸਭ ਜਾਂਦੇ ਬਣਿਆ ਜਾਂਦਾ ਹੈ ਫੇਰ ਗੁਰੂ ਦੇ ਪੁੱਤ ਬਣਿਆ ਜਾਂਦਾ ਹੈ ਯੂਨੀਕ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਬੇਨਤੀ ਕੀਤੀ ਹੈ ਤੇਰੀ ਦਾੜੀ ਦੇ ਵਾਲ ਵਰਗਾ ਰੱਬ ਨੇ ਦੂਜਾ ਵਾਲ ਦੁਨੀਆ 'ਚ ਪੈਦਾ ਨਹੀਂ ਕੀਤਾ ਇਹ ਦਿਮਾਗ 'ਚ ਕਿਉਂ ਨਹੀਂ ਪਾਉਂਦੇ ਇੱਕ ਨੂੰ ਸਮਝੋ ਇੱਕ ਦਾ ਅਰਥ ਕੀ ਹੈ ਰੱਬ ਇੱਕ ਮਤਲਬ ਤੂੰ ਇੱਕ ਤੇਰੇ ਦਾੜੀ ਦੇ ਵਾਲ ਵਰਗਾ ਦੁਨੀਆ 'ਚ ਕੋਈ ਵਾਲ ਨਹੀਂ ਬਣਾਇਆ ਰੱਬ ਨੇ ਇਹਦੇ ਵਰਗਾ ਹੋਰ ਕੋਈ ਨਹੀਂ ਤੇਰੇ ਫਿੰਗਰਪ੍ਰਿੰਟ ਜਿਹੜੇ ਨੇ ਇਹਨਾਂ ਵਰਗੇ ਹੋਰ ਕੋਈ ਨਹੀਂ ਬਣਾਏ ਪੰਛੀ ਦੇ ਖੰਭ ਵਰਗਾ ਦੂਜਾ ਖੰਭ ਨਹੀਂ ਬਣਾਇਆ ਕਿਸੇ ਦਰਖਤ ਦੇ ਪੱਤੇ ਨੂੰ ਤੋੜ ਲਓ ਉਸ ਪੱਤੇ ਵਰਗਾ ਦੁਨੀਆ 'ਚ ਕੋਈ ਪੱਤਾ ਨਹੀਂ ਨਿੱਕੇ ਜੇ ਨਿੱਕੇ ਜੇ ਜਰਰੇ ਵਰਗਾ ਦੂਜਾ ਰੇਤ ਦਾ ਕਣ ਨਹੀਂ ਬਣਾਇਆ ਰੱਬ ਨੇ ਹਰੇਕ ਚੀਜ਼ ਵੱਖਰੀ ਬਣਾਈ ਹੈ ਪੜੇ ਲਿਖੇ ਮੇਰਿਓ ਵੀਰੋ ਤੁਹਾਨੂੰ ਇਹ ਗੱਲ ਕਲਿੱਕ ਕਰਨੀ ਚਾਹੀਦੀ ਹੈ ਜਦੋਂ ਉਹ ਯੂਨੀਕਨੈਸ ਹੈ ਉਹ ਇਕੱਲਾਪਣ ਹੈ ਜਿਹੜਾ ਉਹਨੂੰ ਖੋਲਣਾ ਪੈਂਦਾ ਕੱਲਾ ਖੋ ਕੱਲਾ ਆਪਣੀ ਪਾਵਰ ਨੂੰ ਪਛਾਣ ਹਰੇਕ ਚੀਜ਼ ਨਾਲ ਅੱਛਾ ਸੁਣੋ ਬਈ ਹਰੇਕ ਚੀਜ਼ ਨਾਲ ਰੱਬ ਨੇ ਡਾਇਰੈਕਟ ਸਬੰਧ ਜੋੜਿਆ ਹੋਇਆ ਆਪਣਾ ਪਰਮਾਤਮਾ ਤੇ ਪਰਮਾਤਮਾ ਤੇ ਉਹ ਇੱਕ ਇੱਕ ਆਪਸ ਵਿੱਚ ਕਨੈਕਟਡ ਹਨ ਜੁੜੇ ਹੋਏ ਨੇ ਵਿਚਾਲੇ ਉਹਨਾਂ ਦੇ ਕੋਈ ਨਹੀਂ ਆਉਂਦਾ ਬਸ ਗੁਰਬਾਣੀ ਦੇ ਗਿਆਨ ਨਾਲ ਬੰਦਾ ਹੁਣ ਵੇਖੋ ਨਾ ਪਿਆਰਿਓ ਹੁਣ ਕਿਵੇਂ ਕਿਵੇਂ ਦੇ ਸਮਝੀਏ ਵੇਖਿਓ ਸੁਣੋ ਸੂਰਜ ਦੇ ਉੱਤੇ ਜਦੋਂ ਕੋਈ ਹਲਚਲ ਹੁੰਦੀ ਹੈ 12 ਸਾਲਾਂ ਬਾਅਦ ਕਹਿੰਦੇ ਹਲਚਲ ਹੁੰਦੀ ਹੈ ਸੂਰਜ ਉਹੀ ਤੁਸੀਂ ਵੇਖੋਗੇ ਦਰਖਤਾਂ ਦੇ ਉੱਤੇ ਵੀ ਉਹਦੀ ਸ਼ੇਪ ਜਿਹੜੀ ਹੈ ਨਾ ਉਹਦਾ ਅਸਰ ਪੈਂਦਾ ਹੈ ਦਰਖਤ ਉੱਤੇ ਵੀ ਜੇ ਦਰਖਤ ਦੀ ਉਮਰ ਮਿਲਣੀ ਹੋਵੇ ਨਾ ਜਿਹੜੇ ਬੰਦੇ ਦਰਖਤ ਦੀ ਉਮਰ ਗਿਣ ਲੈਂਦੇ ਐ ਉਹ ਦਰਖਤਾਂ ਦਾ ਸੱਕ ਲਾਉਂਦੇ ਐ ਸੱਕ ਲਾ ਕੇ ਦਰਖਤਾਂ ਦੇ ਉੱਤੇ ਗੋਲ-ਗੋਲ ਚੱਕਰ ਜੇ ਬਣੇ ਹੋਏ ਹੁੰਦੇ ਨੇ ਗੋਲ-ਗੋਲ ਨਿਸ਼ਾਨ ਜਿਹਾ ਬਣਿਆ ਹੁੰਦਾ ਗੋਲ ਸਾਰਾ ਬ੍ਰਹਿਮੰਡ ਗੋਲ ਹੈ ਉਹ ਚੱਕਰਾਂ ਤੋਂ ਹਿਸਾਬ ਲੱਗਦਾ ਹੈ ਵੀ ਇਸ ਦਰਖਤ ਦੀ ਉਮਰ 12 ਸਾਲ ਇਹਦਾ ਮਤਲਬ 24 ਸਾਲ ਇਹਦਾ ਮਤਲਬ 36 ਸਾਲ ਇਹਦਾ ਮਤਲਬ 48 ਸਾਲ ਜਦੋਂ ਕੁਝ ਸੂਰਜ ਤੇ ਹੁੰਦਾ ਹੈ ਉਦੋਂ ਹੀ ਕੁਝ ਦਰਖਤ ਤੇ ਹੁੰਦਾ ਹੈ ਉਦੋਂ ਹੀ ਪੱਤੇ 'ਚ ਹੁੰਦਾ ਹੈ ਉਦੋਂ ਹੀ ਸਾਡੀ ਬੋਡੀ 'ਚ ਹੁੰਦਾ ਹੈ ਭਾਵ ਸਾਡਾ ਕਣ ਕਣ ਜੁੜਿਆ ਹੋਇਆ ਹੈ ਜਿਵੇਂ ਅੱਗੇ ਵੀ ਗੱਲ ਵੀ ਰੁੱਖ ਦਾ ਤੇ ਮਨੁੱਖ ਦਾ ਆਪਸ ਵਿੱਚ ਗਹਿਰਾ ਸਬੰਧ ਹੈ ਹਰ ਚੀਜ਼ ਆਪਸ ਵਿੱਚ ਜੁੜੀ ਹੋਈ ਹੈ ਸਾਨੂੰ ਆਪਾਂ ਆਪਾਂ ਇਕੱਲੇ ਸਮਝਦੇ ਆ ਆਪਣੇ ਆਪ ਨੂੰ ਹੁਣ ਵੇਖੋ ਮੈਂ ਹੁਣ ਮੈਂ ਅਮਨ ਨੂੰ ਮੈਂ ਸਮਝੀ ਤੇ ਕੀ ਕੀ ਜਾਣਾ ਆਪਣੇ ਆਪ ਨੂੰ ਵੀ ਮੈਂ ਰਣਜੀਤ ਸਿੰਘ ਆ ਆ ਬੰਦਾ ਕਹਿੰਦਾ ਮੈਂ ਗੁਰਪ੍ਰੀਤ ਸਿੰਘ ਆ ਉਹ ਕਹਿੰਦੇ ਮੈਂ ਮੈਂ ਮੈਂ ਭਾਈ ਗੁਰਜੀਤ ਸਿੰਘ ਆ ਐਦਾਂ ਚੱਲ ਨਹੀਂ ਰਿਹਾ ਹੁਣ ਵੇਖੋ ਕੱਲਾ ਕੱਲਾ ਹੈ ਬੰਦਾ ਵੇਖਿਓ ਜੁੜੇ ਹੋਏ ਆ ਮੈਂ ਆ ਬ੍ਰਹਿਮੰਡ ਤੋਂ ਅਲੱਗ ਨਹੀਂ ਹੋ ਸਕਦਾ ਮਾੜਾ ਜਿਹਾ ਸਾਹ ਰੋਕ ਲੈਣਾ ਬ੍ਰਹਿਮੰਡ ਤੋਂ ਟੁੱਟਦਾ ਮਾੜਾ ਜਿਹਾ ਆਕਸੀਜਨ ਹੈ ਹਰ ਚੀਜ਼ ਜੁੜੀ ਹੋਈ ਹੈ ਤੱਤ ਨੇ ਪੰਜ ਪੰਜ ਪੰਜ ਤੱਤ ਬਾਹਰ ਨੇ ਪੰਜ ਤੱਤਾਂ ਤੋਂ ਹੀ ਇਹ ਸਰੀਰ ਬਣਿਆ ਮਾੜਾ ਜਿਹਾ ਸਾਹ ਰੋਕ ਲੈਣਾ ਤੁਸੀਂ ਵੇਖ ਲਓ 1 ਮਿੰਟ ਵਿੱਚ ਬ੍ਰਹਿਮੰਡ ਤੋਂ ਟੁੱਟਣ ਕਰਕੇ ਸਭ ਕੁਝ ਹੀ ਖਤਮ ਹੋ ਜੂਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੱਲਾ ਤੇ ਮੈਂ ਹੈ ਹੀ ਨਹੀਂ ਸਮਝੀ ਬੈਠਾ ਮੈਂ ਗੱਲਾਂ ਜੁੜਿਆ ਹੋਇਆ ਬ੍ਰਹਿਮੰਡ ਦੇ ਨਾਲ ਸਾਰਾ ਬ੍ਰਹਿਮੰਡ ਇੱਕ ਹੈ ਅਸੀਂ ਉਹਦੇ ਵਿੱਚ ਇੱਕ ਛੋਟਾ ਜਿਹਾ ਜਰਰਾ ਜਿਹੜਾ ਬੰਦਾ ਬ੍ਰਹਿਮੰਡ ਨੂੰ ਮਹਿਸੂਸ ਕਰਦਾ ਹੈ ਉਹਨੂੰ ਨਾਮ ਦੀ ਦਾਤ ਮਿਲ ਗਈ ਮਾਲਕ ਦੀ ਹੋਂਦ ਨੂੰ ਤੇ ਜਿਹੜਾ ਬੰਦਾ ਕੱਲਾ ਮਹਿਸੂਸ ਕਰਦਾ ਹੈ ਜੇ ਤੇ ਮੈਂ ਐ ਸਮਝਾਂ ਵੀ ਮੈਂ ਰਣਜੀਤ ਸਿੰਘ ਫਿਰ ਤੇ ਹਉਮੈ ਇਹਨੂੰ ਕਹਿੰਦੇ ਨੇ ਹਉਮੈ ਤੇ ਜੇ ਮਹਿਸੂਸ ਕਰਾਂ ਸਾਰੇ ਪਾਸੇ ਰੱਬ ਦੀ ਹੋਂਦ ਮਾਲਕ ਉਹ ਇੱਕ ਵਾਈਬ੍ਰੇਸ਼ਨ ਇੱਕ ਸ਼ਕਤੀ ਇੱਕ ਐਟਮ ਸਾਰੇ ਪਾਸੇ ਉਹੀ ਹੈ ਇੱਕੋ ਹੀ ਨੂਰ ਹੈ ਇਹਨੂੰ ਕਹਿੰਦੇ ਨੇ ਨਾਮ ਕੱਲਾ ਹਉਮੈ ਸਾਰੇ ਨੂੰ ਵੇਖਾਂ ਤੇ ਨਾਮ ਕੱਲਾ ਵੇਖਾਂ ਫਲਾਣਾ ਸਿੰਘ ਸਾਰੇ ਨੂੰ ਵੇਖਾਂ ਬ੍ਰਹਮੀ ਬ੍ਰਹਮ ਹੈ ਹਰ ਪਾਸੇ ਇਹਨੂੰ ਕਹਿੰਦੇ ਨੇ ਹਉਮੈ ਨਾਵੈ ਨਾਲ ਵਿਰੋਧ ਹੈ ਜਾਂ ਤੇ ਹਉਮੈ ਹੀ ਰਹੂ ਜਾਂ ਫਿਰ ਰੱਬ ਜੀ ਦੀ ਹੋਂਦ ਨਾਮ ਰਹੂ ਇੱਕ ਚੀਜ਼ ਰਹਿਣੀ ਹੈ ਜਾਂ ਨਾਮ ਜਾਂ ਹਉਮੈ ਜਾਂ ਉਹ ਜਾਂ ਮੈਂ ਤੇ ਜਦੋਂ ਸਮਝ ਆ ਜਾਂਦੀ ਫਿਰ ਐ ਲੱਗਦਾ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸੇ ਕਾਦਾ ਅੰਤਰ ਹੈ ਲੱਗਦਾ ਅਲੱਗ-ਅਲੱਗ ਹੈ ਹੋਰ ਗਹਿਰੇ ਤਲ ਤੇ ਸਮਝੋ ਲੋ ਸ਼ਬਦ ਗਏ ਪਹਿਲੀਆਂ ਚਲੋ ਦੋ ਪੰਕਤੀਆਂ ਗਾ ਲੈਣੀ ਸ਼ਬਦ ਲੱਭਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਵੇਖਿਓ ਬਈ ਕੈਸਾ ਅੰਤਰ ਹੈ ਕਹਿੰਦੇ ਕੈਸਾ ਇਹ ਕਿਹੜਾ ਅੰਤਰ ਹੈ ਕਿੱਦਾਂ ਦਾ ਭਲਾ ਕਹਿੰਦੇ ਲੱਗਦੇ ਦੋ ਨੇ ਹੈ ਇੱਕੋ ਹੀ ਹੈ ਜੁੜੇ ਹੋਏ ਆ ਸਾਰੇ ਬ੍ਰਹਿਮੰਡ ਦੇ ਨਾਲ ਅਸੀਂ ਲੱਗਦੇ ਦੋ ਆ ਹੈ ਇੱਕ ਹੈ ਅੱਗੇ ਵੇਖਿਓ ਕਹਿੰਦੇ ਐ ਇੰਨਾ ਕੀ ਫਰਕ ਹੈ ਬਸ ਇੰਨਾ ਕੀ ਫਿਰ ਸ਼ੁਰੂ ਤੋਂ ਲੈ ਕੇ ਅਗਲੀ ਪੰਕਤੀ ਨਾਲ ਲੜ ਕੇ ਗਾ ਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਦੱਸਿਓ ਪਿਆਰਿਓ ਸੋਨੇ ਵਿੱਚ ਤੇ ਸੋਨੇ ਦੇ ਗਹਿਣਿਆਂ ਵਿੱਚ ਕੋਈ ਫਰਕ ਹੈ ਸੋਨੇ ਦੇ ਵੱਡਾ ਸਾਰਾ ਇੱਕ ਡਲਾ ਹੋਵੇ ਤੇ ਸੋਨੇ ਦੇ ਗਹਿਣੇ ਹੋਣ ਉਹਦੇ ਵਿੱਚ ਕੋਈ ਫਰਕ ਹੈ ਨਹੀਂ ਲੱਗਦੇ ਅਲੱਗ-ਅਲੱਗ ਨੇ ਪਰ ਹੈ ਸੋ ਨਹੀਂ ਹੈ ਪਾਣੀ ਦੇ ਵਿੱਚ ਤੇ ਪਾਣੀ ਦੀ ਲਹਿਰ ਵਿੱਚ ਕੋਈ ਫਰਕ ਹੈ ਲੱਗਦੇ ਦੋ ਨੇ ਹੈ ਇੱਕੋ ਹੀ ਹੈ ਬਸ ਲਹਿਰ ਕਮਲੀ ਜਿੰਨਾ ਚਿਰ ਐ ਸਮਝੂ ਵੀ ਮੈਂ ਲਹਿਰ ਉਹਨਾਂ ਚਿਰ ਕੱਖ ਵੀ ਨਹੀਂ ਜਦੋਂ ਐ ਸਮਝੂ ਕਿ ਮੈਂ ਸਾਗਰ ਫਿਰ ਵੇਖੋ ਕਿੱਡੀ ਵੱਡੀ ਬਣ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਸ ਐ ਸਮਝ ਲਓ ਵੀ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਗਿਆਨ ਲਹਿਰ ਨੂੰ ਆਪਾਂ ਲਹਿਰ ਲਹਿਰ ਨੂੰ ਇਹ ਸਮਝਾਉਣ ਤੇ ਜ਼ੋਰ ਲੱਗਿਆ ਪਿਆ ਹੈ ਵੀ ਤੂੰ ਸਾਗਰ ਹੈ ਤੂੰ ਆਪਣੇ ਆਪ ਨੂੰ ਲਹਿਰ ਨਾ ਸਮਝ ਤੂੰ ਕੱਲੀ ਨਹੀਂ ਤੂੰ ਤੇਰਾ ਕਨੈਕਸ਼ਨ ਹੈ ਤੂੰ ਜੁੜਿਆ ਹੋਇਆ ਹੈ ਸਾਗਰ ਦੇ ਨਾਲ ਜੁੜਿਆ ਹੋਇਆ ਹੈ ਤੂੰ ਜੁੜਿਆ ਹੋਇਆ ਹੈ ਤੇ ਉਹ ਵੀਰੋ ਜਿੱਦਣ ਸੁਰਤ ਨੂੰ ਇਹ ਗੱਲ ਸਮਝ ਆ ਗਈ ਜਿੱਦਣ ਸਾਨੂੰ ਸਮਝ ਆ ਗਈ ਨਾ ਸੁਰਤ ਨੂੰ ਫਿਰ ਦਿਮਾਗ 'ਚ ਕਿੱਥੇ ਰਹਿ ਜਾਏਗਾ ਵੀ ਮਰਨਾ ਹੈ ਫਿਰ ਲਹਿਰ ਨੂੰ ਪਤਾ ਹੈ ਵੀ ਮੈਂ ਉੱਠੀ ਆ ਮੈਂ ਇਸ ਲਹਿਰ ਤੇ ਹੈ ਹੀ ਨਹੀਂ ਕੱਲੀ ਸਮਝੇਗੀ ਤੇ ਕਿੰਨੇ ਚਿਰ ਦੀ ਗਰੰਟੀ ਹੈ ਲਹਿਰ ਵੱਧ ਤੋਂ ਵੱਧ 1 ਮਿੰਟ ਜਿਉਂਦੀ ਰਹਿ ਜੂ 2 ਮਿੰਟ ਜਿਉਂਦੀ ਰਹਿ ਜੂ ਜੇ ਲਹਿਰ ਆਪਣੇ ਆਪ ਨੂੰ ਲਹਿਰ ਸਮਝੇ ਹੀ ਨਾ ਫਿਰ ਤੇ ਕਈ ਵਾਰੀ ਆਏਗੀ ਕਈ ਵਾਰੀ ਜਾਏਗੀ ਉਹ ਤੇ ਹੈ ਹੀ ਸੱਚ ਰੱਖੋ ਸਤਨਾਮ ਜੀ ਵਾਹ ਜੇ ਦਿਮਾਗ 'ਚ ਵੜ ਜੇ ਗੱਲ ਸਾਡੀ ਜੇ ਕਿਤੇ ਸੁਰਤ ਵਿੱਚ ਵੜ ਜੇ ਕਿੱਡੇ ਵੱਡੇ ਬਣ ਜੀਏ ਪਰ ਮੈਂ ਫੇਰ ਬੇਨਤੀ ਕਰਦਾ ਹੁਣ ਗੁਰੂ ਗ੍ਰੰਥ ਸਾਹਿਬ ਨੇ ਤੇ ਆ ਗੱਲ ਕਹਿਤੀ ਸਾਨੂੰ ਇਸ ਗੱਲ ਤੇ ਪ੍ਰਤੀਤ ਹੈ ਆਪਾਂ ਮੇਰੇ ਉਹ ਵੀਰੋ ਗਹਿਰੇ ਤਲ ਤੇ ਭਲਾ ਮੰਨ ਲਾਂਗੇ ਜਿੰਨੇ ਬੈਠੇ ਆਪਾਂ ਮੰਨ ਲਾਂਗੇ ਅੱਜ ਤੋਂ ਬਾਅਦ ਆਪਾਂ ਤੇ ਇਹੀ ਸਮਝਦੇ ਮੈਂ ਫਲਾਣਾ ਸਿੰਘ ਮੈਂ ਮਰ ਨਾ ਜਾਵਾਂ ਮੈਂ ਬੁੱਢਾ ਹੋ ਰਿਹਾ ਮੇਰਾ ਕੀ ਬਣੂ ਮਰਨ ਤੋਂ ਬਾਅਦ ਕੀ ਬਣੂ ਆਪਾਂ ਤੇ ਸਿਰਫ ਆਪਣੇ ਬਾਰੇ ਹੀ ਸੋਚ ਰਹੇ ਆ ਸਾਨੂੰ ਗੁਰੂ ਦੇ ਬਚਨ ਤੇ ਪ੍ਰਤੀਤ ਕਦੋਂ ਆਉਂਦੀ ਹੈ ਲਹਿਰ ਤੇ ਸਾਗਰ ਸਮਝਦੀ ਹੋਈ ਨਹੀਂ ਆਪਣੇ ਆਪ ਨੂੰ ਕਿਰਨ ਤੇ ਆਪਣੇ ਆਪ ਨੂੰ ਸੂਰਜ ਸਮਝ ਹੀ ਨਹੀਂ ਰਹੀ ਬੰਦਾ ਤੇ ਆਪਣੇ ਆਪ ਨੂੰ ਰੱਬ ਦੇ ਨਾਲ ਜੋੜ ਹੀ ਨਹੀਂ ਰਿਹਾ ਫੇਰ ਫੇਰ ਕੱਲਾ ਇੱਥੇ ਜੇ ਤੇ ਫੀਲ ਹੁੰਦਾ ਐਦਾਂ ਮਨ ਚ ਆਈ ਜਾਂਦਾ ਆਹਾ ਹਾ ਹਾ ਸਾਗਰ ਹੈ ਬਾਅਦ ਚ ਫੇਰ ਉਹੀ ਹਾਲ ਹੋ ਜਾਂਦਾ ਦੇਖੋ ਨਾ ਸੁਣੋ ਸੁਣੋ ਪਿਆਰਿਓ ਜੇ ਆਪਾਂ ਨੂੰ ਇਹਨਾਂ ਬਚਨਾਂ ਤੇ ਪ੍ਰਤੀਤ ਹੈ ਲੋ ਹੁਣ ਆਪਾਂ ਇੱਕ ਸ਼ਬਦ ਸੁਣਦੇ ਆਂ ਗਾ ਕੇ ਸ਼ਬਦ ਦੇ ਤਰੀਕੇ ਨਾਲ ਨਹੀਂ ਇਦਾਂ ਹੀ ਗਾ ਦਿਓ ਰੇ ਬੋਰੇ ਤੋਹੇ ਕਰੀ ਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸ਼ਬਦ ਸੁਣਿਓ ਮੈਂ ਫਿਰ ਤੁਹਾਨੂੰ ਪੁੱਛਾਂਗਾ ਵੀ ਇਹ ਪ੍ਰਤੀਤ ਸਾਡੀ ਭਰੋਸਾ ਹੈ ਇਹਨਾਂ ਬਚਨਾਂ ਤੇ ਪ੍ਰਤੀਤ ਐ ਨਹੀਂ ਹੁੰਦੀ ਉਹ ਤੇ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਸ ਜੀ ਕਰੋੜਾਂ ਚੋਂ ਕਿਸੇ ਇੱਕ ਦਾ ਰੱਬ ਨਾਲ ਚਿੱਤ ਜੁੜਨਾ ਹੈ ਤੇ ਰੱਬ ਨਾਲ ਰੱਬ ਨਾਲ ਚਿੱਤ ਉਹਦਾ ਜੁੜਨਾ ਹੈ ਜਿਹੜਾ ਜਿਹਦਾ ਸਤਿਗੁਰੂ ਦੇ ਬਚਨਾਂ ਨਾਲ ਚਿੱਤ ਜੁੜੇਗਾ ਜਾ ਕੇ ਮਨ ਗੁਰ ਕੀ ਪ੍ਰਤੀਤ ਗੁਰੂ ਤੇ ਪ੍ਰਤੀਤ ਨਹੀਂ ਰੱਬ ਤੇ ਪ੍ਰਤੀਤ ਨਹੀਂ ਬਣ ਸਕਣੀ ਜਿਹੜੇ ਬੰਦੇ ਨੂੰ ਗੁਰੂ ਤੇ ਭਰੋਸਾ ਹੈ ਉਸੇ ਦਾ ਹੀ ਰੱਬ ਤੇ ਵਿਸ਼ਵਾਸ ਪੈ ਵੱਜਣਾ ਨਹੀਂ ਤੇ ਨਹੀਂ ਵੱਜਣਾ ਉਹ ਬੰਦੇ ਨੇ ਆਪਣੇ ਆਪ ਨੂੰ ਅਲੱਗ ਸਮਝਣਾ ਹੈ ਰੱਬ ਤੋਂ ਆਪਾਂ ਅੱਗੇ ਜਾ ਕੇ ਗੱਲ ਸ਼ੁਰੂ ਕਰਾਂਗੇ ਵੀ ਅਲੱਗ ਹੋਣ ਦੇ ਖਤਰੇ ਕੀ ਕੀ ਨੇ ਇਕੱਲੇ ਹੋਣ ਦੇ ਖਤਰੇ ਕੀ ਕੀ ਨੇ ਰੱਬ ਨਾਲੋਂ ਟੁੱਟ ਕੇ ਖੱਟਿਆ ਕੀ ਅਸੀਂ ਕਿੱਡਾ ਨੁਕਸਾਨ ਕਰਾਇਆ ਹੁਣ ਦੇਖੋ ਗੱਲ ਆਪਾਂ ਹੋਰ ਤਰ੍ਹਾਂ ਦੀ ਕਰ ਰਹੇ ਆ ਇਹਨੂੰ ਸਮਝਣਾ ਪੈਣਾ ਹੈ ਕਈ ਮੇਰੇ ਵੀਰ ਐਦਾਂ ਜੇ ਹੁੰਦਾ ਨਾ ਕੋਈ ਸਾਖੀ ਚੱਲੇ ਚੱਲ ਕੋਈ ਪ੍ਰਸੰਗ ਯਾਰ ਇਹ ਬੜੇ ਪ੍ਰਸੰਗ ਸੁਣ ਲੈ ਮੈਂ ਬਹੁਤ ਸਾਲ ਪ੍ਰਸੰਗ ਸੁਣਾਏ ਵੀ ਬੜੇ ਨੇ ਤੇ ਪੜੇ ਵੀ ਬਹੁਤ ਨੇ ਮੈਨੂੰ ਨਹੀਂ ਲੱਗਦਾ ਕੋਈ ਇਤਿਹਾਸ ਇਹੋ ਜਿਹਾ ਹੋਣਾ ਜਿਹੜਾ ਮੈਂ ਸੁਣਾਇਆ ਨਹੀਂ ਸਟੇਜ ਤੇ ਬੜੇ ਇਤਿਹਾਸ ਸੁਣਾਏ ਪਰ ਜਿੰਨਾ ਚਿਰ ਇਹਨਾਂ ਗੱਲਾਂ ਨੂੰ ਸਮਝਦੇ ਨਹੀਂ ਉਹਨਾਂ ਚਿਰ ਅਸੀਂ ਇਤਿਹਾਸ ਬਣਾਉਣ ਵਾਲੇ ਨਹੀਂ ਬਣ ਸਕਦੇ ਇਤਿਹਾਸ ਬਣਾਉਣ ਵਾਲਿਆਂ ਨੇ ਬਣਾਇਆ ਕਿਦਾਂ ਲਹਿਰ ਇਤਿਹਾਸ ਬਣਾ ਸਕਦੀ ਹੈ ਜੇ ਆਪਣੇ ਆਪ ਨੂੰ ਸਾਗਰ ਸਮਝੇ ਜਿੰਨਾ ਚਿਰ ਉਹ ਲਹਿਰ ਕੱਲੀ ਹੈ ਉਹਨਾਂ ਚਿਰ ਉਹ ਇਤਿਹਾਸ ਨਹੀਂ ਸਿਰਜ ਸਕਦੀ ਜਿਹੜੇ ਸ਼ਹੀਦ ਹੋ ਜਾਂਦੇ ਐ ਮਰਨ ਤੱਕ ਚਲੇ ਜਾਂਦੇ ਐ ਵੀ ਮਾਰਦੇ ਯਾਰ ਕੀ ਪਰ ਫਰਕ ਪੈਂਦਾ ਹੈ ਉਹਨਾਂ ਨੂੰ ਪਤਾ ਹੁੰਦਾ ਵੀ ਸਰੀਰ ਨੂੰ ਵੀ ਮਾਰ ਸਕਦਾ ਮੈਨੂੰ ਥੋੜਾ ਮਾਰ ਦੂ ਮੈਨੂੰ ਕਿਵੇਂ ਮਾਰ ਦੇਗਾ ਸਰੀਰ ਮਾਰੇਗਾ ਬਾਬੇ ਜਰਨੈਲ ਸਿੰਘ ਜੀ ਖਾਲਸਾ ਨੇ ਆਖਿਆ ਸੀ ਮਾਰੋਗੇ ਮੈਨੂੰ ਮਾਰੋਗੇ ਅੰਦਰ ਵਾਲਾ ਨਹੀਂ ਤੁਹਾਡੇ ਤੋਂ ਮਰਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਆਪ ਨੂੰ ਜਦੋਂ ਲਹਿਰ ਸਾਗਰ ਸਮਝਦੀ ਏ ਫਿਰ ਗੱਲ ਬਣਦੀ ਏ ਇਹ ਨੁਕਤਾ ਸਮਝਣਾ ਪੈਣਾ ਜਿਵੇਂ ਮੈਂ ਬਹੁਤ ਵਾਰੀ ਇਹ ਐਗਜ਼ਾਮਪਲ ਦੇ ਚੁੱਕਿਆ ਵੀ ਸਾਹਿਬਜ਼ਾਦਿਆਂ ਦੀ ਮੂਵੀ ਵਿੱਚ ਆਉਂਦਾ ਨਾ ਇੱਕ ਗੱਲ ਆਉਂਦੀ ਏ ਬਈ ਸਾਹਿਬਜ਼ਾਦੇ ਆ ਕੇ ਕਹਿੰਦੇ ਮਾਤਾ ਜੀ ਕੱਲ ਨੂੰ ਸਾਨੂੰ ਨੀਹਾਂ 'ਚ ਚਿਣ ਦੇਣਗੇ ਚੇਤਾ ਹੈ ਨਾ ਤੁਹਾਨੂੰ ਜਾਦੇ ਬਾਬਾ ਫਤਿਹ ਸਿੰਘ ਨੇ ਆ ਕੇ ਕਿਹਾ ਮਾਤਾ ਜੀ ਕੱਲ ਨੂੰ ਸਾਨੂੰ ਨੀਹਾਂ 'ਚ ਚਿਣ ਦੇਣਗੇ ਤੇ ਮਾਤਾ ਜੀ ਨੇ ਕੀ ਕਿਹਾ ਭਲਾ ਮਾਤਾ ਜੀ ਕਹਿੰਦੇ ਕੋਈ ਨਹੀਂ ਭਾਈ ਮੇਰੇ ਉਹ ਲਾਲੋ ਨੀਹਾਂ 'ਚ ਚਿਣਨਗੇ ਮਾਰ ਥੋੜੀ ਦੇਣਗੇ ਇਦਾਂ ਹੀ ਕਿਹਾ ਸੀ ਨਾ ਨੀਹਾਂ 'ਚ ਚਿਣਨਗੇ ਮਾਰ ਥੋੜਾ ਦੇਣਗੇ ਆ ਨੁਕਤਾ ਜੇ ਕਿਤੇ ਆ ਸਵਾਲ ਤੁਹਾਡੇ ਮੇਰੇ ਸਾਰਿਆਂ ਦੇ ਮਨ 'ਚ ਆ ਜੇ ਵੀ ਇਹ ਕੀ ਇਹ ਕੀ ਗੱਲ ਬਣੀ ਵੀ ਮਰਦਾ ਨਹੀਂ ਬੰਦਾ ਆ ਨੁਕਤਾ ਦਿਮਾਗ ਚ ਆਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਪੁੱਛੋਗੇ ਕੌਣ ਬੂਆ ਰੇ ਕੌਣ ਬੂਆ ਬ੍ਰਹਮ ਗਿਆਨੀ ਮਿਲ ਇਹ ਤੋਂ ਚਲ ਤੁਪਾਈ ਇਹ ਤੇ ਪੁੱਛਦੇ ਸਹੀ ਬਵੇਕੀਆਂ ਸਿਆਣਿਆਂ ਨੂੰ ਜਿਨ੍ਹਾਂ ਨੂੰ ਜਿਹੜੇ ਬ੍ਰਹਮ ਸਮਝਦੇ ਆ ਆਪਣੇ ਆਪ ਨੂੰ ਹਉ ਤੋਂ ਹਟ ਕੇ ਨਾਮ ਨਾਲ ਹੋਂਦ ਨਾਲ ਕਨੈਕਟ ਹੋ ਗਏ ਆ ਜਿਹੜੇ ਉਹਨਾਂ ਨਾਲ ਗੱਲ ਤੇ ਕਰ ਤੂੰ ਪੁੱਛ ਗੁਰੂ ਅਰਜਨ ਦੇਵ ਜੀ ਨੂੰ ਪੁੱਛ ਭਗਤ ਕਬੀਰ ਸਾਹਿਬ ਨੂੰ ਪੁੱਛ ਬਾਬਾ ਫਰੀਦ ਸਾਹਿਬ ਨੂੰ ਇਹਨਾਂ ਕਿਤੇ ਬ੍ਰਹਮ ਦਾ ਗਿਆਨ ਜਿਨ੍ਹਾਂ ਨੂੰ ਹੋ ਚੁੱਕਿਆ ਹੈ ਉਹਨੂੰ ਪੁੱਛ ਤੇ ਸਹੀ ਤੇਰੇ ਦਿਮਾਗ 'ਚ ਵਾੜ ਦੇਣਗੇ ਵੀ ਬੰਦਾ ਮਰਦਾ ਨਹੀਂ ਸਾਰਾ ਦਿਨ ਤਾਸ਼ਾਂ ਖੇਡ ਕੇ ਗਿਆਨ ਆ ਨਹੀਂ ਹੋਣ ਲੱਗਿਆ ਸਾਰਾ ਦਿਨ ਸਾਰਾ ਦਿਨ ਤਾਸ਼ਾਂ ਖੇਡਦੇ ਆ ਕਬਰਾਂ ਤੇ ਮੱਥੇ ਟੇਕਦੇ ਆ ਸੱਪਾਂ ਨੂੰ ਬਾਬੇ ਕਹਿੰਦੇ ਆ ਆ ਗੱਲਾਂ ਦਾ ਪਤਾ ਨਹੀਂ ਲੱਗਣਾ ਇਹ ਕੰਨ ਖੋਲ ਕੇ ਸੁਣੀਏ ਗੁਰਬਾਣੀ ਦਾ ਸੱਚਾ ਗਿਆਨ ਇਹ ਭਰੋਸਾ ਵੱਜੇਗਾ ਸਾਡਾ ਫਿਰ ਵੀ ਮਰਦੇ ਮੁਰਦੇ ਕੋਈ ਨਹੀਂ ਸਰੀਰ ਨੇ ਮਰਨਾ ਅੰਦਰ ਵਾਲਾ ਨਹੀਂ ਮਰਨਾ ਇਹ ਗੱਲਾਂ ਦਿਮਾਗ 'ਚ ਬਹਿਣਗੀਆਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਜਦੋਂ ਐਦਾਂ ਦਿਮਾਗ 'ਚ ਬੈਠਣਗੇ ਸਮਝ ਆਏ ਲੋ ਪਹਿਲਾਂ ਫਿਰ ਇਹ ਸ਼ਬਦ ਪੜ੍ਹ ਲਓ ਕੌਣ ਮੂਆ ਰੇ ਕੌਣ ਮੂਆ ਪਵਨੇ ਮੈਂ ਪਵਨ ਸਮਾਇਆ ਪਵਨੇ ਮੈਂ ਪਵਨ ਸਮਾਇਆ ਇਹ ਮਹਾਰਾਜ ਪੰਚਮ ਪਾਤਸ਼ਾਹ ਦਾ ਬਚਨ ਹੈ ਜਿੱਥੇ ਗੁਰੂ ਜੀ ਕਲੀਅਰ ਕਰਦੇ ਵੀ ਮਰਦਾ ਮੁਰਦਾ ਇੱਥੇ ਕੁਛ ਨਹੀਂ ਬਲਿਹਾਰੇ ਜਾਈਏ ਉਹਦੇ ਤੋਂ ਜਿਹੜਾ ਇਹ ਗੱਲ ਸਮਝਦਾ ਹੈ ਉਹ ਲਹਿਰ ਤੋਂ ਬਲਿਹਾਰੇ ਜਾਈਏ ਜਿਹੜੀ ਆਪਣੇ ਆਪ ਨੂੰ ਕੀ ਸਮਝਦੀ ਹੈ ਸਾਗਰ ਉਸ ਕਿਰਨ ਤੋਂ ਬਲਿਹਾਰੇ ਜਾਈਏ ਜਿਹੜੀ ਆਪਣੇ ਆਪ ਨੂੰ ਕੀ ਸਮਝਦੀ ਹੈ ਸੂਰਜ ਉਹ ਬੰਦੇ ਤੋਂ ਬਲਿਹਾਰੇ ਜਾਈਏ ਜਿਹਦੇ ਦਿਮਾਗ 'ਚ ਇਹ ਗੱਲਾਂ ਬਹਿ ਗਈਆਂ ਇਹ ਸ਼ਬਦ ਨੂੰ ਪੂਰਾ ਸੁਣ ਲਓ ਸਪਸ਼ਟ ਹੋ ਜਾਏਗੀ ਗੱਲ ਪਵਨ ਮਹਿ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਕੋ ਰਵਣ ਹੋ ਰੇ ਕੀ ਕਵਨੋ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲ ਤੂੰ ਭਇਆ ਅਗਲੀ ਕਿਛੂ ਖਬਰ ਨਾ ਪਾਈ ਰੋਵਣ ਹੋ ਕਰਮਾ ਮੋਹ ਕੇ ਬੰਦੇ ਬੰਦ ਸੁਪਨੋ ਪਿਆ ਬਖਲਾਏ ਅੰਦ ਇਹ ਤੋਰ ਜਨ ਰਚਿਆ ਕਰਤਾਰ ਤੁਜਾ ਬਤ ਹੁਕਮ ਪਾਰ ਨਹਿ ਕੋਮੁਆ ਆ ਦਿਮਾਗ ਆ ਬਚਨ ਸੁਰਤ ਚ ਰੱਖੋ ਆ ਨਾ ਭੁੱਲਿਓ ਇਹਦੇ ਤੇ ਖੋਜ ਕਰਿਓ ਖੋਜ ਸੁਣੋ ਜੀ ਨਹਿ ਕੋਮੁਆ ਨਾ ਮਰਨੇ ਜੋਗ ਨਹਿ ਬਿਨੂ ਸੇ ਅਬ ਨਾਸੀ ਹੋ ਜੋ ਇਹ ਜਾਣੋ ਸੋਏ ਨਾਹੇ ਜਾਣਨ ਹਾਰੇ ਕਉ ਬਨ ਜਾਓ ਕਹੋ ਨਾਨਕ ਗੁਰ ਪਰਮ ਚੁਕਾ ਨਾ ਕੋਈ ਮਰੇ ਨਾ ਆਵੇ ਜਾਇਆ ਭਰਮ ਕਿੰਨੇ ਆ ਜੀ ਬੋਲੋ ਜੀ ਭਰਮ ਕਿੰਨੇ ਦੂਰ ਕਰਤਾ ਇਹ ਕਿੰਨੇ ਗੁਰੂ ਜੀ ਨੇ ਕਹੋ ਨਾਨਕ ਗੁਰ ਭਰਮ ਚੁਕਾਇਆ ਭਰਮ ਕੱਢਤਾ ਜੇ ਯਾਰ ਸਾਡਾ ਆ ਪਰਮ ਨਿਕਲ ਜੇ ਮਗਰ ਕੀ ਰਹਿ ਗਿਆ ਦੱਸੋ ਜੇ ਮੌਤ ਵਾਲਾ ਭਰਮ ਨਿਕਲ ਜੇ ਮਗਰ ਪ੍ਰੋਬਲਮ ਕਿਹੜੀ ਰਹਿ ਗਈ ਦੱਸੋ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਵੀ ਮਰਨਾ ਹੈ ਜੇ ਇਹੀ ਭਰਮ ਨਿਕਲ ਜੇ ਤੇ ਕਮਾਲ ਦੀ ਗੱਲ ਹੈ ਜੇ ਕਿਤੇ ਇਹ ਸਾਡੀ ਸੁਰਤ ਚ ਬਹਿ ਜੇ ਵੀ ਸਰੀਰ ਨੇ ਮਰਨਾ ਹੈ ਯਾਰ ਅੰਦਰ ਵਾਲਾ ਨਹੀਂ ਮਰਦਾ ਇੰਨਾ ਬਚਨਾਂ ਤੇ ਪ੍ਰਤੀਤ ਕਰਨ ਦੀ ਗੱਲ ਕਰਦਾ ਮੈਂ ਇਹਨਾਂ ਨੂੰ ਭਰੋਸਾ ਇਹਨੂੰ ਸੁਰਤ ਚ ਲਿਆਉਣਾ ਪੈਣਾ ਜਾ ਕੇ ਮਨ ਗੁਰ ਕੀ ਪ੍ਰਤੀਤ ਆ ਹੈ ਗੁਰੂ ਤੇ ਪ੍ਰਤੀਤ ਕਰਨੀ ਪੈਣੀ ਵੀ ਆ ਬਚਨ ਸੱਚ ਨੇ ਸਾਡਾ ਮਨ ਕਿੱਥੇ ਕਹਿੰਦਾ ਸੱਚ ਸਾਨੂੰ ਅੱਜ ਡਾਕਟਰ ਕਹਿੰਦੇ ਵੀ ਤੈਨੂੰ ਕੈਂਸਰ ਹੋਣ ਲੱਗਾ ਹੈ ਹੋ ਗਿਆ ਹੈ ਫਿਰ ਵੇਖੋ ਡਾਕਟਰ ਕਹਿੰਦੇ ਵੀ ਲੈ ਬਸ ਸਾਲ ਕ ਰਹਿ ਗਿਆ ਤੇਰਾ ਫਿਰ ਵੇਖੋ ਗੁਰੂ ਜੀ ਦੇ ਬਚਨਾਂ ਤੇ ਪ੍ਰਤੀਤ ਆਈ ਹੁੰਦੀ ਆ ਲੋਭ ਲਾਲਚ ਕਾਮ ਕਿਹੜੇ ਕਿੱਥੇ ਪਿਆਰਿਓ ਹੁਣ ਸੁਣੋ ਹੁਣ ਆ ਹੁਣ ਵੇਖੋ ਜਿਵੇਂ ਹੁਣ ਆ ਬਚਨ ਹੈ ਚਲੋ ਆ ਪੜੋ ਰੇ ਬੌਰੇ ਤੋਏ ਕਰੀ ਵੇਖੋ ਕਿੰਨਾ ਆਨੰਦ ਆਉਂਦਾ ਗੁਰਬਾਣੀ ਨੂੰ ਸੁਣ ਕੇ ਪਿਆਰਿਓ ਆਹੀ ਗੁਰੂ ਦੇ ਦਰਸ਼ਨ ਆ ਗੁਰੂ ਗ੍ਰੰਥ ਸਾਹਿਬ ਹਾਜ਼ਰ ਨੇ ਇਹ ਗੁਰੂ ਜੀ ਨੇ ਸਾਡੇ ਗੁਰੂ ਨਾਨਕ ਦੇ ਵੇਲੇ ਵੀ ਜਦੋਂ ਕੋਈ ਗੁਰੂ ਨਾਨਕ ਜੀ ਨੂੰ ਪੁੱਛਦਾ ਸੀ ਮਹਾਰਾਜ ਤੁਹਾਡੇ ਗੁਰੂ ਕੌਣ ਨੇ ਤੇ ਮਹਾਰਾਜ ਕੀ ਕਹਿੰਦੇ ਸੀ ਸ਼ਬਦ ਗੁਰੂ ਗੁਰੂ ਅੰਗਦ ਸਾਹਿਬ ਕੀ ਕਹਿੰਦੇ ਸੀ ਸ਼ਬਦ ਗੁਰੂ ਗੁਰੂ ਅਮਰਦਾਸ ਜੀ ਕੀ ਕਹਿੰਦੇ ਸੀ ਸ਼ਬਦ ਗੁਰੂ ਗੁਰੂ ਰਾਮਦਾਸ ਜੀ ਤੁਹਾਡੇ ਗੁਰੂ ਕਹਿੰਦੇ ਸ਼ਬਦ ਗੁਰੂ ਪੰਚਮ ਪਾਤਸ਼ਾਹ ਤੁਹਾਡੇ ਕਹਿੰਦੇ ਸ਼ਬਦ ਗੁਰੂ ਤਾਂ ਹੀ ਤੇ ਹਰਮੰਦਰ ਸਾਹਿਬ 'ਚ ਪ੍ਰਕਾਸ਼ ਮੈਂ ਇਹਨਾਂ ਦਾ ਕੀਤਾ ਅਸੀਂ ਤੇ ਸ਼ਬਦ ਦੇ ਪੁਜਾਰੀ ਆ ਤੇ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਕਹਿੰਦੇ ਸ਼ਬਦ ਗੁਰੂ ਸਾਰਿਆਂ ਦੇ ਸ਼ਬਦ ਗੁਰੂ ਸੀ ਤੇ ਆਪਣੇ ਵੀ ਸ਼ਬਦ ਗੁਰੂ ਕਿੱਡੀ ਵੱਡੀ ਕਿਰਪਾ ਗੁਰੂ ਸਾਹਿਬ ਨੇ ਸਾਡੇ ਤੇ ਕੀਤੀ ਹੈ ਹੁਣ ਵੇਖੋ ਹੁਣ ਆਹ ਸ਼ਬਦ ਜਦੋਂ ਐ ਸਮਝ ਆਉਂਦੇ ਐ ਤੇ ਜਦੋਂ ਗੁਰਬਾਣੀ ਨੂੰ ਐ ਸੁਣਦੇ ਆ ਨਾ ਫਿਰ ਗੁਰੂ ਦੇ ਦਰਸ਼ਨ ਹੁੰਦੇ ਐ ਐ ਗੁਰੂ ਦੇ ਬਚਨਾਂ ਦੀ ਧੂੜੀ ਵਿੱਚ ਇਸ਼ਨਾਨ ਹਰ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਧੂੜੀ ਆ ਧੂੜੀ ਇਸ਼ਨਾਨ ਕਰਦੇ ਆ ਅੰਮ੍ਰਿਤ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਵਾਹ ਜੀ ਐਦਾਂ ਜਿਸ ਸਿਮਰਤ ਸੁਖ ਪਾਈਐ ਸਭ ਤਿੱਖਾ ਭਜਾਈ ਸਭ ਤਰੇ ਸਭ ਤਰ੍ਹਾਂ ਦੀ ਭੁੱਖ ਅੰਦਰੋਂ ਖਤਮ ਹੋ ਜਾਂਦੀ ਹੈ ਜਦੋਂ ਰਲ ਮਿਲ ਕੇ ਐਦਾਂ ਰਲ ਮਿਲ ਕੇ ਬਾਣੀ ਗਾਉਣੀ ਹੈ ਐਦਾਂ ਸਭ ਭੁੱਖਾਂ ਮਰ ਜਾਂਦੀਆਂ ਭੁੱਖਾਂ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ਕਲ ਤਦ ਸਭ ਕੁਝ ਮੈਨੂੰ ਜਾਂ ਤੇਰਾ ਲਖਮੀ ਟੋਟਨਾ ਖਾਏ ਖਰਚ ਲੱਖ 84 ਹੀ ਵੇਦਨੀ ਸਭ ਸੇਵ ਕਰਤਾ ਬਸ ਉਹ ਉਹ ਮਹਿਸੂਸ ਹੋਵੇ ਜਦੋਂ ਹੁਣ ਆ ਬਚਨ ਆਪਾਂ ਐਦਾਂ ਪੜਦੇ ਆ ਲੋ ਸੁਣੋ ਜਬ ਲਗੂ ਤੇਨ ਦੀਵੇ ਮੁਖ ਬਾਤੀ तब सूझे सब कोई तेल जले बाती ठहरानी सोना मंदर फोई ਹਰੇ ਭੋਰੇ ਤੋਹੇ ਕਰੀ ਨਾ ਰੱਖੇ ਕੋਈ ਤੂੰ ਰਾਮ ਨਾਮ ਜਪ ਸੋਈ ਕਾਤੀ ਮਾ ਪਿਤਾ ਕਹੋ ਕਾ ਕੋ ਕਵਨ ਪੁਰਖ ਕੀ ਜੋਈ ਘਟ ਫੂਟੇ ਕੋ ਬਾਤ ਨ ਪੁੱਛੇ ਕਾਡੋ ਕਾਡੋ ਓਈ ਘਟ ਫੂਟੇ ਕੋ ਬਾਤ ਨਾ ਪੂਛੇ ਦੇਹਰੀ ਬੈਠੀ ਮਾਤਾ ਰੋਵੇ ਖਟੀਆਂ ਨੇ ਗਏ ਭਾਈ ਲਾਟ ਸ਼ਟੂ ਕਾਏ ਤਿਰਿਆ ਰੋਵੇ ਹੰਸ ਅਕੇਲਾ ਜਾਈ ਕਹਿਤ ਕਬੀਰ ਸੁਨੋ ਰੇ ਸੰਤੋ ਭੈ ਸਾਗਰ ਕੈ ਤਾਈ ਇਸ ਬੰਦੇ ਸਿਰ जुलम हो तो है जब नहीं हटे गुसाई ਹੁਣ ਆ ਬਚਨ ਆਪਾਂ ਸੁਣ ਲਏ ਸਭ ਇੱਥੇ ਰਹਿ ਜਾਣਾ ਰੋਂਦੇ ਰਹਿ ਜਾਣਗੇ ਖੜੇ ਰਹਿ ਜਾਣਗੇ ਜਿੰਨਾ ਚਿਰ ਦੀਵੇ ਵਿੱਚ ਤੇਲ ਹੈ ਸਵਾਸਾਂ ਰੂਪੀ ਉਹਨਾਂ ਚਿਰ ਹੀ ਜਗਦਾ ਹੈ ਨਾ ਉਹਨਾਂ ਚਿਰ ਹੀ ਦਿਸਦਾ ਹੈ ਆ ਬਚਨ ਸੁਣ ਲਿਆ ਨਾ ਹੁਣ ਵੇਖੋ ਪਰ ਪ੍ਰਤੀਤ ਨਹੀਂ ਆਉਂਦੀ ਪ੍ਰਤੀਤ ਨਹੀਂ ਜੀ ਆਉਂਦੀ ਸਾਨੂੰ ਕਈ ਜਾਣਿਆ ਆ ਪਰ ਇਹਨਾਂ ਬਚਨਾਂ ਤੇ ਪ੍ਰਤੀਤ ਸਾਨੂੰ ਨਹੀਂ ਆਉਂਦੀ ਇਕੱਠਾ ਕਿੰਨਾ ਕੁਝ ਕਰਦੇ ਆ ਆਸਾਂ ਬੜੀਆਂ ਲੰਮੀਆਂ ਨੇ ਕੱਢ ਦੇਣਾ ਜੀ ਇਹ ਦਿਮਾਗ 'ਚ ਆਇਆ ਕਦੇ ਵੀ ਇਸ ਘਰ 'ਚੋਂ ਮੈਨੂੰ ਇੱਕ ਦਿਨ ਕੱਢ ਦੇਣਾ ਇੰਨਾ ਬੈੱਡਾਂ 'ਚੋਂ ਇਹ ਥੋੜਾ ਕਹਿਣਗੇ ਵੀ ਬੈੱਡ ਤੇ ਲੈ ਚੱਲੋ ਪਾ ਕੇ ਕਹਿਣਗੇ ਉਹੀ ਲਿਓ ਫੌੜੀ ਦੀ ਚੱਕ ਕੇ ਪੌੜੀ ਜੀ ਬਣਾਈ ਹੁੰਦੀ ਹੈ ਨਾ ਇੱਕ ਵੀ ਉਹਦੇ ਤੇ ਲੈ ਕੇ ਚੱਲਾਂਗੇ ਇਹਨੂੰ ਵੱਖਰਾ ਕਾਦੇ ਲਈ ਇਹਨੂੰ ਦੀਵਾਨ ਬੈੱਡ ਤੇ ਪਾ ਕੇ ਕਿਉਂ ਖਰਾਬ ਕਰਨਾ ਹੈ ਉਸੇ ਤੇ ਹੀ ਲੈ ਜਾਣਗੇ ਪਰ ਹਾਲ ਵੇਖੋ ਪ੍ਰਤੀਤ ਹੈ ਵੇਖਿਓ ਜੇ ਪਟਿਆਲੇ ਗੇੜਾ ਮਾਰਨ ਜਾਣਾ ਹੋਵੇ ਪਟਿਆਲੇ ਆਪਾਂ ਗੇੜਾ ਮਾਰਨ ਜਾਣਾ ਹੋਵੇ ਫਿਰ ਤੇ ਦੱਸੋ ਬਈ ਫਿਰ ਆਪਾਂ ਕੋਈ ਕੱਪੜਾ ਲੀੜਾ ਨਾਲ ਚੁੱਕਾਂਗੇ ਬੋਲੋ ਅੱਜ ਹੀ ਵਾਪਸ ਆ ਜਾਣਾ ਜੇਬ 'ਚ ਹੈ ਸਰ ਜਾਣਾ ਨਾ ਵੇਖੋ ਤੇ ਜੇ ਪਟਿਆਲੇ ਰਾਤ ਕੱਟਣੀ ਹੋਵੇ ਫਿਰ ਮਾੜਾ ਮੋਟਾ ਚੁੱਕਾਂਗੇ ਕੱਪੜਾ ਚੁੱਕਾਂਗੇ ਫਿਰ ਤਿਆਰੀ ਹੋਰ ਹੋਏਗੀ ਜੇ ਇੱਕ ਦਿਨ ਲਈ ਜਾਣਾ ਫਿਰ ਤਿਆਰੀ ਹੋਰ ਹੋਏਗੀ ਭਲਾ ਜੇ ਰਾਤ ਰਹਿਣ ਲਈ ਜਾਣਾ ਫਿਰ ਤਿਆਰੀ ਹੋਰ ਹੋਏਗੀ ਨਾ ਅੱਛਾ ਜੇ 5-7 ਦਿਨ ਰਹਿਣਾ ਹੋਵੇ ਤੇ ਫਿਰ ਬੈਗ ਵੀ ਵੱਡਾ ਹੋਏਗਾ ਤੇ ਕੱਪੜੇ ਵੀ ਜ਼ਿਆਦਾ ਹੋਣਗੇ ਜੇ ਹਫਤੇ ਲਈ ਜਾਣਾ ਫਿਰ ਤਿਆਰੀ ਹੋਰ ਹੋਏਗੀ ਨਾ ਜੇ ਮਹੀਨੇ ਲਈ ਜਾਣਾ ਫਿਰ ਤਿਆਰੀ ਹੋਰ ਤੇ ਜੇ ਸਦਾ ਲਈ ਪਟਿਆਲੇ ਰਹਿائش ਕਰਨੀ ਹੋਵੇ ਤੇ ਫਿਰ ਫਿਰ ਤੇ ਪੇਟੀਆਂ ਬੈੱਡ ਭਾਂਡੇ ਸਭ ਲੈ ਕੇ ਜਾਵਾਂਗੇ ਨਾ ਫਿਰ ਤਿਆਰੀ ਹੋਰ ਹੋਏਗੀ ਨਾ ਅੱਛਾ ਹੁਣ ਸੁਣੋ ਜਿਹੜੇ ਆ ਬਚਨ ਨੇ ਇਹ ਤੇ ਕਹਿੰਦੇ ਨੇ ਵੀ ਤਿਆਰੀ ਕਰ ਲੈ ਵੀ ਤੈਨੂੰ ਬਾਹਰ ਨੂੰ ਜਾਣਾ ਪੈਣਾ ਇਹ ਹਿਸਾਬ ਨਾਲ ਤਿਆਰੀ ਸਾਡੀ ਐ ਵੀ ਅਸੀਂ ਕਦੇ ਜਾਣਾ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਵਾਲੀ ਸੋਚ ਕੇ ਵੇਖੋ ਪ੍ਰਤੀਤ ਸੌਖੀ ਐ ਇੱਥੇ ਤਾਂ ਬੰਦਾ ਕਹਿੰਦਾ ਕੱਲੇ ਲਈ ਥੋੜਾ ਬੱਚਿਆਂ ਲਈ ਪੋਤਿਆਂ ਲਈ ਅੱਗੇ ਪੋਤਿਆਂ ਦੇ ਪੋਤਿਆਂ ਲਈ ਵੀ ਕਰਕੇ ਜਾਣਾ ਸਾਰਾ ਸੱਤ ਸੱਤ ਪੀੜੀਆਂ ਖਾਣ ਮੁੱਕੇ ਨਾ ਆ ਬਚਨ ਐਂ ਐਂ ਸੁਣੀ ਜਾਂਦੇ ਆ ਇੱਧਰ ਦੀ ਲੰਗੀ ਜਾਂਦੇ ਆ ਪਿਆਰਿਓ ਪਾਗਲ ਹੋਏ ਬੰਦੇ ਦੁਨੀਆ ਵਿੱਚ ਵੇਖੇ ਐ ਸਾਰੀ ਜ਼ਿੰਦਗੀ ਵਿਹਲੇ ਬਹਿ ਕੇ ਖਾਣ ਤਾਂ ਨਹੀਂ ਮੁੱਕਦਾ ਪਰ ਇੱਕ ਮਿੰਟ ਚੈਨ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਇੱਕ ਮਿੰਟ ਚੈਨ ਨਹੀਂ ਕਿਉਂ ਬਈ ਕਹਿੰਦੇ ਜੀ ਅਜੇ ਤੇ ਬੜਾ ਕੁਝ ਕਮਾਉਣਾ ਹੈ ਅਜੇ ਤੇ ਬੜੀ ਲੋੜ ਹੈ ਕਿਤੇ ਤੇ ਰੁਕੇਗਾ ਕਿਤੇ ਤੇ ਠਹਿਰੇਗਾ ਪਰ ਦੌੜ ਹੈ ਦੌੜ ਇੱਕ ਮਿੰਟ ਨਹੀਂ ਰੁਕ ਸਕਦਾ ਮਾਇਆ ਮਨੋਂ ਨਾ ਲਪੜੋ ਵਿਸਰੈ ਮੰਗੈ ਹਾਲ ਸਾਡਾ ਇਹ ਹੈ ਜੀ ਹਾਲ ਆ ਹੈ ਪਰ ਚਾਹੀਦਾ ਸੀ ਕੀ ਸੀ ਦਮ ਦਮ ਸਦਾ ਸੰਭਾਲ ਉਹ ਗੱਲ ਕੁਝ ਹੋਰ ਕਰਨੀ ਸੀ ਪਰ ਆ ਹਾਲ ਸਾਡਾ ਹੋਇਆ ਪਿਆ ਪੜੋ ਮਾਇਆ ਮਨ ਨਾ ਵਿਸਰੈ ਮੰਗੇ ਦਮਾਂ ਦਮ ਸੋ ਪ੍ਰਭ ਚਿਤ ਨਾ ਆਵਈ ਨਾਨਕ ਨਹੀਂ ਕਰਮ ਬਸ ਇਹਨਾਂ ਬਚਨਾਂ ਤੇ ਪ੍ਰਤੀਤ ਆਵੇ ਇਹਨਾਂ ਬਚਨਾਂ ਤੇ ਸਾਨੂੰ ਭਰੋਸਾ ਆਵੇ ਪ੍ਰੋਬਲਮ ਇਹ ਹੈ ਇਹ ਆਪਾਂ ਸਾਰੇ ਪੜ੍ਹਦੇ ਆ ਸੁਣਦੇ ਆ ਸੁਣਾਉਂਦੇ ਆ ਜੀ ਮੇਰੇ ਵਰਗੇ ਬੁੱਢੇ ਹੋ ਗਏ ਸੁਣਾ ਸੁਣਾ ਦਾੜੀਆਂ ਚਿੱਟੀਆਂ ਹੋ ਗਈਆਂ ਮੇਰੇ ਵਰਗੀਆਂ ਦੀਆਂ ਸੁਣਾਉਣ ਵਾਲਿਆਂ ਦਾ ਵੀ ਹਾਲ ਇਹ ਹੈ ਵੀ ਇਹਨਾਂ ਬਚਨਾਂ ਤੇ ਖੁਦ ਨੂੰ ਪ੍ਰਤੀਤ ਨਹੀਂ ਆਈ ਬੰਦਾ ਸੁਣਿਓ ਜੀ ਪਿਆਰਿਓ ਕਵੇ ਤੇ ਇਹ ਵੀ ਪਟਿਆਲੇ ਇੱਕ ਦਿਨ ਲਈ ਚੱਲਿਆ ਪਟਿਆਲੇ ਮੈਂ ਇੱਕ ਦਿਨ ਲਈ ਚੱਲਿਆ ਤੇ ਸਮਾਨ ਟਰਾਲੀ ਦੇ ਲੱਦੀ ਫਿਰੇ ਬੈੱਡ ਵੀ ਨਾਲ ਹੀ ਆਪਾਂ ਕਹਾਂਗੇ ਪਾਗਲ ਐ ਤੂੰ ਉਹ ਹਾਲ ਐ ਸਾਡਾ ਕੰਮ ਸਾਰੇ ਉਲਟ ਕਰਦੇ ਆ ਉਤੋਂ ਉਤੋਂ ਕਹੀ ਜਾਂਦੇ ਆ ਵੀ ਸਦਾ ਨਹੀਂ ਰਹਿਣਾ ਆਖੋ ਸਤਨਾਮ ਮੇਰੀ ਬਾਸ ਸਦਾ ਥੋੜਾ ਬੈਠ ਰਹਿਣਾ ਸਦਾ ਥੋੜਾ ਇੱਥੇ ਰਹਿਣਾ ਇੱਕ ਨਾ ਇੱਕ ਦਿਨ ਤੇ ਜਾਣਾ ਹੀ ਐ ਸੱਦਾ ਤੇ ਆਉਣਾ ਹੀ ਐ ਪਰ ਕੁਰਬਾਨੀ ਦੇ ਬਚਨਾਂ ਤੇ ਪ੍ਰਤੀਤ ਕਰੀਏ ਭਰੋਸਾ ਕਰੀਏ ਤੇ ਪਿਆਰਿਓ ਜੇ ਮਨ ਦੇ ਤਲ ਤੇ ਰੱਬ ਨਾਲੋਂ ਟੁੱਟੇ ਰਹਾਂਗੇ ਵੇਖੋ ਜੇ ਕਿਰਨ ਸੂਰਜ ਨਾਲੋਂ ਟੁੱਟੀ ਰਹੇਗੀ ਜੇ ਲਹਿਰ ਸਾਗਰ ਨਾਲੋਂ ਆਪਣੇ ਆਪ ਨੂੰ ਅੱਡ ਸਮਝੇਗੀ ਟੁੱਟੀ ਰਹੇਗੀ ਫਿਰ ਹਾਲ ਕੀ ਹੁੰਦਾ ਹੈ ਜਿਵੇਂ ਪੱਤਾ ਟੁੱਟ ਜਾਂਦਾ ਹੈ ਦਰਖਤ ਨਾਲ ਜੁੜਿਆ ਹੋਇਆ ਤੇ ਲੱਗਿਆ ਹੈ ਬਚ ਬਚਿਆ ਰਹਿੰਦਾ ਹੈ ਜਿਸ ਦਿਨ ਪੱਤਾ ਦਰਖਤ ਨਾਲੋਂ ਟੁੱਟ ਗਿਆ ਫਿਰ ਕਦੇ ਉਹ ਗੰਦਗੀ ਦੇ ਢੇਰ ਤੇ ਕਦੇ ਉੱਥੇ ਫਿਰ ਹਵਾ ਉਡਾਈ ਫਿਰਦੀ ਹੈ ਇਸੇ ਤਰ੍ਹਾਂ ਜਿਹੜੇ ਸੁਰਤ ਕਰਕੇ ਰੱਬ ਨਾਲੋਂ ਟੁੱਟ ਜਾਂਦੇ ਐ ਫਿਰ ਵਕਾਰਾਂ ਦੇ ਢੇਰਾਂ ਤੇ ਜਾ ਡਿੱਗਦੇ ਐ ਵਕਾਰਾਂ ਦੇ ਢੇਰਾਂ ਤੇ ਡਿੱਗਦੇ ਆ ਉਹ ਬੰਦੇ ਜਿਹੜੇ ਸੁਰਤ ਕਰਕੇ ਮਾਲਕ ਜੀ ਨਾਲੋਂ ਰੱਬ ਜੀ ਨਾਲੋਂ ਟੁੱਟ ਜਾਂਦੇ ਆ ਬੁਰਾ ਹੀ ਹਾਲ ਹੁੰਦਾ ਜੀ ਫਿਰ ਉਹਨਾਂ ਦਾ ਮਾਲਕ ਨਾਲੋਂ ਟੁੱਟਿਆਂ ਦਾ ਬੁਰਾ ਹੀ ਹਾਲ ਹੁੰਦਾ ਹੈ ਫਿਰ ਜ਼ਿੰਦਗੀ ਜਿਉਣ ਦਾ ਸਵਾਦ ਥੋੜੋ ਹੈ ਕੋਈ ਹੁਣ ਮੇਲਾ ਵੇਖਣ ਕੋਈ ਬੱਚਾ ਗਿਆ ਧਿਆਨ ਨਾਲ ਸੁਣਿਓ ਹੁਣ ਇੱਥੇ ਜਿਵੇਂ ਕੋਈ ਨਿਆਣਾ ਆਪਾਂ ਆਏ ਆ ਸਾਰੇ ਆਪਾਂ ਸਾਰੇ ਆਏ ਆ ਨਿੱਕਾ ਜਿਹਾ ਬੱਚਾ ਕੋਈ ਮੇਲਾ ਵੇਖਣ ਜਾਵੇ ਤੇ ਜੇ ਬੱਚੇ ਦਾ ਹੱਥ ਆਪਣੇ ਪਿਓ ਨਾਲੋਂ ਛੁੱਟ ਗਿਆ ਛੱਡਤਾ ਦੱਸੋ ਫਿਰ ਉਹ ਬੱਚੇ ਨੂੰ ਮੇਲਾ ਵੇਖਣ ਦਾ ਕੋਈ ਸਵਾਦ ਆਊ ਬੋਲੋ ਜੀ ਨਹੀਂ ਆਉਣਾ ਸਾਨੂੰ ਜ਼ਿੰਦਗੀ ਜਿਉਣ ਦਾ ਸਵਾਦ ਆਉਣਾ ਹੀ ਨਹੀਂ ਜਿੰਨਾ ਚਿਰ ਰੱਬ ਨਾਲ ਜੁੜੇ ਨਹੀਂ ਰਵਾਂਗੇ ਤੇ ਇੱਕ ਗੱਲ ਹੋਰ ਹੈ ਬੱਚਾ ਇਹ ਨਾ ਕਵੇ ਕਿ ਬਾਪੂ ਮੈਂ ਤੇਰੀ ਉਂਗਲ ਫੜ ਕੇ ਰੱਖੂ ਬੱਚਾ ਇਹ ਨਾ ਕਵੇ ਮੇਲੇ ਵਿੱਚ ਜਾ ਕੇ ਵੀ ਬਾਪੂ ਮੈਂ ਤੇਰਾ ਹੱਥ ਫੜ ਕੇ ਰੱਖੂ ਉਹ ਕਹੇਗਾ ਨਿੱਕਾ ਜਾ ਮੇਰਾ ਹੱਥ ਹੈ ਧੱਕੇ ਵੱਡੇ ਵੱਡੇ ਪੈਣੇ ਐ ਮੈਨੂੰ ਤੇ ਕੋਈ ਵੀ ਧੱਕਾ ਮਾਰੂ ਮੇਰੇ ਹੱਥ 'ਚ ਇੰਨੀ ਜਾਨ ਨਹੀਂ ਮੇਰੇ ਪਿਤਾ ਜੀ ਮੇਰਾ ਹੱਥ ਤੁਸੀਂ ਫੜ ਕੇ ਰੱਖਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ 'ਚ ਇੰਨੀ ਜਾਨ ਨਹੀਂ ਮੈਂ ਹੱਥ ਫੜੀ ਰੱਖਾਂ ਤੇਰਾ ਬੱਚਾ ਪਿਓ ਦਾ ਹੱਥ ਫੜੀ ਰੱਖੇ ਉਹ ਤੇ ਛਡਾਇਆ ਜਾ ਸਕਦਾ ਹੈ ਪਰ ਜੇ ਪਿਓ ਨੇ ਬਾਹ ਫੜੀ ਹੋਈ ਹੋਵੇ ਵੇਖੋ ਇੰਨੀ ਇੱਕ ਗੱਲ ਦੇ ਵਿੱਚ ਕਿੰਨੀ ਗਹਿਰੀ ਗਹਿਰੀ ਗੱਲ ਹੈ ਜੇ ਸਮਝ ਚ ਆ ਜਾਏ ਵੀ ਮਾਲਕ ਜੀ ਸਾਡੇ 'ਚ ਕੋਈ ਤਾਕਤ ਹੈ ਹੀ ਨਹੀਂ ਅਸੀਂ ਤੇਰੇ ਨਾਲ ਜੁੜ ਕੇ ਰਹਿ ਸਕੀਏ ਤੂੰ ਸਾਨੂੰ ਜੋੜ ਕੇ ਰੱਖ ਸਾਡੇ ਤੇ ਕਰਮ ਇਦਾਂ ਦੇ ਹੀ ਨੇ ਮਾਲਕ ਜੀ ਸਾਨੂੰ ਕਹੋ ਨਾਨਕ ਹਮ ਇਹ ਹੈ ਹਵਾਲਾ ਸਾਡਾ ਹਾਲ ਤੇ ਬੁਰਾ ਹੀ ਹੈ ਪਰ ਤੇਰੇ ਨਾਲੋਂ ਟੁੱਟ ਕੇ ਜਿਵੇਂ ਪੱਤੇ ਦਾ ਬੁਰਾ ਹਾਲ ਹੋ ਜਾਂਦਾ ਹੈ ਮੇਰੇ ਰੱਬ ਜੀ ਤੇਰੇ ਨਾਲੋਂ ਟੁੱਟ ਕੇ ਜਿਵੇਂ ਉਹ ਛੋਟਾ ਬੱਚਾ ਪਿਓ ਹੁਣ ਵੇਖੋ ਪਿਓ ਨਾਲੋਂ ਟੁੱਟ ਗਿਆ ਹੱਥ ਛੁੱਟ ਗਿਆ ਉਹਦਾ ਫਿਰ ਮੇਲੇ 'ਚ ਰੋਂਦਾ ਫਿਰਦਾ ਹੈ ਉਹਨੇ ਮੇਲਾ ਕੀ ਦੇਖਣਾ ਹੈ ਉਸ ਬੱਚੇ ਨੇ ਕੀ ਮੇਲਾ ਵੇਖਣਾ ਫਿਰ ਤੇ ਐਸਾ ਰੋਂਦਾ ਕਿ ਸਾਰੀ ਦੁਨੀਆ ਉਹਦੇ ਵੱਲ ਵੇਖਦੀ ਹੈ ਉਹਦੇ ਵੱਲ ਹੀ ਵੇਖੀ ਜਾਂਦੇ ਨੇ ਸਾਰੇ ਵੀ ਆ ਆ ਬੱਚਾ ਗਵਾਚ ਗਿਆ ਉਹ ਵਿਚਾਰੇ ਨੂੰ ਸੁੱਤ ਬੋਤੀ ਕੋਈ ਨਹੀਂ ਹੁੰਦੀ ਹੈ ਹੌਕੇ ਲੈਂਦਾ ਬੁਰਾ ਹਾਲ ਹੋ ਜਾਂਦਾ ਬੱਚਾ ਉਹ ਕੀ ਮੇਲਾ ਵੇਖੇਗਾ ਫਿਰ ਤੇ ਸਾਰੀ ਦੁਨੀਆ ਉਸ ਬੱਚੇ ਵੱਲ ਵੇਖਦੀ ਤੇ ਸੁਣੋ ਜੇ ਬੱਚਾ ਪਿਓ ਨੂੰ ਹੱਥ ਫੜਾ ਕੇ ਰੱਖੇ ਨਾਲੇ ਤੇ ਮੇਲਾ ਮੂਲਾ ਵੀ ਵੇਖ ਹੁੰਦਾ ਹੈ ਤੇ ਨਾਲੇ ਆਪਣੇ ਘਰ ਵੀ ਪਰਤ ਜਾਂਦਾ ਹੈ ਆਖੋ ਸਤਨਾਮ ਸ੍ਰੀ ਵਾਸ ਆਪਣੇ ਨਾਲ ਵੀ ਇਦਾਂ ਹੀ ਬਣੂ ਜੀ ਨਾਲੇ ਤੇ ਦੁਨੀਆ ਦੇ ਰੰਗ ਤਮਾਸ਼ੇ ਵੇਖੀ ਚੱਲਾਂਗੇ ਤੇ ਨਾਲੇ ਨਿੱਜ ਘਰ ਵੀ ਵਾਪਸ ਮੁੜ ਜਾਾਂਗੇ ਥਿਰ ਕਰ ਬੈ ਸੋਹੋ ਹਰ ਜਨ ਪਿਆਰੇ ਥਿਰ ਘਰ ਬੈਸੋ ਨਿਜ ਘਰ ਮਹਿਲ ਪਾਵੋ ਹੋ ਸੁਖ ਸਹਿਜ ਨਿਜ ਘਰ ਮਹਿਲ ਪਾਵੋ ਸੁਖ ਸਹਿਜ ਬਹੁਰ ਨਾ ਹੋਏ ਕੋ ਫੇਰਾ ਫੇਰਾ ਆਪਣੇ ਘਰ ਟਿਕ ਜਾਗੇ ਕਿੰਨਾ ਰਸ ਆਏਗਾ ਪਰ ਇਹ ਸਵਾਦ ਤਾਂ ਹੀ ਹੈ ਜੀ ਨਿਜ ਘਰ ਆਪਣੇ ਆਪ ਵਿੱਚ ਤਾਂ ਹੀ ਮਿਲ ਸਕਦੇ ਆ ਜੇ ਪਰਮਾਤਮਾ ਮਾਲਕ ਜੀ ਨੂੰ ਆਪਣੀ ਬਾਹ ਫੜਾ ਕੇ ਰੱਖਾਂ ਤੇ ਜੇ ਟੁੱਟ ਗਏ ਫਿਰ ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਅੱਬਰ ਤੂੰ ਹਰੀਆਵਲ ਕਮਲਾ ਕੰਚਨ ਵਨ ਆ ਸੁਣਿਓ ਆ ਪੰਕਤੀਆਂ ਸੁਣਿਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਓਏ ਛੱਪੜਾ ਧਿਆਨ ਨਾਲ ਸੁਣਿਓ ਟੁੱਟਿਆਂ ਦਾ ਹਾਲ ਕੀ ਹੁੰਦਾ ਟੁੱਟਿਆਂ ਦਾ ਜਿਹੜੇ ਸਰੀਰ ਕਰਕੇ ਤੇ ਜੁੜੇ ਐ ਪਰ ਮਨ ਦੇ ਤਲ ਤੇ ਮੰਨ ਹੀ ਨਹੀਂ ਰਹੇ ਆ ਰੱਬ ਨੂੰ ਬਚਨਾਂ ਤੇ ਭਰੋਸਾ ਨਹੀਂ ਨਾ ਕਰਦੇ ਕੁਰਬਾਨੀ ਦੇ ਬਚਨਾਂ ਤੇ ਭਰੋਸਾ ਨਹੀਂ ਕਰਦੇ ਸੁਣਿਓ ਪਿਆਰਿਓ ਆ ਗੱਲ ਧਿਆਨ ਨਾਲ ਸਮਝਿਓ ਜਰਾ ਜਿਵੇਂ ਐਦਾਂ ਸਮਝਿਓ ਬੇ ਗੁਰੂ ਨਾਨਕ ਪਾਤਸ਼ਾਹ ਜੀ ਚੱਲਦੇ ਚੱਲਦੇ ਇੱਕ ਛੱਪੜ ਦੇ ਕੰਢੇ ਤੇ ਚਲੇ ਗਏ ਛੱਪੜ ਦੇ ਵਿੱਚ ਸੋਨੇ ਰੰਗੇ ਕਮਲ ਦੇ ਫੁੱਲ ਸਨ ਤੇ ਛੱਪੜ ਦੇ ਕੰਢੇ ਹਰਾ ਹਰਾ ਘਾਹ ਬੜਾ ਹੀ ਸੋਹਣਾ ਲੱਗੇ ਧਿਆਨ ਇਕਾਗਰ ਰੱਖਿਓ ਬਈ ਛੱਪੜ ਦੇ ਕੰਢੇ ਘਾਹ ਤੇ ਸੋਹਣਾ ਬੜਾ ਲੱਗੇ ਗੁਰੂ ਨਾਨਕ ਪਾਤਸ਼ਾਹ ਛੱਪੜ ਦੇ ਕੰਢੇ ਤੇ ਬੈਠ ਕੇ ਕਹਿੰਦੇ ਕਿੰਨੀ ਰਮਣੀਕ ਜਗ੍ਹਾ ਹੈ ਕਿੰਨੀ ਰਮਣੀਕ ਜਗ੍ਹਾ ਹੈ ਲਓ ਜੀ ਰਮਣੀਕ ਜਗ੍ਹਾ ਵੇਖ ਕੇ ਛੱਪੜ ਦੇ ਕੰਢੇ ਤੇ ਬੈਠੇ ਰਹੇ ਤੇ ਅੱਗੇ ਲੰਘ ਗਏ ਹੁਣ ਜਦੋਂ ਵਾਪਸ ਆ ਰਹੇ ਐ ਤੇ ਆਉਂਦਿਆਂ ਸੋਚਿਆ ਕਿਉਂ ਨਾ ਫੇਰ ਉੱਥੇ ਹੀ ਬਹਿ ਕੇ ਘੰਟਾ ਕੁ ਗੁਜ਼ਾਰ ਲਈਏ ਦੁਪਹਿਰਾ ਉੱਥੇ ਕੱਟ ਲਈਏ ਜਗ੍ਹਾ ਬੜੀ ਰਮਣੀਕ ਸੀ ਤੇ ਜਦੋਂ ਕਹਿੰਦੇ ਮੁੜ ਕੇ ਆਏ ਆ ਕੇ ਕੀ ਵੇਖਿਆ ਆ ਕੇ ਕੀ ਵੇਖਿਆ ਕਿ ਪਾਣੀ ਸੁੱਕਿਆ ਪਿਆ ਕਮਲ ਫੁੱਲ ਮਰਝਾਏ ਪਏ ਐ ਭਵਰਾ ਹੁਣ ਕੋਈ ਵੀ ਨੇੜੇ ਨਹੀਂ ਆਉਂਦਾ ਤੇ ਮਿੱਟੀ ਜਿਹੜੀ ਐ ਉਹ ਛੱਪੜ ਦੇ ਵਿੱਚੋਂ ਕਾਲੀ ਮਿੱਟੀ ਨਿਕਲ ਰਹੀ ਐ ਕਾਲੀ ਉਹਦਾ ਰੰਗ ਹੋਇਆ ਪਿਆ ਕਾਲਾ ਰੰਗ ਕਾਲਾ ਹੋਇਆ ਪਿਆ ਛੱਪੜ ਦਾ ਕਾਲਾ ਰੰਗ ਹੋਇਆ ਪਿਆ ਤੇ ਕਮਲ ਫੁੱਲ ਮੁਰਝਾਏ ਪਏ ਐ ਭਵਰਿਆਂ ਦਾ ਆਉਣਾ ਬੰਦ ਐ ਚਿਕੜੀ ਜੀ ਬਣੀ ਪਈ ਐ ਬਦਬੂ ਆਉਂਦੀ ਐ ਜਾਂਦਿਆਂ ਜੀ ਕਰਦਾ ਸੀ ਬੈਠੀਏ ਹੁਣ ਜੀ ਕਰਦਾ ਵੀ ਮੂੰਹ ਤੇ ਕੱਪੜਾ ਲੈ ਲਓ ਬਦਬੂ ਆਉਂਦੀ ਐ ਇੰਨਾ ਫਰਕ ਇੰਨਾ ਫਰਕ ਹੋ ਕੀ ਗਿਆ ਫਿਰ ਗੁਰੂ ਨਾਨਕ ਪਾਤਸ਼ਾਹ ਉਹਨੂੰ ਸਵਾਲ ਕਰਦੇ ਐ ਉਹ ਭਾਈ ਤਲਾਬ ਨੂੰ ਪੁੱਛਦੇ ਐ ਬਣਿਆ ਕੀ ਉਸ ਤਲਾਬ ਨੂੰ ਪੁੱਛਦੇ ਐ ਵੀ ਪਹਿਲਾਂ ਤੇ ਇੱਕ ਤਲਾਬ ਦੀ ਨਿਆਈ ਸੀ ਇੰਨਾ ਪਿਆਰਾ ਸਾਫ਼ ਪਾਣੀ ਤਲਾਬ ਹੁਣ ਤੇ ਤੂੰ ਛੱਪੜ ਬਣ ਗਿਆ ਹੋਇਆ ਕੀ ਤੇਰੇ ਨਾਲ ਇੰਨਾ ਤੇਰਾ ਬੁਰਾ ਹਾਲ ਕਿਉਂ ਜਿਵੇਂ ਮੇਲੇ ਵਿੱਚ ਗਵਾਚੇ ਬੱਚੇ ਨੂੰ ਪੁੱਛੀਏ ਵੀ ਤੂੰ ਤੇ ਖੁਸ਼ ਹੁੰਦਾ ਸੀ ਤੂੰ ਤੇ ਖਡਾਉਣੇ ਮੰਗਦਾ ਸੀ ਤੂੰ ਤੇ ਖੁਦ ਹੀ ਖਡਾਉਣਾ ਬਣਿਆ ਪਿਆ ਲੋਕੀ ਤੇਰੇ ਕੰਨੀ ਵੇਖਦੇ ਆ ਹੁਣ ਨਿਆਣੇ ਨੂੰ ਪੁੱਛੀਏ ਇੰਨਾ ਰੋਂਦਾ ਕਿਉਂ ਐ ਤੇ ਨਿਆਣਾ ਕਹਿੰਦਾ ਬਾਪੂ ਦੇ ਨਾਲੋਂ ਹੱਥ ਛੁੱਟ ਗਿਆ ਮੇਰਾ ਦੂਰ ਦੂਰ ਹੋ ਗਿਆ ਮੈਂ ਪਿਓ ਨਾਲੋਂ ਵਿਛੜ ਗਿਆ ਮੇਰਾ ਹਾਲ ਆ ਤਾਂ ਹੋਇਆ ਇਹੋ ਜੇ ਵਿਛੜੇ ਦਾ ਹੁਣ ਦੁੱਖ ਵਿਛੋੜਾ ਆ ਦੁੱਖ ਹੈ ਇੱਕ ਦੁੱਖ ਭੂਖ ਇੱਕ ਰੱਬ ਵਿਛੋੜਾ ਪਿਆ ਰੱਬ ਨਾਲੋਂ ਤੇ ਦੁੱਖ ਦੂਜਾ ਕੀ ਹੈ ਭੁੱਖ ਲੱਗ ਗਈ ਮਾਇਆ ਦੀ ਇਹ ਦੂਜਾ ਦੁੱਖ ਹੈ ਵੀ ਭੁੱਖ ਤੇ ਰੱਬ ਦੇ ਦਰਸ਼ਨਾਂ ਦੀ ਲੱਗਣੀ ਚਾਹੀਦੀ ਸੀ ਭੁੱਖ ਲੱਗ ਗਈ ਮਟੀਰੀਅਲਿਜ਼ਮ ਦੀ ਦੁੱਖ ਵਿਛੋੜਾ ਇੱਕ ਦੁੱਖ ਭੂਖ ਤੇ ਇਸ ਕਾਰਨ ਕਰਕੇ ਫਿਰ ਜੰਮ ਘੁੱਟਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇੱਕ ਦੁੱਖ ਸਖਤ ਵਾਰ ਜਮਦੂਤ ਫਿਰ ਸਰੀਰ ਰੋਗੀ ਹੁੰਦਾ ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ ਲਓ ਜੀ ਗੁਰੂ ਜੀ ਜਦੋਂ ਗਏ ਸੀ ਉਦੋਂ ਛੱਪੜ ਹਰਿਆ ਭਰਿਆ ਸੀ ਤਲਾਬ ਸੀ ਭਵਰੇ ਮੰਡਰਾ ਰਹੇ ਸੀ ਜਦੋਂ ਮੁੜ ਕੇ ਆਏ ਤੇ ਕਾਲੀ ਮਿੱਟੀ ਕਾਲਾ ਉਹਦਾ ਰੰਗ ਹੋਇਆ ਪਿਆ ਖੜਿਆ ਜਾਂਦਾ ਨਹੀਂ ਬਦਬੂ ਆਉਂਦੀ ਹੈ ਤੇ ਗੁਰੂ ਜੀ ਪੁੱਛਦੇ ਆ ਵੇਖੋ ਛੱਪੜ ਨਹੀਂ ਬੋਲਦਾ ਇਹ ਤੇ ਗੁਰੂ ਜੀ ਸਾਨੂੰ ਐਗਜ਼ੈਂਪਲ ਦਿੰਦੇ ਆ ਕਹਿੰਦੇ ਆ ਹਾਲ ਹੁੰਦਾ ਟੁੱਟਿਆਂ ਦਾ ਆ ਵੇਖ ਲਓ ਆ ਛੱਪੜਾਂ ਵਾਲਾ ਹਾਲ ਸਾਡੇ ਨਾਲ ਹੋਣਾ ਜੇ ਆਪਣੇ ਮੂਲ ਨਾਲੋਂ ਟੁੱਟ ਗਏ ਆ ਸੁਣੋ ਜਰਾ ਭਾਈ ਗੁਰੂ ਜੀ ਕੁਐਸਚਨ ਕਰਦੇ ਆ ਪਹਿਲਾਂ ਦੱਸ ਭਾਈ ਬੱਬਰ ਤੂੰ ਹਰਿਆਵਲਾ ਪੱਬਰ ਹਰੀ ਆਵਾ ਤੂੰ ਤੇ ਬੜਾ ਹਰਿਆ ਭਰਿਆ ਸੀ ਹਾਂਜੀ ਪੱਬਰ ਤੂੰ ਹਰਿਆਵਲਾ ਕਬਲਾ ਕੰਚਨ ਵਨੋ ਸੋਨੇ ਰੰਗੇ ਫੁੱਲ ਸੀ ਕਮਲ ਦੇ ਤੇਰੇ ਉੱਤੇ ਖਿੜੇ ਹੋਏ ਸੋਨੇ ਰੰਗੇ ਫੁੱਲ ਸੀ ਹੋ ਕੀ ਗਿਆ ਤੈਨੂੰ ਕਹਿ ਦੁਖੜੇ ਸੜਿਓ ਕਿਹੜੇ ਦੁੱਖ ਨੇ ਸਾੜਤਾ ਤੈਨੂੰ ਕਾਲਾ ਹੋਇਆ ਪੜੋ ਕਹਿ ਦੁਖੜੇ ਸੜਿਓ ਕਾਲੀ ਹੋਈਆ ਤੇ ਹੋਰੀ ਤੇਰੀ ਸਾਰੀ ਦੇਹ ਕਾਲੀ ਹੋਈ ਇਹ ਤੇ ਮਿੱਟੀ ਕਾਲੀ ਹੋਈ ਪਈ ਐ ਤੈਨੂੰ ਹੋ ਕੀ ਗਿਆ ਜਾਣਦਾ ਵੀ ਕਾਰਨ ਕੀ ਐ ਬਿਮਾਰੀ ਤੇਰੀ ਦਾ ਤੈਨੂੰ ਪਤਾ ਤੂੰ ਜਾਣਦਾ ਐ ਤੈਨੂੰ ਤੇਰੇ ਦੁੱਖ ਦਾ ਪਤਾ ਐ ਉਹ ਕਹਿੰਦਾ ਜਾਣਦਾ ਵੀ ਮੈਨੂੰ ਪ੍ਰੋਬਲਮ ਕੀ ਪਈ ਐ ਮੈਂ ਜਾਣਦਾ ਸੁਣਿਓ ਜਵਾਬ ਦਿੰਦਾ ਕਹਿ ਨੇ ਸੜਿਓ ਕਾਲੀ ਹੋਈਆਂ ਦੇ ਹੋਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਾਹ ਮੈਂ ਜਾਣਦਾ ਜਾਣਾ ਮੈਂ ਜਾਣਦਾ ਪ੍ਰੋਬਲਮ ਕੀ ਪਈ ਹੈ ਮੈਨੂੰ ਪਤਾ ਮੇਰੇ ਦੁੱਖ ਦਾ ਛੱਪੜ ਕਹਿੰਦਾ ਮੈਨੂੰ ਪਤਾ ਹੈ ਵੀ ਜਿੱਥੋਂ ਮੈਨੂੰ ਪਾਣੀ ਮਿਲਦਾ ਸੀ ਹੁਣ ਮਿਲਣਾ ਬੰਦ ਹੋ ਗਿਆ ਜਿੱਥੋਂ ਮੈਨੂੰ ਤਾਕਤ ਮਿਲਦੀ ਸੀ ਉਹ ਤਾਕਤ ਮਿਲਣੀ ਬੰਦ ਹੋ ਗਈ ਸੁਣ ਲਓ ਆ ਚਲੋ ਪੰਕਤੀਆਂ ਫਿਰ ਅੱਗੇ ਗੱਲ ਕਰਦੇ ਜਾਣਾ ਪਾਣੀ ਨਾ ਲਾਹ ਜੈਸੇ ਤੀ ਮੇਰਾ ਸੰਗ ਬਸ ਜਿਹਦੇ ਨਾਲ ਮੇਰਾ ਸੰਗ ਸੀ ਜਿਹਦੇ ਕਰਕੇ ਮੈਂ ਹਰਿਆ ਭਰਿਆ ਸੀ ਉਹ ਪਾਣੀ ਮਿਲਣੋਂ ਬੰਦ ਹੋ ਗਿਆ ਬੇਨਤੀ ਸੁਣਿਓ ਸੁਣਿਓ ਪਿਆਰਿਓ ਜਿਵੇਂ ਕਿਸੇ ਤਲਾਬ ਵਿੱਚ ਪਾਣੀ ਪੈਂਦਾ ਸੀ ਤੇ ਪਾਣੀ ਕਰਕੇ ਕਮਲ ਫੁੱਲ ਖਿੜਦੇ ਸੀ ਕਮਲ ਫੁੱਲ ਖਿੜਨ ਕਰਕੇ ਭਵਰੇ ਆਉਂਦੇ ਸੀ ਉੱਥੇ ਰੌਣਕ ਲੱਗੀ ਰਹਿੰਦੀ ਸੀ ਪਰ ਜਿਹੜੇ ਰਾਹ ਤੋਂ ਪਾਣੀ ਆਉਂਦਾ ਸੀ ਉਹ ਰਾਹ ਉਹ ਪਾਈਪ ਉਹ ਮੋਰੀ ਉਹ ਰਸਤਾ ਉਹ ਖਾਲ ਬੰਦ ਹੋ ਗਿਆ ਉਹ ਖਾਲ ਬੰਦ ਕਿਵੇਂ ਹੋ ਗਿਆ ਹਨੇਰੀਆਂ ਆਈਆਂ ਹੋਣਗੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਾਂ ਬੰਦ ਹੋਇਆ ਹਨੇਰੀਆਂ ਆਈਆਂ ਹੋਣਗੀਆਂ ਮਿੱਟੀ ਉੱਡ ਉੱਡ ਕੇ ਮਿੱਟੀ ਉੱਡ ਉੱਡ ਕੇ ਉਹ ਰਾਹ ਬੰਦ ਕਰਤਾ ਹੋਊ ਆਪਾਂ ਕਿਉਂ ਹਰੇ ਭਰੇ ਕਿਉਂ ਨਹੀਂ ਰਹੇ ਅੱਜ ਸਾਡਾ ਹਾਲ ਆ ਕਿਉਂ ਹੋ ਗਿਆ ਕਿਉਂਕਿ ਸਾਰੇ ਰਾਹ ਬੰਦ ਹੋਏ ਪਏ ਐ ਮੈਂ ਅੱਗੇ ਗੱਲ ਕਰਦਾ ਪਿਆਰਿਓ ਆਓ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਸੰਗਤ ਨੇ ਉੱਠਣਾ ਨਹੀਂ ਆਪੋ ਆਪਣੀ ਜਗ੍ਹਾ ਤੇ ਸਜੇ ਰਹਿਣਾ ਹੈ ਜਿਹੜੇ ਅੰਮ੍ਰਿਤ ਛੱਕੇ ਕੇ ਆ ਰਹੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਹੀਏ ਸਜੇ ਰਿਓ ਭਾਈ ਹਿਲਜੁਲ ਨਾ ਕਿਸੇ ਪਾਸਿਓਂ ਹੋਵੇ ਮਨ ਬਿਰਤੀ ਇਕਾਗਰ ਰੱਖਿਓ ਅੰਮ੍ਰਿਤ ਛੱਕੇ ਕੇ ਆਉਣ ਵਾਲਿਆਂ ਨੂੰ ਪਹਿਲਾਂ ਜੀ ਆਇਆਂ ਕਹੀਏ ਫਿਰ ਅੱਗੇ ਗੱਲ ਕਰਦੇ ਹਾਂ ਸੱਚੇ ਪਾਤਸ਼ਾਹ ਮਿਹਰ ਕਰਨ ਸਾਡੀ ਜ਼ਿੰਦਗੀ ਵੀ ਹਰੀ ਭਰੀ ਹੋ ਜਾਏ ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ ਮੇਰੇ ਗੁਰੂ ਜੀ ਕਿਰਪਾ ਹੋ ਜੇ ਸਾਰਿਆਂ ਤੇ ਮਿਹਰ ਦੀ ਨਜ਼ਰ ਲੱਗ ਜਾਵੇ ਕਿਰਪਾ ਹੋ ਜੇ ਸਾਰਿਆਂ ਤੇ ਤੇਰੀ ਮਿਹਰ ਦੀ ਬਦਲ ਮੰਗ ਜਾਵੇ ਕਿਰਪਾ ਹੋ ਜੇ ਸਾਰਿਆਂ ਅੱਲਾਹ ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ ਕਿਰਪਾ ਹੋ ਜੇ ਸਾਰਿਆਂ ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ ਕਿਰਪਾ ਹੋ ਜੇ ਸਾਰਿਆਂ ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ ਕਿਰਪਾ ਹੋ ਸਾਰਿਆਂ ਤੇ ਵਾਹ ਕਿਰਪਾ ਹੋ ਜੇ ਸਾਰਿਆਂ ਤੇ ਕਿਰਪਾ ਹੋ ਜੇ ਸਾਰਿਆਂ ਤੇ ਆਵਾ ਕਿਰਪਾ ਜੇ ਸਾਰਿਆਂ ਤੇ ਕਿਰਪਾ ਹੋਵੇ ਸਾਰਿਆਂ ਕਿਰਪਾ ਹੋ ਜੇ ਸਾਰਿਆਂ ਬਾਬਾ ਬਾਬਾ ਕਿਰਪਾ ਹੋ ਜੇ ਸਾਰਿਆਂ ਤੇ ਬਾਬਾ ਬਾਬਾ ਕਿਰਪਾ ਹੋ ਜੇ ਸਾਰਿਆਂ ਤੇ ਹੋ ਜੇ ਕਿਰਪਾ ਹੋ ਜੇ ਕਿਰਪਾ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਜਿੱਥੇ ਕਿ ਤੱਕ ਆ ਸਕਦੇ ਆ ਆ ਜਾਣ ਦਿਓ ਮੱਥਾ ਜਿਹੜੇ ਬਹਿ ਸਕਦੇ ਆ ਅੱਗੇ ਅੱਗੇ ਜਿੱਥੇ ਤੱਕ ਬਹਿ ਸਕਦੇ ਬਾ ਦਿਓ ਫਿਰ ਰਸਤੇ 'ਚ ਜਿਹੜੇ ਅੰਮ੍ਰਿਤ ਛਕ ਕੇ ਆਏ ਵਧਾਈਆਂ ਪਿਆਰਿਓ ਹੋ ਕੀ ਆਇਆ ਸਾਹਿਬ ਦੀ ਮਿਹਰ ਨਾਲ 500 ਤੇ ਤਿੰਨ ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸੱਜ ਲਓ ਜੀ ਪਹਿਲਾਂ ਆਪਾਂ ਇੱਕ ਧਾਰਨਾ ਪੜ ਲਈਏ ਜਿਹੜੀ ਸਦਾ ਹੀ ਪੜਦੇ ਆ ਅਜੇ ਬਾਹਾਂ ਥੱਲੇ ਹੀ ਰੱਖਿਓ ਲੜ ਲਪਿਆ ਗੁਰੂ ਜੀ ਤੇਰੇ ਭੈਣਾ ਵੀ ਪੜੋ ਇੱਕ ਵਾਰ ਭੈਣਾ ਲਾੜ ਲੱਗੇ ਦੱਸਣ ਦੀ ਲੋੜ ਨਹੀਂ ਵੀ ਜਕਾਰਾ ਲੱਗੇ ਬਾਹਾਂ ਖੜੀਆਂ ਕਰਨੀਆਂ ਜੇ ਕੋਈ ਨਵਾਂ ਆਇਆ ਹੋਵੇ ਉਹ ਜ਼ਰੂਰ ਕਿਰਪਾ ਰੱਖਿਓ ਸਾਥ ਦਈਏ ਆਓ ਜਰਾ ਜਿਨ੍ਹਾਂ ਨੂੰ ਖੁਸ਼ੀ ਇਹ ਸਮਾਗਮ ਦੀ ਸੰਗਿਓ ਨਾ ਬੋਲੇ ਸੋ ਨਿਹਾਲ ਸਾਥੀ ਆਕਾਲ ਰਾਜ ਕਰੇਗਾ ਹਾਦਸਾ ਦੇਖਦੇ ਖੰਭੇ ਹਨ ਭਗਤ ਕੀ ਜੀਤ ਤੂਲ ਦੇ ਨਿਸ਼ਾਨ ਹੋਲੇ ਰਿਹਾ ਹੱਥ ਦੀ ਅੱਖਾਂ ਹੋਲੇ ਸੋਨਿਹਾ ਲੱਖ ਲੱਖ ਵਧਾਈਆਂ ਹੋਵਣ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਅੰਮ੍ਰਿਤ ਛਕ ਕੇ ਆਉਣ ਵਾਲਿਆਂ ਨੂੰ 500 ਤੇ ਤਿੰਨ ਪ੍ਰਾਨੀ ਬਸ ਆਹੀ ਹੈ ਜਿਹੜਾ ਪਿਆਰ ਜਿਹੜਾ ਉਤਸ਼ਾਹ ਸੰਗਤ ਵਿੱਚ ਹੈ ਅੱਜ ਕੱਲ ਵਿਰੋਧੀ ਲੋਕਾਂ ਤੋਂ ਇਹੋ ਹੀ ਨਹੀਂ ਚੱਲਿਆ ਜਾਂਦਾ ਹੋਰ ਮੁਸ਼ਕਲ ਕੋਈ ਨਹੀਂ ਜੀ ਆਹੀ ਅੱਜ ਸੱਚ ਸੱਚ ਕਈ ਜਗ੍ਹਾ ਤੇ ਇਦਾਂ ਵੀ ਹੁੰਦਾ ਹੈ ਵੀ ਬਾਬੇ 50 ਇਕੱਠੇ ਹੋ ਜਾਂਦੇ ਨੇ ਸੰਗਤ ਦੇ 200 ਸਰੀਰ ਇਕੱਠੇ ਨਹੀਂ ਹੁੰਦੇ 200 ਤੇ ਉਹ ਵੀ ਪੁਰਾਣੇ ਆਉਂਦੇ ਆ ਇਹ ਨਹੀਂ ਨੌਜਵਾਨ ਅੱਜ ਦੇ ਜਿਹੜੇ ਐ ਤੇ ਕਿੰਨੀ ਖੁਸ਼ੀ ਵਾਲੀ ਗੱਲ ਹੈ ਵੀ ਗੁਰਬਾਣੀ ਸਮਝਣ ਲੱਗ ਪਏ ਆ ਮੈਨੂੰ ਬਹੁਤ ਬੰਦੇ ਇਦਾਂ ਦੇ ਮਿਲਦੇ ਐ ਜਿਹੜੇ ਕਹਿੰਦੇ ਐ ਜੀ ਸਾਨੂੰ ਆ ਗੁਰਬਾਣੀ ਦੀ ਸਮਝ ਲੱਗਣ ਲੱਗੀ ਏ ਬਹੁਤ ਧੰਨਵਾਦ ਜੀ ਮੈਨੂੰ ਕਹਿੰਦੇ ਹੁੰਦੇ ਆ ਤੁਹਾਡਾ ਧੰਨਵਾਦ ਮੈਂ ਕਹਿੰਦਾ ਹੁੰਦਾ ਮੇਰਾ ਕਾਹਦਾ ਧੰਨਵਾਦ ਕਰਦੇ ਤੁਸੀਂ ਇਹ ਤੇ ਬਚਨ ਗੁਰੂ ਦੇ ਐ ਵਡਿਆਈ ਗੁਰੂ ਸਾਹਿਬ ਦੀ ਐ ਆਪਾਂ ਤੇ ਮਾੜੀ ਜੀ ਕੋਸ਼ਿਸ਼ ਕਰਦੇ ਆ ਵੀ ਸਮਝ ਪੈ ਜੇ ਸਾਡੇ ਸਾਡੇ ਬਚਨ ਦਿਮਾਗ 'ਚ ਬਹਿ ਜਾਣ ਅੱਖਾਂ ਖੁੱਲ ਜਾਂਦੀਆਂ ਪਿਆਰਿਓ ਸੁਰਤ ਖੁੱਲਣ ਦਾ ਮਤਲਬ ਐ ਸੁਰਤ ਖੁੱਲ ਗਈ ਉਹ ਅੱਖਾਂ ਅੰਦਰ ਵਾਲੀਆਂ ਨਾਨਕ ਸੇ ਅੱਖਣੀਆਂ ਵਨ ਜਿਨੀ ਦਸੰਦੋ ਮਾਂ ਪੀਰੀ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਉਹ ਅੱਖਾਂ ਖੁੱਲ ਜਾਂਦੀਆਂ ਯਾਰ ਆ ਕੁਝ ਸੀ ਸਾਨੂੰ ਕਿਉਂ ਨਹੀਂ ਦੱਸਿਆ ਸਾਨੂੰ ਬੁੱਧੂ ਹੀ ਬਣਾ ਕੇ ਰੱਖਿਆ ਹੁਣ ਤੱਕ ਆ ਗੁਰਬਾਣੀ ਦਾ ਚਾਨਣ ਘਰ ਘਰ ਫੈਲ ਰਿਹਾ ਹੈ ਨੌਜਵਾਨ ਗੁਰਬਾਣੀ ਸੁਣਨ ਲੱਗ ਪਏ ਆ ਕਿੰਨਾ ਉਤਸ਼ਾਹ ਹੈ ਸਦਾ ਰਹੇਗਾ ਆ ਮੈਂ ਮਾਫ ਕਰਨਾ ਇਸ ਗੱਲ ਦੀ ਗਰੰਟੀ ਨਹੀਂ ਵੀ ਆ ਜਿਹੜਾ ਪ੍ਰੋਗਰਾਮ ਇਦਾਂ ਚੱਲਦੇ ਨੇ ਹੁਣੇ ਬੰਦੇ ਇੰਨੇ ਹਾਈਪਰ ਹੋਏ ਪਏ ਐ ਵਿਦੇਸ਼ਾਂ ਦੇ ਵਿੱਚ ਤੇ ਜ਼ੋਰ ਲਾ ਹੀ ਰਹੇ ਐ ਵੀ ਪ੍ਰੋਗਰਾਮ ਹੋਣ ਨਾ ਦਈਏ ਉੱਥੇ ਤੇ ਜਿਵੇਂ ਮਰਜ਼ੀ ਬੰਦਾ ਰੌਲਾ ਪਾ ਸਕਦਾ ਐ ਇਹ ਇੰਡੀਆ ਵਿੱਚ ਵੀ ਰੌਲਾ ਪਾਉਣ ਦੀ ਕੋਸ਼ਿਸ਼ ਕਰਦੇ ਐ ਬਸ ਹੁਣ ਇਹਨਾਂ ਦੀ ਤਿਆਰੀ ਐ ਇਹਨਾਂ ਨੇ ਚੱਲਦੇ ਦੀਵਾਨਾਂ ਵਿੱਚ ਰੌਲਾ ਪਾਇਆ ਕਰਨਾ ਚੱਲਦੇ ਦੀਵਾਨਾਂ ਵਿੱਚ ਐਦਾਂ ਦੀਵਾਨ ਚੱਲਿਆ ਕਰਨਾ ਤੇ ਦੀਵਾਨ ਚੱਲਦੇ ਚ ਗਾਹ ਪਾਇਆ ਕਰਨਾ ਫਿਰ ਜੇ ਪੁਲਿਸ ਨੂੰ ਕਵਾਂਗੇ ਆਪ ਕੁੱਟਾਂਗੇ ਫਿਰ ਕਹਿਣਗੇ ਭਰਾ ਮਾਰੂ ਜੰਗ ਕਰ ਦਿੰਨੇ ਜੇ ਪੁਲਿਸ ਨੂੰ ਫੜਾਵਾਂਗੇ ਫਿਰ ਵੇਖੋ ਫੋਟੋਆਂ ਪਾਣਗੇ ਵੀ ਆ ਵੇਖੋ ਜੀ ਸਾਨੂੰ ਗ੍ਰਿਫਤਾਰ ਕਰਾਤਾ ਇਹ ਸਟੰਟ ਕਰਨਾ ਚਾਹੁੰਦੇ ਐ ਹਰ ਹਾਲਤ ਹਰ ਹਾਲਤ ਇਹਨੂੰ ਬੰਦ ਕਰਨਾ ਚਾਹੁੰਦੇ ਹਰ ਹਾਲਤ ਤੇ ਚਾਹੁੰਦੇ ਐ ਵੀ ਆ ਪ੍ਰਚਾਰ ਬੰਦ ਹੋਣਾ ਚਾਹੀਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਪਿਆ ਕਈ ਬੰਦੇ ਦਿਨ ਤੇ ਰਾਤ ਇਹੀ ਕੰਮ ਕਰ ਰਹੇ ਐ ਵੀ ਕਿਵੇਂ ਨਾ ਕਿਵੇਂ ਬੰਦ ਹੋ ਜੇ ਕਿਵੇਂ ਨਾ ਕਿਵੇਂ ਬੰਦ ਹੋ ਜੇ ਪਿਛਲੇ ਸਾਲ ਜਦੋਂ ਤੋਂ ਅਟੈਕ ਇਹਨਾਂ ਨੇ ਕੀਤਾ ਹੈ ਉਦੋਂ ਬਾਅਦ ਤੋਂ ਬਸ ਇਹੀ ਤਿਆਰੀਆਂ ਚੱਲ ਰਹੀਆਂ ਜਾਂ ਹੁਣ ਜਿਹੜੇ ਵੇਟਰ ਬਣ ਕੇ ਸਰਕਾਰਾਂ ਦੇ ਵੇਟਰ ਬਣ ਕੇ ਤੁਰੇ ਫਿਰਦੇ ਆ ਉਹਨਾਂ ਨੂੰ ਜਦੋਂ ਕੋਈ ਗੱਲ ਕਹਿੰਦੇ ਆ ਵੀ ਇਹਨਾਂ ਨਾਲ ਮੀਟਿੰਗਾਂ ਕਿਉਂ ਕੀਤੀਆਂ ਜਿਹੜਾ ਕੇਪੀਐਸ ਗਿੱਲ ਮਰ ਗਿਆ ਇਹਦੇ ਨਾਲ ਮੀਟਿੰਗਾਂ ਕਿਉਂ ਕੀਤੀਆਂ ਜਦੋਂ ਇਹੋ ਜੀ ਗੱਲ ਦਾ ਸਵਾਲ ਉਠਾਉਨੇ ਆ ਫਿਰ ਅੱਗ ਲੱਗਦੀ ਹੈ ਤੜਫਦੇ ਆ ਬੜਾ ਕੀ ਗੱਲ ਬਈ ਫਿਰ ਕਹਿੰਦੇ ਝੂਠ ਬੋਲਦੇ ਆ ਜੀ ਐਦਾਂ ਤੇ ਹੋਇਆ ਨਹੀਂ ਫਿਰ ਪਿਆਰਿਓ ਇੱਕ ਸਾਲ ਤੋਂ ਤੁਸੀਂ ਸਾਨੂੰ ਕਹੀ ਜਾਂਦੇ ਹੋ ਵੀ ਤੁਸੀਂ ਸਰੋਵਰ ਨੂੰ ਛੱਪੜ ਕੇ ਆ ਦੱਸੋ ਅਸੀਂ ਕਿੱਥੇ ਗਏ ਆ ਤੁਸੀਂ ਜਦੋਂ ਇੰਨਾ ਕੁਝ ਬਣਾ ਬਣਾ ਕੇ ਗੱਲਾਂ ਸਾਡੀਆਂ ਪੇਸ਼ ਕੀਤੀਆਂ ਨੇ ਵੀ ਇਹ ਜੀ ਬਾਣੀ ਦੇ ਵਿਰੋਧੀ ਐ ਇਹ ਜੀ ਦਰਬਾਰ ਸਾਹਿਬ ਨੂੰ ਢਾਉਣ ਦੀਆਂ ਗੱਲਾਂ ਕਰਦੇ ਐ ਇਹ ਜੀ ਸਰੋਵਰ ਨੂੰ ਮਾੜਾ ਬੋਲਦੇ ਐ ਇਹ ਕਹਿੰਦੇ ਐ ਸਰੋਵਰ ਪੂਰ ਦਿਓ ਦਰਬਾਰ ਸਾਹਿਬ ਢਾ ਦਿਓ ਮੈਂ ਕਿੱਥੇ ਬੋਲਿਆ ਕਿੱਡੀਆਂ ਕਿੱਡੀਆਂ ਇਹ ਗੱਲਾਂ ਬਣਾ ਬਣਾ ਕੇ ਪੇਸ਼ ਕਰ ਰਹੇ ਐ ਅੱਜ ਮਾਰਨ ਪੈਂਦੇ ਐ ਜੀ ਮਾਰਨ ਪੈਂਦੇ ਐ ਭੈੜੀਆਂ ਭੈੜੀਆਂ ਗਾਲਾਂ ਜਿੰਨੇ ਇੰਟਰਨੈਟ ਯੂਜ਼ ਕਰਨ ਵਾਲੇ ਵੀਰ ਨੇ ਮੇਰੇ ਸਭ ਜਾਣਦੇ ਨੇ ਕਿ ਕਿੰਨੀਆਂ ਗਾਲਾਂ ਖਾਂਦੇ ਨੇ ਕਈ ਤੇ ਸੰਸਥਾ ਪਿੱਛੇ ਮਾਫ ਕਰਨਾ ਪਰਮੇਸ਼ਰ ਦਵਾਰ ਆਉਣ ਕਰਕੇ ਉਹ ਫਿਰ ਜੇ ਕੋਈ ਪੋਸਟ ਪਾ ਦਿੰਦੇ ਨੇ ਫਿਰ ਉਹਨਾਂ ਨੂੰ ਵੀ ਪਤਾ ਨਹੀਂ ਕਿੰਨੀਆਂ ਮਾਵਾਂ ਦੀਆਂ ਭੈਣਾਂ ਦੀਆਂ ਭੈੜੀਆਂ ਭੈੜੀਆਂ ਗਾਲਾਂ ਇਹਨਾਂ ਤੋਂ ਖਾਣੀਆਂ ਪੈਂਦੀਆਂ ਨੇ ਪਰ ਕੁਰਬਾਨੀ ਪੜਨ ਵਾਲਾ ਬੰਦਾ ਵੱਡਿਆ ਜਾਏਗਾ ਕਿਸੇ ਨੂੰ ਮਾਂ ਭੈਣ ਦੀ ਗਾਲ ਨਹੀਂ ਕੱਢਦਾ ਕਿਉਂ ਕੱਢੇਗਾ ਯਾਰ ਗਾਲ ਹਰ ਇੱਕ ਦੀ ਮਾਂ ਸਾਡੀ ਮਾਂ ਵਰਗੀ ਹੈ ਇਹਨਾਂ ਦੀ ਭੈਣ ਸਾਡੀ ਭੈਣ ਵਰਗੀ ਹੈ ਮੇਰੀ ਮਾਂ ਦਾ ਮੇਰੀ ਭੈਣ ਦਾ ਕਸੂਰ ਕੀ ਹੈ ਜਿਹੜਾ ਬੰਦਾ ਆਪਣੀ ਤੇ ਬਗਾਨੇ ਦੀ ਮਾਂ ਤੇ ਭੈਣ ਵਿੱਚ ਫਰਕ ਫਰਕ ਸਮਝਦਾ ਹੈ ਉਹ ਸਿੱਖ ਹੋ ਸਕਦਾ ਹੈ ਗਾਲਾਂ ਕੱਢਣ ਵਾਲਾ ਸਿੱਖ ਹੋ ਸਕਦਾ ਹੈ ਪਤਾ ਕੀ ਹੁੰਦਾ ਪਿਆਰਿਓ ਜਦੋਂ ਕਿਸੇ ਬੰਦੇ ਨੂੰ ਐਡ ਕਰ ਲੈਣਾ ਗੰਦੀਆਂ ਗੰਦੀਆਂ ਗਾਲਾਂ ਕੱਢਣੀਆਂ ਨੇ ਬੰਦਾ ਨਾ ਅਗਲੇ ਦਿਨ ਫੇਸਬੁੱਕ ਜਾਂ ਕੁਝ ਹੋਰ ਬੰਦੀ ਕਰ ਦਿੰਦਾ ਅਗਲਾ ਕਹਿੰਦਾ ਛੱਡ ਪਰੇ ਯਾਰ ਇਹ ਤੇ ਬੇਇੱਜ਼ਤੀ ਬਹੁਤ ਕਰਦੇ ਆ ਗੰਦੀਆਂ ਗਾਲਾਂ ਕੱਢਦੇ ਸਾਨੂੰ ਕੀ ਲੋੜ ਹੈ ਡਰਾਉਂਦੇ ਆ ਵੀ ਕਿਵੇਂ ਨਾ ਕਿਵੇਂ ਬੰਦਾ ਭੱਜ ਜੇ ਹਟ ਜੇ ਇਹ ਤਾਂ ਇਦਾਂ ਦਾ ਕੁਝ ਕਰਦੇ ਐ ਕਿ ਬੰਦਾ ਡਰ ਜੇ ਹਟ ਜੇ ਮਕਸਦ ਇਹਨਾਂ ਦਾ ਡਰਾਉਣਾ ਹੈ ਮਾਰਨਾ ਮਕਸਦ ਨਹੀਂ ਡਰਾਉਣਾ ਹੈ ਵੀ ਪੈਰਾਂ 'ਚ ਡੇਗਣਾ ਹੁੰਦਾ ਹੈ ਇਹਨਾਂ ਦਾ ਮਕਸਦ ਹੁੰਦਾ ਹੈ ਕਿ ਬੰਦਾ ਪੈਰਾਂ 'ਚ ਡਿੱਗੇ ਇਹਨਾਂ ਬੰਦਿਆਂ ਨੇ ਮਾਫ ਕਰਨਾ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਾ ਸਤਕਾਰ ਸਾਰੇ ਕਰਦੇ ਨੇ ਤੇ ਅਸੀਂ ਵੀ ਬੋਲੋ ਸਿੰਘੋ ਕਰਦੇ ਆ ਜੀ ਪੂਰਾ ਕਰਦੇ ਆ ਤੇ ਸ਼ਹੀਦ ਸਿੰਘ ਜਿੰਨੇ ਹੋਏ ਨੇ ਉਹਨਾਂ ਦਾ ਵੀ ਅਸੀਂ ਰੱਜ ਕੇ ਸਤਕਾਰ ਕਰਾਂਗੇ ਪਰ ਵੇਖੋ ਨਾ ਪਿਆਰਿਓ ਹੁਣ ਮੈਂ ਤੇ ਚਲੋ ਆ ਪ੍ਰਚਾਰ ਕਰਦਾ ਜੇ ਅੱਜ ਮੈਂ ਮਰ ਜਾ ਤੇ ਮੇਰੇ ਤੋਂ ਬਾਅਦ ਮੇਰੇ ਵਾਲਿਆ ਨਾਲ ਫਿਰਨ ਵਾਲੇ ਨਾਲ ਫਿਰਨ ਵਾਲੇ ਮੇਰੇ ਬਾਅਦ ਉਹ ਗੁੰਡਾਗਰਦੀ ਲੋਕਾਂ ਨਾਲ ਕਰਨ ਲੱਗ ਜਾਣ ਫਿਰ ਤੇ ਧੱਕਾ ਹੀ ਹੈ ਕੌਣ ਚੱਲੇਗਾ ਕਿਹੜਾ ਚੱਲੇਗਾ ਜੀ ਧੱਕਾ ਗੁਰੂ ਰਾਮ ਜਿਵੇਂ ਆਪਾਂ ਭਾਈ ਭਪਿੰਦਰ ਸਿੰਘ ਦੇ ਉੱਥੇ ਆਪਾਂ ਗੱਲ ਕੀਤੀ ਸੀ ਨਾ 17 ਤਰੀਕ ਨੂੰ ਉੱਥੇ ਵੀ ਮੈਂ ਬੇਨਤੀ ਕੀਤੀ ਸੀ ਵੀ ਗੁਰੂ ਹਰ ਰਾਏ ਸਾਹਿਬ ਦੇ ਸਾਹਿਬ ਦਾ ਪੁੱਤਰ ਹੈ ਰਾਮ ਰਾਏ ਤੇ ਗੁਰੂ ਹਰ ਰਾਇ ਸਾਹਿਬ ਦਾ ਪੁੱਤ ਹੈ ਪਰ ਜਦੋਂ ਗਲਤ ਚੱਲਦਾ ਹੈ ਤੇ ਕਹਿੰਦੇ ਪੁੱਤ ਗੁਰੂ ਹਰ ਰਾਇ ਸਾਹਿਬ ਦਾ ਹੋਏਗਾ ਤੂੰ ਪਰ ਜਿੱਥੇ ਗਲਤ ਹੈ ਉੱਥੇ ਗਲਤ ਹੈ ਰਾਮ ਰਾਏ ਦਾ ਗੁਰੂ ਹਰ ਰਾਇ ਸਾਹਿਬ ਦੇ ਪਿੱਛੇ ਲੁਕ ਕੇ ਨਹੀਂ ਸਰਨਾ ਇਸੇ ਤਰ੍ਹਾਂ ਪਿਰਥੀ ਚੰਦ ਦਾ ਗੁਰੂ ਰਾਮਦਾਸ ਜੀ ਦੇ ਪਿੱਛੇ ਲੁਕ ਕੇ ਨਹੀਂ ਸਰਨਾ ਪੁੱਤ ਹੈ ਪਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤ ਹੈ ਜਾਇਆ ਹੈ ਉਹਨਾਂ ਦਾ ਪਰ ਜੇ ਕਰਤੂਤਾਂ ਮਾੜੀਆਂ ਕਰੇਗਾ ਫੇਰ ਨਹੀਂ ਤੇਰੀ ਗੁੰਡਾਗਰਦੀ ਚੱਲਣੀ ਇਸੇ ਤਰ੍ਹਾਂ ਬਾਬਾ ਜਰਨੈਲ ਸਿੰਘ ਦੇ ਕਹਾਉਣ ਵਾਲਿਓ ਬਾਬਾ ਜਰਨੈਲ ਸਿੰਘ ਸੂਰਮਾ ਜੋਧਾ ਪੂਰਾ ਸੀ ਪਰ ਉਹਨਾਂ ਦੇ ਨਾਂ ਤੇ ਤੁਹਾਡੀ ਗੁੰਡਾਗਰਦੀ ਨਹੀਂ ਅਸੀਂ ਚੱਲ ਸਕਦੇ ਸ੍ਰੀ ਅਕਾਲ ਉਹਨਾਂ ਦਾ ਨਾਮ ਵਰਤ ਕੇ ਤੁਸੀਂ ਗੁੰਡਾਗਰਦੀ ਨਾ ਕਰੋ ਬਾਬਾ ਜਰਨੈਲ ਸਿੰਘ ਜੀ ਦਾ ਸਤਕਾਰ ਕਰਦੇ ਸੀ ਕਰਦੇ ਰਹਾਂਗੇ ਪਰ ਉਹਨਾਂ ਦਾ ਨਾਮ ਲੈ ਕੇ ਅੱਜ ਇਹ ਬੰਦੇ ਗੁੰਡਾਗਰਦੀ ਕਰਦੇ ਆ ਧੱਕਾ ਕਰਦੇ ਆ ਹੁਣ ਜੇ ਕਿਤੇ ਤੁਸੀਂ ਵੇਖਿਆ ਨਾ ਪਿਆਰਿਓ ਜਦੋਂ ਰੌਲਾ ਪੈਂਦਾ ਹੈ ਕਈ ਵਾਰੀ ਫੇਸਬੁੱਕਾਂ ਤੇ ਨੈਟ ਦੇ ਉੱਤੇ ਪਤਾ ਇੱਕ ਪਾਸੇ ਮੇਰੀ ਫੋਟੋ ਲਾ ਦੇਣਗੇ ਇੱਕ ਪਾਸੇ ਬਾਬਾ ਜਰਨੈਲ ਸਿੰਘ ਦੀ ਪਤਾ ਫਿਰ ਕੀ ਕਹਿਣਗੇ ਦੱਸੋ ਕਿਹਦੇ ਹੱਕ ਚੋਂ ਲੈ ਹੱਦ ਹੋ ਗਈ ਮੇਰੇ ਵਰਗੇ ਬੰਦੇ ਨੂੰ ਬਾਬੇ ਜਰਨੈਲ ਸਿੰਘ ਦੀ ਫੋਟੋ ਦੇ ਬਰਾਬਰ ਕਿਵੇਂ ਲਾਤਾ ਜੇ ਲਾਣਾ ਹੈ ਵੇਟਰ ਨੂੰ ਲਾਓ ਮੇਰੇ ਬਰਾਬਰ ਫੇਰ ਲੱਗੂ ਬਲਾ ਉਹਨੂੰ ਲਾਓ ਜਿਹੜਾ ਵੇਟਰ ਬਣਿਆ ਫਿਰਦਾ ਉਹਨੂੰ ਲਾਓ ਬਰਾਬਰ ਤੁਸੀਂ ਇਹ ਅੱਗੇ ਕਿਉਂ ਕਰਦੇ ਹੋ ਬਈ ਹੁਣ ਪਿਰਥੀ ਚੰਦ ਪਿਰਥੀ ਚੰਦ ਖੜੇ ਤੇ ਪਿਰਥੀ ਚੰਦ ਕਵੇ ਵੀ ਮੇਰੀ ਗੱਲ ਛੱਡੋ ਮੇਰੇ ਪਿਤਾ ਗੁਰੂ ਰਾਮਦਾਸ ਜੀ ਦੀ ਫੋਟੋ ਲਾਓ ਐ ਕਿਵੇਂ ਲਾਣ ਦੇ ਦਈਏ ਤੈਨੂੰ ਬਈ ਤੂੰ ਆਪਣੀ ਗੱਲ ਕਰ ਵੀ ਤੇਰੀ ਕਾਰਗੁਜ਼ਾਰੀ ਕੀ ਹੈ ਤੂੰ ਜ਼ਿੰਦਗੀ ਵਿੱਚ ਕੀ ਕੀਤਾ ਹੈ ਉਹਨਾਂ ਜੋਧਿਆਂ ਸੂਰਬੀਰਾਂ ਦੇ ਸਿਰ ਤੇ ਛਾਲਾ ਨਾ ਮਾਰੋ ਉਹਨਾਂ ਦੀ ਕੁਰਬਾਨੀ ਸੀ ਸਾਰੀ ਕੌਮ ਉਹਨਾਂ ਦਾ ਸਤਿਕਾਰ ਕਰਦੀ ਹੈ ਪਰ ਉਹਨਾਂ ਦੇ ਨਾਂ ਤੇ ਕਬਜ਼ੇ ਹਸਪੀਟਲਾਂ ਤੇ ਅਨੰਦਪੁਰ ਸਾਹਿਬ ਬੋਲਦਾ ਜੇ ਵੀ ਉਹ ਬਾਬਾ ਨੇਤਰਹੀਣ ਹੈ ਦਿਸਦਾ ਨਹੀਂ ਬਾਬੇ ਨੂੰ ਅਮਰੀਕਾ ਬੈਠਾ ਹੈ ਉਹ ਡਰਦਾ ਨਹੀਂ ਤੁਹਾਡੇ ਤੋਂ ਬੋਲਦਾ ਜਿਨ੍ਹਾਂ ਜਿਨ੍ਹਾਂ ਦੇ ਗੁਰਦੁਆਰੇ ਜਿਨ੍ਹਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਨੇ ਬੰਦੇ ਡਰਦੇ ਨਹੀਂ ਬੋਲਦੇ ਜਿਨ੍ਹਾਂ ਨੂੰ ਰੌਲਾ ਤੋਂ ਫੜ ਫੜ ਕੇ ਖਿੱਚ ਖਿੱਚ ਕੇ ਲੈ ਕੇ ਗਏ ਉਹ ਡਰਦੇ ਨਹੀਂ ਬੋਲਦੇ ਖੰਡ ਪਾਠ ਚੱਲਦਿਆਂ ਵਿੱਚ ਪਾਠ ਖੰਡਨ ਕੀਤੇ ਅਗਲਾ ਡਰਦਾ ਨਹੀਂ ਬੋਲਦਾ ਇਹਦਾ ਮਤਲਬ ਇਹ ਨਹੀਂ ਵੀ ਗੁੰਡਾਗਰਦੀ ਨਹੀਂ ਗੁੰਡਾਗਰਦੀ ਹੈ ਪਰ ਬੰਦਾ ਡਰਦਾ ਨਹੀਂ ਬੋਲਦਾ ਅਗਲਾ ਕਹਿੰਦਾ ਛੱਡ ਪਰੇ ਯਾਰ ਕੀ ਪਤਾ ਪਰਿਵਾਰ ਹੀ ਖਤਮ ਕਰ ਦੇਣ ਸਾਡਾ ਕੀ ਪਤਾ ਇਹਨਾਂ ਦਾ ਸਰਕਾਰਾਂ ਨਾਲ ਸਿੱਧੀ ਗੱਲ ਹੈ ਪਤਾ ਨਹੀਂ ਕੀ ਕਰ ਦੇਣਗੇ ਅਗਲਾ ਡਰਦਾ ਨਹੀਂ ਕਰਦਾ ਹੋ ਸਕਦਾ ਮੇਰੇ ਵੀ ਨਿਆਣੇ ਹੁੰਦੇ ਮੈਂ ਵੀ ਡਰ ਜਾਂਦਾ ਖਰੇ ਵੀ ਮੇਰੇ ਬੱਚੇ ਹੀ ਨਾ ਰੁੱਲ ਜਾਣ ਸ਼ੁਕਰ ਹੈ ਸ਼ੁਕਰ ਹੈ ਇਧਰੋਂ ਵੀ ਬਚਿਆ ਹੀ ਹੋਇਆ ਮੈਂ ਕਿਰਪਾ ਹੀ ਹੈ ਮੈਨੂੰ ਹੁਣ ਹੁਣ ਵੇਖਿਓ ਨਾ ਹੁਣ ਵੇਖਿਓ ਹੁਣ ਮੰਨ ਲਓ ਸੁਣਿਓ ਬਈ ਕਥਾ ਵਾਚਕ ਘਰੇ ਆਇਆ ਕਥਾ ਕਰਕੇ ਸਟੇਜ ਤੋਂ ਹੈ ਘਰ ਵਾਲੀ ਐਂ ਦੇ ਨਾਲੇ ਰੋਟੀ ਦੇ ਜਾਂਦੀ ਨਾ ਜੀ ਬਾਲੇ ਪੰਗੇ ਜੇ ਨਾ ਲਿਆ ਕਰੋ ਹੈ ਜੀ ਮੁੰਡਾ ਵੇਖ ਲੋ ਬੇਟਾ ਇਹ ਮੁੰਡਾ ਕਹਿੰਦਾ ਸੀ ਆ ਲੈ ਪਾਪਾ ਕਥਾ ਕਰੀ ਜਾਂਦਾ ਮੈਂ ਟੀਵੀ 'ਚ ਵੇਖਦਾ ਤੇ ਆ ਪਾਪਾ ਵੇਖ ਲੈ ਵੀ ਕੀ ਬੋਲੀ ਜਾਂਦਾ ਹਨਾ ਵੀ ਮੁੰਡਾ ਵੀ ਆਪਣਾ ਗੱਲਾਂ ਜੀਆਂ ਕਰਦਾ ਮੇਰੇ ਵਰਗਾ ਫਿਰ ਨਿਆਣੇ ਦੇ ਵੇਖ ਕੇ ਮੂੰਹ ਜਿਹਾ ਉਹਦਾ ਮਾਸੂਮ ਜਿਹਾ ਕਿਤੇ ਨਾ ਕਿਤੇ ਮਨ ਚ ਆ ਹੀ ਜਾਂਦਾ ਕਿਉਂਕਿ ਸਾਡੀ ਸੁਰਤ ਗੁਰੂ ਗੋਬਿੰਦ ਸਿੰਘ ਵਾਲੀ ਦੀ ਸਾਡੀ ਸੁਰਤ ਉਦਾਂ ਦੀ ਨਹੀਂ ਨਾ ਹੈ ਵੀ ਅਸੀਂ ਬਾਬਾ ਫਤਿਹ ਸਿੰਘ ਦਾ ਚਿਹਰਾ ਵੇਖ ਕੇ ਉਹ ਉਹ ਨਹੀਂ ਜੀ ਡੋਲਦੇ ਅਜੀਤ ਸਿੰਘ ਨੂੰ ਵੇਖ ਕੇ ਅਸੀਂ ਤੇ ਨਕੰਮੇ ਬੰਦੇ ਆ ਜੀ ਅਸੀਂ ਤੇ ਨਿਆਣਿਆਂ ਨੂੰ ਵੇਖ ਕੇ ਘਬਰਾ ਜਾਂਦੇ ਆ ਸਾਡੇ ਚ ਇੰਨਾ ਹੌਸਲਾ ਕਿੱਥੇ ਹੈ ਉੱਥੇ ਉੱਥੇ ਫਿਰ ਛੱਡੋ ਜੀ ਪਰੇ ਤੁਸੀਂ ਰਹਿਣ ਨਹੀਂ ਦਿਆ ਕਰੋ ਫਿਰ ਮੇਰੇ ਵਰਗਾ ਬੰਦਾ ਵੀ ਕਹਿੰਦਾ ਛੱਡ ਪਰੇ ਛੱਡ ਪਰੇ ਪਰ ਹੁਣ ਚਲੋ ਸ਼ੁਕਰ ਹੈ ਜੀ ਉਹ ਬੱਚੇ ਤੇ ਭਾਵੇਂ ਭਾਈ ਭਪਿੰਦਰ ਸਿੰਘ ਦੇ ਸੀ ਪਰ ਚਿਹਰਾ ਜਦੋਂ ਮੈਂ ਉਹਨਾਂ ਦਾ ਵੇਖਦਾ ਨਾ ਫਿਰ ਮੈਨੂੰ ਆਪਣਿਆਂ ਤੋਂ ਵੱਧ ਕੇ ਲੱਗਦੇ ਐ ਵੀ ਇਹਨਾਂ ਦੇ ਪਿਓ ਦਾ ਘੱਟ ਤੋਂ ਘੱਟ ਇਨਸਾਫ ਤੇ ਮਿਲਣਾ ਚਾਹੀਦਾ ਘੱਟ ਤੋਂ ਘੱਟ ਚੱਲ ਨਹੀਂ ਇਨਸਾਫ ਮਿਲਦਾ ਮਾਲਕ ਦੀਆਂ ਮਾਲਕ ਜਾਣੇ ਪਰ ਸੰਗਤ ਦੀ ਕਚਹਿਰੀ ਵਿੱਚ ਤੇ ਇਹਨਾਂ ਨੂੰ ਨੰਗਿਆਂ ਕਰਦੇ ਹੀ ਰਾਂਗੇ ਸਦਾ ਸ੍ਰੀ ਅਕਾਲ ਭਾਈ ਇਹਨਾਂ ਨੂੰ ਤਰਸ ਨਹੀਂ ਆਇਆ ਸਾਨੂੰ ਤੇ ਬੱਚਿਆਂ ਤੇ ਤਰਸ ਆਉਂਦਾ ਨਾ ਵੇਖ ਕੇ ਸਾਨੂੰ ਤੇ ਤਰਸ ਆਉਂਦਾ ਨਾਲੇ ਸਾਨੂੰ ਨਹੀਂ ਜੀ ਡਰ ਲੱਗਦਾ ਮੈਂ ਇਹਨਾਂ ਤੋਂ ਜਮੇ ਹੀ ਨਹੀਂ ਡਰਦਾ ਮੈਨੂੰ ਆ ਕੱਲ ਮਰਦਾ ਅੱਜ ਮਾਰ ਦੇਣ ਮੈਂ ਨਹੀਂ ਡਰਦਾ ਕਿਉਂ ਡਰਾਂ ਮੈਂ ਇਹਨਾਂ ਤੋਂ ਛੱਡਿਆ ਜੀ ਬਾਹਰ ਜਾਣਾ ਛੱਡਿਆ ਵਿਦੇਸ਼ਾਂ ਦੇ ਵਿੱਚ ਦਬਕੇ ਮਾਰਦੇ ਨੇ ਐ ਕਰਦੇ ਆਂਗੇ ਐ ਕਰਦੇ ਆਂਗੇ ਤੁਹਾਡੇ ਵਿਦੇਸ਼ ਤੁਹਾਨੂੰ ਮੁਬਾਰਕ ਅਸੀਂ ਨਹੀਂ ਸਾਨੂੰ ਨਹੀਂ ਲੋੜ ਬਾਹਰਲੇ ਦੇਸ਼ਾਂ ਦੀ ਸਭ ਛੱਡਿਆ ਤੁਸੀਂ ਨੋਟ ਕਰਕੇ ਵੇਖ ਲਓ ਇੱਥੇ ਪਰਮੇਸ਼ਰ ਦਵਾਰ ਅੱਜ ਵੀ ਨਾ ਅੱਜ ਵੀ ਜੇ ਉੱਥੇ ਗੇਟ ਦੇ ਕਿਤੇ ਨੇੜੇ ਕੁਰਸੀ ਢਾ ਕੇ ਬਹਿ ਜਾ ਤੇ ਸਾਰਾ ਦਿਨ ਲੈਣਾ ਨਹੀਂ ਟੁੱਟਣਗੀਆਂ ਮਿਲਣ ਵਾਲਿਆਂ ਦੀਆਂ ਅੱਜ ਵੀ ਗੱਲ ਗੱਲ ਸੁਣ ਲਿਆ ਕਰੋ ਯਾਰ ਗੱਲ ਪੂਰੀ ਹੋ ਲੈ ਸਿੰਘੋ ਗੱਲ ਸੁਣ ਲਿਆ ਕਰੋ ਬਈ ਐ ਨਹੀਂ ਜਕਾਰੇ ਟਾਈਮ ਤੇ ਉੱਤੇ ਹੁੰਦਾ ਧਿਆਨ ਰੱਖੋ ਵੇਖਿਓ ਅੱਜ ਵੀ ਲੈਣਾ ਲੱਗ ਜਾਣਗੀਆਂ ਮੱਥਾ ਟੇਕਣ ਵਾਲੇ ਬਾਬਾ ਜੀ ਬਾਬਾ ਜੀ ਕਰਦੇ ਫਿਰਨਗੇ ਅੱਜ ਵੀ ਕਮੀ ਨਹੀਂ ਜਿਹੜੇ ਇਲਾਕੇ 'ਚ ਜਾਂਦਾ ਸੀ ਸਾਰੇ ਇਲਾਕੇ ਦੇ ਸੰਤ ਸਟੇਜ ਤੇ ਇਕੱਠੇ ਹੋ ਕੇ ਬੈਠਦੇ ਸੀ ਜਿਹੜੇ ਇਲਾਕੇ 'ਚ ਗਿਆ ਕੋਈ ਵਿਦੇਸ਼ ਐਸਾ ਨਹੀਂ ਜਿੱਥੇ ਨਹੀਂ ਗਿਆ ਅੱਜ ਤੋਂ 12 13 ਸਾਲ ਪਹਿਲਾਂ ਕੈਨੇਡਾ ਰੋਡ ਜਾਮ ਹੋ ਗਿਆ ਸੀ ਪਹਿਲੀ ਵਾਰ ਜਦੋਂ ਮੈਂ ਗਿਆ 1100 ਤੋਂ ਵੱਧ ਸੰਗਤ ਨੇ ਕੈਨੇਡਾ ਅੰਮ੍ਰਿਤ ਛਕਿਆ ਸੀ ਸੱਤ ਦੀਵਾਨ ਲੱਗੇ ਸੀ ਮੇਰਕੋਟ ਰੋਡ ਜਾਮ ਹੋ ਗਿਆ ਸੀ ਕੋਈ ਕਮੀ ਨਹੀਂ ਮਿਲੇ ਮੇਰੇ ਮਾਲਕ ਨੇ ਮੈਨੂੰ ਛੱਡੀ ਤੇ ਮੈਂ ਵੀ ਸੋਚ ਸਕਦਾ ਸੀ ਬਾਕੀ ਦੇ ਬਾਬਿਆਂ ਵਾਂਗੂ ਵੀ ਛੱਡ ਪਰੇ ਮੈਨੂੰ ਆ ਰਾਹ ਚੁਣਨ ਦੀ ਕੀ ਲੋੜ ਹੈ ਪਰ ਜਿੱਦਣ ਕੁਰਬਾਨੀ ਦੀ ਸਮਝ ਆ ਗਈ ਉਦੋਂ ਹੀ ਕਹਿਤਾ ਸੀ ਵੀ ਨਾ ਭਾਈ ਆ ਸੱਚ ਸਮਝ ਆ ਗਿਆ ਅੱਜ ਤੋਂ ਬਾਅਦ ਇਹੀ ਸੱਚ ਸੁਣਾਉਣਾ ਹੈ ਇਹੀ ਸਮਝਾਉਣਾ ਹੈ ਜਿੱਡਾ ਮਰਜ਼ੀ ਮਹਿੰਗਾ ਪੈ ਜੇ ਪਰ ਤੁਰਨਾ ਇਸੇ ਰਾਹ ਤੇ ਹੈ ਇਸੇ ਰਾਹ ਤੇ ਤੁਰਨਾ ਅਸੀਂ ਬਾਬਿਆਂ ਵਾਂਗੂ ਮੱਥੇ ਨਹੀਂ ਟਿਕਾ ਸਕਦੇ ਅਸੀਂ ਬਾਬਿਆਂ ਵਾਂਗੂ ਕੋਤਰੀਆਂ ਨਹੀਂ ਚਲਾ ਸਕਦੇ ਅਸੀਂ ਬਾਬਿਆਂ ਵਾਂਗੂ ਕੁਝ ਨਹੀਂ ਕਰਨਾ ਸਭ ਛੱਡਿਆ ਕਿਉਂਕਿ ਗੁਰੂ ਦੇ ਬਚਨ ਨੂੰ ਲੋਕਾਂ ਵਾਸਤੇ ਨਹੀਂ ਗੁਰਬਾਣੀ ਗੁਰਬਾਣੀ ਆਪਣੇ ਵਾਸਤੇ ਹੈ ਜਾ ਕੇ ਮਨ ਗੁਰ ਕੀ ਪ੍ਰਤੀਤ ਗੁਰੂ ਦੇ ਬਚਨਾਂ ਤੇ ਪ੍ਰਤੀਤ ਕਰਨੀ ਪੈਣੀ ਹੈ ਹੌਸਲਾ ਕਰਨਾ ਪੈਣਾ ਦਲੇਰੀ ਕਰਨੀ ਪੈਣੀ ਹੈ ਉਹ ਜੁਰਤ ਵਿਖਾਉਣੀ ਪੈਣੀ ਹੈ ਤਾਂ ਗੱਲ ਬਣਦੀ ਏ ਭਾਈ ਅੱਜ ਤੋਂ ਬਾਅਦ ਦਾਖਲਾ ਲੈ ਲਿਆ ਗੁਰਬਾਣੀ ਪੜਿਓ ਗੁਰਬਾਣੀ ਸਮਝਿਓ ਜ਼ਿੰਦਗੀ ਵਿੱਚ ਵਧੀਆ ਫੈਸਲੇ ਕਰਕੇ ਵਿਖਾਇਓ ਡਰਿਓ ਨਾ ਅੱਜ ਤੋਂ ਬਾਅਦ ਘਬਰਾਇਓ ਨਾ ਪਿਆਰਿਓ ਗੁਰਬਾਣੀ ਦੇ ਗਿਆਨ ਦਾ ਪਤਾ ਹੀ ਫੇਰ ਲੱਗਦਾ ਪਿੱਛੇ ਜੇ ਇੱਕ ਕਲਿੱਪ ਆਇਆ ਸੀ ਗਿਆਨ ਤੇ ਅਕਲ ਵਿੱਚ ਕੀ ਫਰਕ ਹੈ ਪਤਾ ਮੇਰਾ ਖਿਆਲ ਸੁਣਿਓ ਸਿੰਘੋ ਜਰਾ ਇੱਕ ਧਿਆਨ ਨਾਲ ਸੁਣਿਓ ਲਓ ਮੈਂ ਉਹ ਗੱਲ ਦੁਬਾਰਾ ਕਰਦਾ 2-3 ਮਿੰਟ ਵਿੱਚ ਪੂਰੀ ਹੋ ਜਾਏਗੀ ਸੁਣਿਓ ਧਿਆਨ ਨਾਲ ਸੁਣਿਓ ਸਾਰੇ ਦੱਸੋ ਬਈ ਆਪਾਂ ਕਿਸੇ ਵਕੀਲ ਕੋਲ ਜਾਈਏ ਡਾਕਟਰ ਕੋਲ ਜਾਈਏ ਤੇ ਡਾਕਟਰ ਨੂੰ ਜਾ ਕੇ ਕਹੀਏ ਡਾਕਟਰ ਸਾਹਿਬ ਡਾਕਟਰੀ ਵਿਖਾਓ ਤੁਸੀਂ ਆਪਣੀ ਡਾਕਟਰੀ ਵਿਖਾਓ ਸੋਚ ਕੇ ਦੱਸਿਓ ਨੌਜਵਾਨ ਵੀਰੋ ਅਗਲਾ ਸਾਨੂੰ ਲੈ ਜੇ ਕਿੱਥੇ ਜਿੱਥੇ ਉਹਦੀ ਲਾਇਬ੍ਰੇਰੀ ਹੈ ਜਿੱਥੇ ਕਿਤਾਬਾਂ ਦਾ ਢੇਰ ਲੱਗਿਆ ਪਿਆ ਸੁਣੋ ਤੇ ਲਿਜਾ ਕੇ ਕਿਤਾਬਾਂ ਦਾ ਢੇਰ ਵਿਖਾਵੇ ਉਹ ਕਵੇ ਆ ਵੇਖੋ ਜੀ ਆ ਕੀ ਹੈ ਮੇਰੀ ਡਾਕਟਰੀ ਮੈਂ 25 ਸਾਲਾਂ ਵਿੱਚ ਆ ਕਿਤਾਬਾਂ ਪੜੀਆਂ ਨੇ ਆ ਢੇਰ ਲੱਗਿਆ ਪਿਆ ਕਿਤਾਬਾਂ ਦਾ ਆ ਹੈ ਡਾਕਟਰੀ ਆਪਾਂ ਮੰਨ ਜਾਾਂਗੇ ਬੋਲੋ ਬਈ ਕੀ ਹੋ ਗਿਆ ਬਈ ਚਲੋ ਇੱਧਰ ਸੁਣੋ ਗੱਲ ਹਿੱਲ ਗਈ ਦੇਖੋ ਧਿਆਨ ਦੇ ਦਿਓ ਸੁਣੋ ਇੱਧਰ ਵੇਖੋ ਵੀ ਜੇ ਡਾਕਟਰ ਨੂੰ ਆਪਾਂ ਕਹੀਏ ਡਾਕਟਰ ਸਾਹਿਬ ਆਪਣੀ ਡਾਕਟਰੀ ਵਿਖਾਓ ਅਗਲਾ ਸਾਨੂੰ ਕਿੱਥੇ ਲੈ ਜੇ ਕਿਤਾਬਾਂ ਜਿੱਥੇ ਉਹਦੀਆਂ ਪਈਆਂ ਆਪਾਂ ਮੰਨ ਜਾਾਂਗੇ ਵੀ ਤੂੰ ਡਾਕਟਰੀ ਵਿਖਾਤੀ ਬੋਲੋ ਨਹੀਂ ਮੰਨਾਂਗੇ ਆਪਾਂ ਕਹਾਂਗੇ 5-7 ਮਰੀਜ਼ ਸਾਡੇ ਸਾਹਮਣੇ ਪਹਿਲਾਂ ਠੀਕ ਕਰਕੇ ਵਿਖਾ ਤਾਂ ਮੰਨਾਂਗੇ ਵੀ ਤੂੰ ਡਾਕਟਰ ਹੈ ਤਾਂ ਹੀ ਆਪਾਂ ਕਹਾਂਗੇ ਤੇਰੀਆਂ ਕਿਤਾਬਾਂ ਦੇ ਉੱਤੇ ਥੋੜਾ ਕੋਈ ਸ਼ੱਕ ਹੈ ਇੱਥੋਂ ਤੇ ਤੂੰ ਪੜਦਾ ਹੈ ਤੇ ਇਹ ਸਾਰਾ ਕੁਝ ਤੂੰ ਸੁਣ ਸੁਣ ਕੇ ਪੜ ਪੜ ਕੇ ਰੱਟਾ ਲਾਇਆ ਪਿਆ ਐਦਾਂ ਤੂੰ ਐਦਾਂ ਦੱਸਦਾ ਐਦਾਂ ਬਹਿ ਗਿਆ ਡਾਕਟਰ ਆਪਣੇ ਕੋਲ ਆਹ ਦਵਾਈ ਇਹਦੇ ਲਈ ਹੈ ਆਹ ਦਵਾਈ ਇਹਦੇ ਲਈ ਹੈ ਆਹ ਦਵਾਈ ਇਹਦੇ ਲਈ ਹੈ ਆਹ ਇਹਦੇ ਲਈ ਬਣੀ ਹੈ ਆਹ ਇਹਦੇ ਲਈ ਬਣੀ ਆਹ ਇਹਦੇ ਲਈ ਬਣੀ ਹੈ ਆਪਾਂ ਕਹਾਂਗੇ ਕਿਉਂ ਰੱਟੇ ਲਾਈ ਜਾਂਦਾ ਹੈ ਆ ਸਾਹਮਣੇ ਮਰੀਜ਼ ਬੈਠਾ ਹੈ ਯਾਰ ਤੂੰ ਇਹਨੂੰ ਠੀਕ ਕਰ ਦਵਾਈ ਦੇ ਅਗਲਾ ਠੀਕ ਹੋਵੇ ਤਾਂ ਮੰਨਾਂਗੇ ਤੂੰ ਆ ਰੱਟੇ ਕਿਉਂ ਲਾਈ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਆ ਗਈ ਗੱਲ ਪਕੜ ਚ ਹੁਣ ਅੱਗੇ ਸੁਣਿਓ ਆਪਰੇਸ਼ਨ ਕਰਨ ਵੇਲੇ ਤੇਰੇ ਹੱਥ ਕੰਬਦੇ ਐ ਪੜ ਪੜ ਕੇ ਸੁਣਾਈ ਜਾਂਦਾ ਵੀ ਮੈਨੂੰ ਮੂੰਹ ਜਵਾਨੀ ਯਾਦ ਹੈ ਵੀ ਆਹ ਦਵਾਈ ਇਹਦੇ ਲਈ ਆਹ ਦਵਾਈ ਇਹਦੇ ਲਈ ਆਹ ਦਵਾਈ ਐ ਬਣਦੀ ਆ ਫਾਰਮੂਲਾ ਐ ਆ ਆ ਐ ਐ ਵੀ ਡਾਕਟਰ ਤੋਂ ਆਪਰੇਸ਼ਨ ਕਰਦਾ ਉਦੋਂ ਤੇਰੇ ਹੱਥ ਕੰਬਦੇ ਐ ਤੈਨੂੰ ਡਾਕਟਰ ਕਿਵੇਂ ਮੰਨੀਏ ਅੱਗੇ ਸੁਣਿਓ ਵਕੀਲ ਨੂੰ ਕਹੀਏ ਭਾਈ ਵਕਾਲਤ ਵਿਖਾ ਆਪਣੀ ਤੇ ਅਗਲਾ ਲੈ ਜੇ ਸਾਨੂੰ ਕਿਤਾਬਾਂ ਵਾਲੀ ਦੁਕਾਨ ਵਿੱਚ ਜਿੱਥੇ ਉਹਦੀਆਂ ਕਿਤਾਬਾਂ ਪਈਆਂ ਕਵੇ ਆਹ ਸਾਰੀਆਂ ਮੈਂ ਪੜੀਆਂ ਨੇ ਆਹ ਵੇਖ ਲਓ ਮੇਰੀ ਵਕਾਲਤ ਮੰਨ ਜਾਗੇ ਆਪਾਂ ਬੋਲੋ ਜੀ ਆਪਾਂ ਕਹਾਂਗੇ ਤੇਰੀ ਵਕਾਲਤ ਤੇ ਕੋਈ ਸ਼ੱਕ ਨਹੀਂ ਤੇਰੀਆਂ ਕਿਤਾਬਾਂ ਤੇ ਕੋਈ ਸ਼ੱਕ ਨਹੀਂ ਇਹਨਾਂ ਕਿਤਾਬਾਂ ਨੂੰ ਪੜ ਪੜ ਕੇ ਬੜੇ ਵਕੀਲ ਬਣੇ ਨੇ ਪਰ ਤੂੰ ਦੋ ਚਾਰ ਸਾਡਾ ਕੇਸ ਲੜ ਕੇ ਵਿਖਾ ਫੈਸਲਾ ਸਾਡੇ ਹੱਕ 'ਚ ਕਰਾ ਕੇ ਵਿਖਾ ਸੱਚ ਨੂੰ ਸੱਚ ਕਹਿ ਝੂਠ ਨੂੰ ਝੂਠ ਕਰਕੇ ਕਚਹਿਰੀ 'ਚ ਪੇਸ਼ ਕਰਕੇ ਵਿਖਾ ਤਾਂ ਤੈਨੂੰ ਅਸੀਂ ਵਕੀਲ ਮੰਨਾਂਗੇ ਠੀਕ ਹੈ ਜੀ ਗੱਲ ਹੁਣ ਅਗਲਾ ਆਪਾਂ ਨੂੰ ਪੁੱਛਦਾ ਸਿੱਖੋ ਆਪਾਂ ਨੂੰ ਤੁਸੀਂ ਕੀ ਹੋ ਜੀ ਆਪਾਂ ਕਹਿੰਦੇ ਜੀ ਅਸੀਂ ਅੰਮ੍ਰਿਤਧਾਰੀ ਗੁਰੂ ਦੇ ਸਿੱਖ ਗਿਆਨਵਾਨ ਆਪਾਂ ਕੀ ਕਹਿੰਦੇ ਅਸੀਂ ਕੀ ਆ ਗਿਆਨਵਾਨ ਅਗਲਾ ਕਹਿੰਦਾ ਵਿਖਾ ਗਿਆਨ ਤੇ ਆਪਾਂ ਫਿਰ ਅਗਲੇ ਨੂੰ ਕਿੱਥੇ ਲੈ ਜਾਂਦੇ ਆ ਆਪਾਂ ਲੈ ਜਾਂਦੇ ਗੁਰਦੁਆਰੇ ਆਹ ਵੇਖੋ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਗੁਰੂ ਉਹ ਕਹਿੰਦੇ ਇਹਦੇ ਤੇ ਕੋਈ ਸ਼ੱਕ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਗੁਰੂ ਤੁਹਾਡਾ ਪੂਰਾ ਹੈ ਸੱਚ ਹੈ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਪੂਰੇ ਹੈ ਫਿਰ ਐ ਕਿਵੇਂ ਮੰਨ ਲਈਏ ਪਹਿਲਾਂ ਤੂੰ ਜ਼ਿੰਦਗੀ ਵਿੱਚ ਵਧੀਆ ਵਧੀਆ ਫੈਸਲੇ ਕਰਕੇ ਵਿਖਾ ਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਕਥਾਵਾਚਕਾਂ ਨੂੰ ਪੁੱਛੋ ਗਿਆਨਵਾਨ ਜੀ ਗਿਆਨ ਵਿਖਾਓ ਤੇ ਗਿਆਨਵਾਨ ਪਤਾ ਕੀ ਕਰਨ ਲੱਗ ਜਾਂਦਾ ਹੈ ਸ਼ਬਦ ਤੇ ਸ਼ਬਦ ਸ਼ਬਦ ਤੇ ਸ਼ਬਦ ਪੜ ਪੜ ਕੇ ਆ ਸ਼ਬਦ ਐ ਆ ਇੱਥੇ ਲਿਖਿਆ ਆ ਇੰਨੇ ਅੰਗ ਤੇ ਆ ਇੰਨੇ ਤੇ ਆ ਇਦਾਂ ਆ ਇੰਨੇ ਇਦਾਂ ਬੋਲੀ ਜਾਂਦਾ ਜਦੋਂ ਉਹਨੂੰ ਪੁੱਛਦੇ ਆ ਵੀ ਢਿੱਡ ਤੇ ਤੇਰਾ ਇਦਾਂ ਵਧਿਆ ਵਧਿਆ ਪਿਆ ਇਹ ਫੈਸਲਾ ਤੇ ਲੈ ਲੈ ਵੀ ਸਵੇਰੇ ਸੈਰ ਕਰਨੀ ਹੈ ਆਖੋ ਸਤਨਾਮ ਬਾਤ ਫੈਸਲਾ ਤੇ ਲੈ ਨਹੀਂ ਸਕਦਾ ਇਨਫੋਰਮੇਸ਼ਨ ਇੰਨੀ ਇਕੱਠੀ ਕਰੀ ਫਿਰਦਾ ਮੈਂ ਕਹਿੰਦਾ ਸਾਰਾ ਗੁਰੂ ਗ੍ਰੰਥ ਸਾਹਿਬ ਵੀ ਯਾਦ ਕਰ ਲਵੇ ਜੇ ਆਪਰੇਸ਼ਨ ਕਰਨ ਵੇਲੇ ਹੱਥ ਕੰਬਦੇ ਆ ਡਾਕਟਰ ਤੇ ਰੱਟੇ ਲਾਇਆਂ ਦਾ ਕੀ ਫਾਇਦਾ ਸਮਝ ਆ ਗਈ ਗੱਲ ਇੱਥੇ ਬੜੇ ਬੜੇ ਕਥਾਵਾਚਕ ਨੇ ਜੀ ਗੁਰਬਾਣੀ ਉਹਨਾਂ ਨੂੰ ਇੰਨੀ ਆਉਂਦੀ ਹੈ ਤਕਰੀਬਨ ਤਕਰੀਬਨ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਹੈ ਪਰ ਮੰਜੀ ਸਾਹਿਬ ਹਾਲ ਦੇ ਵਿੱਚ ਜੌਬ ਡਿਊਟੀ ਲੈਣ ਦੇ ਮਾਰੇ ਵਾਰੀ ਲੈਣ ਦੇ ਮਾਰੇ ਵੀ ਮੇਰੀ ਦੋ ਦਿਨ ਕਥਾ ਆ ਜੇ ਚੱਜ ਦਾ ਫੈਸਲਾ ਨਹੀਂ ਜ਼ਿੰਦਗੀ 'ਚ ਕਰ ਸਕੇ ਸੱਚ ਨੂੰ ਸੱਚ ਨਹੀਂ ਕਹਿੰਦੇ ਆਖੋ ਸਤਨਾਮ ਵਾਹਿਗੁਰੂ ਗੁਰਬਾਣੀ ਬਹੁਤ ਕੰਠ ਹੈ ਜਦੋਂ ਆਪਰੇਸ਼ਨ ਕਰਨ ਦਾ ਟਾਈਮ ਆਉਂਦਾ ਹੈ ਉਦੋਂ ਹੱਥ ਕੰਬਦੇ ਨੇ ਤੇ ਗਿਆਨਵਾਨ ਮੰਨ ਸਕਦੇ ਹੋ ਇਹੋ ਜਿਹੇ ਬੰਦੇ ਨੂੰ ਨਹੀਂ ਪਿਆਰਿਓ ਸ਼ਬਦ ਭਾਵੇਂ ਘੱਟ ਆਉਂਦੇ ਹੋਣ ਪਰ ਫੈਸਲਾ ਵਧੀਆ ਕਰ ਸਕਦਾ ਹੋਵੇ ਇਹਨੂੰ ਕਹਿੰਦੇ ਆ ਜੋ ਪ੍ਰਾਨੀ ਗੋਬਿੰਦ ਧਿਆਵੇ ਪੜਿਆ ਅਨ ਪੜਿਆ ਪਰਮਗਤ ਫੈਸਲਾ ਵਧੀਆ ਕਰ ਸਕੇ ਅਕਲ ਚਾਹੀਦੀ ਹੈ ਵੇਖਿਓ ਗੁਰਬਾਣੀ ਦਾ ਗਿਆਨ ਲੈ ਕੇ ਜਿਹੜੀ ਅਕਲ ਆਉਣੀ ਸੀ ਉਹ ਤੇ ਆਈ ਹੋਈ ਨਹੀਂ ਗਿਆਨ ਬਹੁਤ ਹੈ ਪਰ ਜਿਹੜੀ ਆਪਣੀ ਕਾਮਨ ਸੈਂਸ ਸੀ ਉਹ ਤੇ ਹੈ ਹੀ ਨਹੀਂ ਗਿਆਨ ਬਹੁਤ ਹੈ ਪਰ ਅਕਲ ਕੋਈ ਨਹੀਂ ਗਿਆਨ ਤੇ ਕੋਈ ਕਮੀ ਨਹੀਂ ਫੈਸਲਾ ਲੈਣ ਵਾਲੀ ਅਕਲ ਨਹੀਂ ਡਾਕਟਰ ਨੂੰ ਪਤਾ ਸਾਰਾ ਹੈ ਪਰ ਆਪਰੇਸ਼ਨ ਕਰਨ ਦੀ ਅਕਲ ਨਹੀਂ ਆ ਮਰੀਜ਼ ਆਇਆ ਹੈ ਇਸ ਵੇਲੇ ਇਸ ਟਾਈਮ ਤੇ ਕਿਹੜੀ ਦਵਾਈ ਦੇਣੀ ਹੈ ਇਹ ਡਾਕਟਰ ਨੂੰ ਅਕਲ ਨਹੀਂ ਵਕੀਲ ਨੇ ਕਿਤਾਬਾਂ ਬਹੁਤ ਪੜੀਆਂ ਨੇ ਪਰ ਕਿਹੜੇ ਟਾਈਮ ਤੇ ਕਿਵੇਂ ਉਹਨੇ ਦਾ ਪੇਚ ਖੇਡਣਾ ਹੈ ਇਹ ਅਕਲ ਨਹੀਂ ਸਾਡੇ ਵਰਗੇ ਗਿਆਨੀਆਂ ਨੂੰ ਗਿਆਨ ਬਹੁਤ ਹੈ ਸ਼ਬਦ ਬਹੁਤ ਕੰਠ ਨੇ ਪਰ ਜ਼ਿੰਦਗੀ ਦੇ ਟਾਈਮ ਦੇ ਉੱਤੇ ਜਿਹੜੇ ਫੈਸਲੇ ਲੈਣੇ ਸੀ ਉਹਦਾ ਪਤਾ ਨਹੀਂ ਅਕਲ ਅਕਲ ਕਮਾਲ ਦੀ ਹੋਣੀ ਚਾਹੀਦੀ ਪਿਆਰਿਓ ਇਹ ਗੱਲ ਖਿਆਲ ਚ ਰੱਖਿਓ ਫੈਸਲੇ ਲੈਣੇ ਜ਼ਿੰਦਗੀ ਦੇ ਵਿੱਚ ਬੜੇ ਜ਼ਰੂਰੀ ਨੇ ਤੁਹਾਨੂੰ ਖੜਨਾ ਪੈਣਾ ਹੈ ਗੱਲਾਂ ਕਰਕੇ ਨਹੀਂ ਸਰਨਾ ਜੁਰਤ ਵਿਖਾਉਣੀ ਪੈਣੀ ਹੈ ਤਾਂ ਗੱਲ ਬਣਦੀ ਹੈ ਸੱਚ ਦੇ ਰਾਹ ਤੇ ਤੁਰਨਾ ਪੈਣਾ ਹੈ ਮਨ ਕਾਇਮ ਕਰਕੇ ਰੱਖਣਾ ਪੈਣਾ ਹੈ ਤੇ ਸੱਚ ਪਰਮਾਤਮਾ ਨਾਲ ਜਦੋਂ ਬੰਦਾ ਜੁੜ ਗਿਆ ਨਾ ਫਿਰ ਗੱਲ ਕੀ ਚੱਲਦੀ ਸੀ ਬੱਬਰ ਤੂੰ ਹਰੀਆ ਬਲਾ ਕਹਿੰਦੇ ਵੀ ਤੂੰ ਤੇ ਹਰਾ ਭਰਾ ਸੀ ਉਹ ਤਲਾਬ ਇੰਨਾ ਵਧੀਆ ਸੀ ਸੁਣੋ ਕਹਿੰਦੇ ਤੂੰ ਰੰਗ ਤੇਰਾ ਕਾਲਾ ਕਿਉਂ ਹੋ ਗਿਆ ਕਮਲ ਫੁੱਲ ਮੁਰਝਾ ਕਿਉਂ ਗਏ ਭਵਰੇ ਕਿਉਂ ਚਲੇ ਗਏ ਤੇ ਉਹ ਬੱਬਰ ਕਹਿੰਦਾ ਮੈਂ ਸਮਝਦਾ ਮੈਂ ਜਾਣਦਾ ਵੀ ਜਿਹੜੇ ਪਾਣੀ ਨਾਲ ਮੇਰਾ ਸਬੰਧ ਸੀ ਉਹ ਮੇਰਾ ਸਬੰਧ ਬੋਲੋ ਹੁਣ ਟੁੱਟ ਗਿਆ ਜਿਹੜਾ ਖਾਲ ਆਉਂਦਾ ਸੀ ਨਾ ਪਾਣੀ ਦਾ ਦਰਿਆ ਨਾਲ ਮੇਰਾ ਕਨੈਕਸ਼ਨ ਸੀ ਦਰਿਆ ਤੋਂ ਪਾਣੀ ਆਉਂਦਾ ਸੀ ਪਰ ਉਹ ਜਿਹੜਾ ਖਾਲ ਉਹ ਪਾਈਪ ਉਹ ਰਾਹ ਜਿਹਦੇ ਰਾਹੀਂ ਪਾਣੀ ਮੇਰੇ ਵਿੱਚ ਆਉਂਦਾ ਸੀ ਉਹ ਰਾਹ ਹੁਣ ਬੰਦ ਹੋ ਗਿਆ ਤਾਂ ਮੇਰੀ ਦੇਹੀ ਕਾਲੀ ਹੋ ਗਈ ਇਸੇ ਤਰ੍ਹਾਂ ਪਿਆਰਿਓ ਉਹ ਰਾਹ ਕਿਉਂ ਬੰਦ ਹੋਇਆ ਕਿਉਂਕਿ ਹਨੇਰੀਆਂ ਆਈਆਂ ਹੋਣਗੀਆਂ ਚੱਖੜ ਝੁੱਲਦੇ ਨੇ ਮਿੱਟੀ ਨਾਲ ਰਸਤੇ ਬਲੌਕ ਹੋ ਜਾਂਦੇ ਨੇ ਹਨੇਰੀਆਂ ਨਾਲ ਰਾਹ ਬੰਦ ਹੋ ਗਿਆ ਉਹ ਜਿਹੜਾ ਤਾਲਾਬ ਸੀ ਉਹਦਾ ਦਰਿਆ ਦੇ ਨਾਲ ਜਿਹੜਾ ਕਨੈਕਸ਼ਨ ਸੀ ਨਾਤਾ ਸੀ ਉਹ ਮਿੱਟੀ ਨਾਲ ਪਰ ਗਿਆ ਮਿੱਟੀ ਨਾਲ ਭਰਨ ਕਰਕੇ ਤਲਾਬ ਦਾ ਤੇ ਦਰਿਆ ਦਾ ਆਪਸ ਵਿੱਚ ਕਨੈਕਸ਼ਨ ਟੁੱਟ ਗਿਆ ਇੱਥੇ ਵੀ ਹਨੇਰੀਆਂ ਬੜੀਆਂ ਆਈਆਂ ਨੇ ਅੱਜ ਸਾਡੇ ਸਿੱਖਾਂ ਦਾ ਉਹ ਜਿਹੜਾ ਪਰਮਾਤਮਾ ਦਰਿਆ ਸੀ ਉਹਦੇ ਨਾਲੋਂ ਸਾਡਾ ਕਨੈਕਸ਼ਨ ਟੁੱਟ ਗਿਆ ਤੇ ਹਨੇਰੀਆਂ ਕਾਦੀਆਂ ਆਈਆਂ ਜੀ ਪਖੰਡਵਾਦ ਦੀਆਂ ਕੋਤਰੀਆਂ ਵਾਲਿਆਂ ਬਾਬਿਆਂ ਨੇ ਪਤਾ ਨਹੀਂ ਪਖੰਡ ਦੀਆਂ ਕਿੰਨੀਆਂ ਕ ਹਨੇਰੀਆਂ ਲਿਆਂਦੀਆਂ ਆਖੋ ਸਤਨਾਮ ਰਾਹ ਬੰਦ ਕਰਤੇ ਰਾਹ ਦਰਿਆ ਨਾਲੋਂ ਕਨੈਕਸ਼ਨ ਹੀ ਤੋੜਤਾ ਸਾਡਾ ਪਰਮਾਤਮਾ ਦੀ ਗੱਲ ਨਹੀਂ ਹੋਣ ਦਿੱਤੀ ਸੱਚੇ ਗਿਆਨ ਤੋਂ ਸਾਡਾ ਨਾਤਾ ਟੁੱਟ ਗਿਆ ਦੂਰ ਦੂਰ ਕਰਤਾ ਸਾਨੂੰ ਇੰਨੀਆਂ ਹਨੇਰੀਆਂ ਆਈਆਂ ਕਿ ਜ਼ਿੰਦਗੀ ਬੇਰਸੀ ਹੋ ਗਈ ਥੱਲੀ ਹੋ ਗਏ ਇਸੇ ਕਰਕੇ ਆ ਹਾਲ ਹੋ ਗਿਆ ਜ਼ਿੰਦਗੀ ਜਿਹੜੀ ਹੈ ਕਿਉਂ ਭੈੜੀ ਭੈੜੀ ਲੱਗਦੀ ਹੈ ਕਿਉਂਕਿ ਉਸ ਨਿਆਣੇ ਵਰਗੇ ਆ ਉਸ ਬੱਚੇ ਵਰਗੇ ਆ ਜਿਹੜੀ ਬਾਹ ਛੁੱਟ ਗਈ ਪਿਓ ਤੋਂ ਤੇ ਮੇਲਾ ਵੇਖਣ ਦਾ ਹੁਣ ਕੀ ਸਵਾਦ ਆਉ ਤੇ ਗੁਰਬਾਣੀ ਦਾ ਗਿਆਨ ਲੈ ਲੈ ਕੇ ਸਮਝ ਸਮਝ ਕੇ ਸਮਝ ਸਮਝ ਕੇ ਉਹ ਗੁਰੂ ਦੇ ਬਚਨਾਂ ਤੇ ਪ੍ਰਤੀਤ ਕਰਕੇ ਫਿਰ ਪਰਮਾਤਮਾ ਚਿੱਤ ਆਉਣ ਲੱਗ ਜਾਂਦਾ ਹੈ ਨਾਮ ਸੁਣਦੇ ਆ ਜਦੋਂ ਸਭ ਤੇ ਉੱਤਮ ਹਰ ਕੀ ਕਥਾ ਤੇ ਸੁਣਦੇ ਸੀ ਕਥਾ ਪਰ ਅੱਗੇ ਕਹਿੰਦੇ ਨਾਮ ਸੁਨਤ ਦਰਦ ਦੁੱਖ ਲਥਾ ਪਹਿਲੀ ਪੰਕਤੀ ਵਿੱਚ ਕਥਾ ਕਿਹਾ ਤੇ ਦੂਜੀ ਪੰਕਤੀ ਵਿੱਚ ਉਸੇ ਕਥਾ ਨੂੰ ਨਾਮ ਕਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰਬਾਣੀ ਦੀ ਕਥਾ ਸੁਣਨੀ ਵੀ ਨਾਮ ਸੁਣਨਾ ਹੀ ਹੁੰਦਾ ਹੈ ਗੁਰਬਾਣੀ ਸੁਣਨੀ ਗੁਰਬਾਣੀ ਨੂੰ ਸਮਝਣਾ ਹੋਂਦ ਨੂੰ ਸਮਝਣਾ ਨਾਮ ਨੂੰ ਸਮਝਣਾ ਹੀ ਹੁੰਦਾ ਹੈ ਗੁਰਬਾਣੀ ਦੇ ਸੱਚ ਦੀ ਵਿਚਾਰ ਸੁਣਨੀ ਉਹਦੇ ਨਾਲ ਨਾਮ ਨਾਲ ਸਾਡਾ ਕਨੈਕਸ਼ਨ ਬਣੇ ਇਸ ਕਰਕੇ ਹਰ ਹਾਲ ਗੁਰਬਾਣੀ ਦੇ ਜ਼ਰੀਏ ਸਾਡਾ ਪਰਮਾਤਮਾ ਨਾਲ ਪਿਆਰ ਪੈਣਾ ਚਾਹੀਦਾ ਹੈ ਜ਼ਿੰਦਗੀ ਵਿੱਚ ਵਧੀਆ ਫੈਸਲੇ ਲੈ ਕੇ ਵਿਖਾਇਓ ਤਾਂ ਪਤਾ ਲੱਗੇਗਾ ਵੀ ਗਿਆਨਵਾਨ ਆ ਜ਼ਿੰਦਗੀ ਵਿੱਚ ਬੜੇ ਫੈਸਲੇ ਲੈਣੇ ਪੈਣਗੇ ਜਿਹੜਾ ਬੰਦਾ ਗਿਆਨਵਾਨ ਹੈ ਦੱਸੋ ਭਾਈ ਐਕਸਰਸਾਈਜ਼ ਕਰਨ ਵਾਲਾ ਫੈਸਲਾ ਲਏਗਾ ਕਿ 10-10 ਵਜੇ ਤੱਕ ਸੌਣ ਵਾਲਾ ਐਕਸਰਸਾਈਜ਼ ਕਰਨ ਵਾਲਾ ਫੈਸਲਾ ਲਏਗਾ ਸਰੀਰ ਪ੍ਰਤੀ ਵਧੀਆ ਫੈਸਲਾ ਲਏਗਾ ਬੱਚਿਆਂ ਪ੍ਰਤੀ ਵਧੀਆ ਫੈਸਲਾ ਲਏਗਾ ਘਰ ਵਾਲੀ ਪ੍ਰਤੀ ਵਧੀਆ ਫੈਸਲਾ ਲਏਗਾ ਆਪਣੀ ਡਿਊਟੀ ਤੇ ਜਾਣ ਦਾ ਸਹੀ ਟਾਈਮ ਤੇ ਵਧੀਆ ਫੈਸਲਾ ਲਏਗਾ ਫੈਸਲਾ ਲੈ ਜਿੱਦਣ ਫੌਜਾਂ ਚੜ ਕੇ ਆਈਆਂ ਸੀ ਆਵੜੇ ਸੀ ਜਿੱਦਣ ਬਾਬਾ ਜਰਨੈਲ ਸਿੰਘ ਦਾ ਉਸ ਵੇਲੇ ਇਹ ਸੋਚਣਾ ਵੀ ਅੱਜ ਜ਼ਿੰਦਗੀ ਲੇਖੇ ਲਾ ਦੇਣੀ ਚਾਹੀਦੀ ਹੈ ਇਹ ਬੜਾ ਵਧੀਆ ਫੈਸਲਾ ਸ੍ਰੀ ਅਕਾਲ ਉਸ ਵੇਲੇ ਆਪਣਾ ਆਪ ਕੁਰਬਾਨ ਕਰ ਗਏ ਬੜੇ ਬੰਦੇ ਬੜਕ ਮਾਰ ਦਿੰਦੇ ਐ ਪਰ ਮੁੜ ਕੇ ਮੁੜ ਕੇ ਪਿੱਛੇ ਹਟ ਜਾਂਦੇ ਆ ਪਿਆਰੇ ਅਸੀਂ ਸਾਨ ਹੁੰਨੇ ਆ ਐਦਾਂ ਕਹਿ ਦਿੰਦੇ ਆ ਪਰ ਜਦੋਂ ਅਗਲਾ ਗੱਲ ਪੈਂਦਾ ਹੈ ਫਿਰ ਅਸੀਂ ਗਊ ਦੇ ਜਾਏ ਹੁੰਦੇ ਆ ਫਿਰ ਮਿੰਟ 'ਚ ਹੀ ਬਦਲ ਜਾਂਦੇ ਨੇ ਪਰ ਅਸਲ ਵਿੱਚ ਕਿਹਾ ਜੋ ਕਹਿੰਦੇ ਰਹੇ ਕਿਹਾ ਉਹ ਕਰਕੇ ਵਿਖਾ ਦਿੱਤਾ ਗੱਲ ਓਨੀ ਕੁ ਕਹਿਣੀ ਚਾਹੀਦੀ ਹੈ ਜਿੰਨੀ ਕਰ ਸਕੀਏ ਤੇ ਜਿੰਨੀ ਉਹਨਾਂ ਨੇ ਕਹੀ ਆਪਣੀ ਜ਼ਿੰਦਗੀ ਵਿੱਚ ਕਰਕੇ ਵਿਖਾਤੀ ਪਰ ਬਹੁਤ ਵੱਡਾ ਕੱਲੂਕਾਰਾ ਤੀਸਰਾ ਘੱਲੂਕਾਰਾ ਆਪਾਂ ਇਹਨੂੰ ਕਹਿ ਸਕਦੇ ਆ ਜੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਵਾਪਰਿਆ 3 ਜੂਨ ਅੱਜ ਵਾਲੇ ਦਿਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀ ਅੱਜ ਵਾਲਾ ਦਿਨ ਇਹਨਾਂ ਨੇ ਚੁਣਿਆ ਵੇਖੋ ਜਾਣ ਬੁੱਝ ਕੇ ਇਹ ਦਿਨ ਚੁਣਿਆ ਗਿਆ ਕਿਉਂਕਿ ਇਸ ਦਿਨ ਬਹੁਤ ਸਿੱਖ ਸੰਗਤ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਅੰਮ੍ਰਿਤਸਰ ਸਾਹਿਬ ਇਕੱਤਰ ਹੋਈ ਸੀ ਜਾਣ ਬੁੱਝ ਕੇ ਇਹ ਦਿਨ ਚੁਣਿਆ ਗਿਆ ਇਹਨਾਂ ਦੇ ਕਹਿਣ ਮੁਤਾਬਕ ਇਹ ਕਹਿੰਦੇ ਐ ਵੀ ਅਖੇ ਜੀ ਅੰਦਰ ਅਤਵਾਦੀ ਸੀ ਇਹ ਕਹਿੰਦੇ ਐ ਨਾ ਵੀ ਅੰਦਰ ਅਤਵਾਦੀ ਸੀ ਅਸੀਂ ਤਾਂ ਇੰਨਾ ਕੁਝ ਕੀਤਾ ਪਰ ਜਿਹੜੇ ਬਾਕੀ ਦੇ 37 ਗੁਰਦੁਆਰਿਆਂ ਤੇ ਅਟੈਕ ਹੋਇਆ ਉਹ ਗੁਰਦੁਆਰਿਆਂ ਵਿੱਚ ਕੌਣ ਲੁਕਿਆ ਹੋਇਆ ਸੀ ਬਾਕੀ ਦੇ 37 ਗੁਰਦੁਆਰਿਆਂ ਤੇ ਅਟੈਕ ਕਿਉਂ ਕੀਤਾ ਅਸਲ ਵਿੱਚ ਇਹ ਇੱਕ ਵੱਡੀ ਧਿਰ ਹੈ ਜਿਹੜੇ ਡਰਾਉਣਾ ਚਾਹੁੰਦੇ ਸੀ ਸਾਡੇ ਅੰਦਰ ਦਹਿਲ ਪੈਦਾ ਕਰਨਾ ਚਾਹੁੰਦੇ ਸੀ ਵੀ ਪੰਜਾਬ ਦੀ ਧਰਤੀ ਤੇ ਰਹਿਣ ਵਾਲਿਓ ਘੱਟ ਗਿਣਤੀਆਂ ਵਾਲੇ ਲੋਕੋ ਤੁਹਾਡੀ ਕੋਈ ਔਕਾਤ ਨਹੀਂ ਕਿ ਤੁਸੀਂ ਸਾਡੇ ਤੋਂ ਕੋਈ ਹੱਕ ਮੰਗ ਸਕੋ ਤੁਹਾਡੀ ਗਿਣਤੀ ਥੋੜੀ ਹੈ ਚੁੱਪ ਰਿਆ ਕਰੋ ਤੁਹਾਡੀ ਕੋਈ ਗੱਲ ਨਹੀਂ ਮੰਨੀ ਜਾਏਗੀ ਸਿਰਫ ਇੱਕ ਤਬਕਾ ਮਾਰਨਾ ਚਾਹੁੰਦੀ ਸੀ ਸਰਕਾਰ ਪੰਜਾਬੀਆਂ ਦੇ ਮਨ ਵਿੱਚ ਸਿੱਖਾਂ ਦੇ ਮਨ ਵਿੱਚ ਇੱਕ ਦਹਿਲ ਪਾਉਣਾ ਚਾਹੁੰਦੇ ਸੀ ਉਹ ਤੇ ਮਾਫ ਕਰਨਾ ਕਿਸੇ ਹੱਦ ਤੱਕ ਜੇ ਅੱਜ ਤੱਕ ਪੰਜਾਬ ਦੇ 84 ਤੋਂ ਬਾਅਦ ਦੇ ਆਪਾਂ ਹਾਲਾਤ ਵੇਖਦੇ ਆ ਤੇ ਲੱਗਦਾ ਹੈ ਉਹ ਆਪਣਿਆਂ ਜੋ ਮਨਸੂਬਾ ਸੀ ਉਹਨਾਂ ਦਾ ਉਹਦੇ ਵਿੱਚੋਂ ਕਾਮਯਾਬ ਹੋਏ ਦਹਿਲ ਪਾਉਣਾ ਚਾਹੁੰਦੇ ਸੀ ਪੈ ਗਿਆ ਡਰਾਉਣਾ ਚਾਹੁੰਦੇ ਸੀ ਡਰ ਕੇ ਉਹ ਆਨੰਦਪੁਰ ਵਾਲੇ ਮਤੇ ਦੀ ਗੱਲ ਉਦੋਂ ਬਾਅਦ ਬੰਦ ਹੋ ਗਈ ਸਾਡੀ ਲੀਡਰਸ਼ਿਪ ਸਾਰੀ ਦੀ ਸਾਰੀ ਨਾਲ ਰਲ ਕੇ ਵੇਖੋ ਉਸ ਤੋਂ ਬਾਅਦ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਕੀ ਬਣੇ ਨੇ ਪਰ ਪ੍ਰੋਬਲਮ ਸਾਡੀ ਸਭ ਤੋਂ ਵੱਡੀ ਇਹਨਾਂ ਦੇ ਮਾਰਨ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਸਾਡੇ ਵਿੱਚ ਗਦਾਰੀਆਂ ਕਰਨ ਵਾਲਿਆਂ ਦੀ ਕਮੀ ਨਹੀਂ ਰਹੀ ਇੰਨੇ ਕ ਗਦਾਰ ਬਣੇ ਆ ਜਿਵੇਂ ਡੋਗਰਿਆਂ ਨੇ ਗਦਾਰੀਆਂ ਕੀਤੀਆਂ ਉਵੇਂ ਜਿਵੇਂ ਉਦੋਂ ਤੋਂ ਲੈ ਕੇ ਅੱਜ ਤੱਕ ਸਭ ਤੋਂ ਵੱਡਾ ਨੁਕਸਾਨ ਸਾਡੇ ਗਦਾਰਾਂ ਨੇ ਕੀਤਾ ਹੈ ਪਿਆਰਿਓ ਇੱਥੋਂ ਨਾ ਟਰੱਕ ਚੜ ਜੇ ਨਾ ਉੱਤੇ ਟਰੱਕ ਭੱਜਿਆ ਹੋਵੇ ਤੁਸੀਂ ਹਿਸਾਬ ਲਾ ਲਓ ਵੀ 5-700 ਬੰਦਾ ਵੀ ਜੇ ਅੱਗੇ ਬੈਠਾ ਹੋਵੇ 5-700 ਕੀ 5-7000 ਬੰਦਾ ਇਕੱਠਾ ਹੋ ਕੇ ਉਹ ਟਰੱਕ ਨੂੰ ਰੋਕ ਨਹੀਂ ਸਕਦਾ ਸਪੀਡ ਤੇ ਆਵੇ ਤਰੜ ਕੇ ਲੰਘ ਜਾਏਗਾ ਪਰ ਜੇ ਉਸੇ ਟਰੱਕ ਦੇ ਵਿੱਚ ਬੈਠਾ ਹੋਇਆ ਕੋਈ ਬੰਦਾ ਇੱਕ ਲੱਤ ਦੇ ਨਾਲ ਜਦੋਂ ਐ ਬ੍ਰੇਕ ਮਾਰਦਾ ਤੇ ਚੀਕਾਂ ਕਢਾ ਦਿੰਦਾ ਟਾਇਰਾਂ ਦੀਆਂ ਵਿੱਚ ਬੈਠਾ ਜਦੋਂ ਬ੍ਰੇਕ ਮਾਰੇਗਾ ਨਾ ਹਿੱਲ ਨਹੀਂ ਸਕਦਾ ਟਰੱਕ ਬਾਹਰੋਂ ਤੁਸੀਂ ਜੋ ਮਰਜ਼ੀ ਕਰੀ ਜਾਓ ਇਹ ਜਿਹੜੇ ਬਾਹਰੋਂ ਸਾਨੂੰ ਕੋਈ ਖਤਮ ਨਹੀਂ ਕਰ ਸਕਦਾ ਬਾਹਰੋਂ ਨਾ ਉਦੋਂ ਸਾਡੇ ਤੇ ਅਟੈਕ ਹੋਣਾ ਸੀ ਨਾ ਟੈਂਕ ਚੜ ਕੇ ਆਉਣੇ ਸੀ ਲਿਆਂ ਤੋਂ ਕੋਈ ਖਤਰਾ ਨਹੀਂ ਇਹ ਉਦੋਂ ਹੀ ਖਤਰਾ ਬਾਹਰ ਲਿਆਂਦਾ ਹੈ ਜਦੋਂ ਅੰਦਰਲੇ ਗਦਾਰੀਆਂ ਕਰਦੇ ਆ ਸਾਡਾ ਸਭ ਤੋਂ ਵੱਧ ਨੁਕਸਾਨ ਸਾਡਿਆਂ ਨੇ ਕੀਤਾ ਹੈ ਆਪਣਿਆਂ ਨੇ ਕੀਤਾ ਹੈ 84 ਤੋਂ ਬਾਅਦ ਹੁਣ ਤੱਕ ਤੁਸੀਂ ਵੇਖ ਲਓ ਕਿੰਨਿਆਂ ਨੇ ਗਦਾਰੀਆਂ ਅੱਜ ਤੱਕ ਕੀਤੀਆਂ ਨੇ ਮਜ਼ਾਕ ਬਣਾ ਦਿੰਦੇ ਨੇ ਜੀ ਕੌਮ ਦਾ ਬਾਬਾ ਜਰਨੈਲ ਸਿੰਘ ਦਾ ਨਾਮ ਲੈ ਲੈ ਕੇ ਵੱਡਾ ਪੁਰਖਾਂ ਦਾ ਨਾਮ ਲੈ ਕੇ ਅੱਜ ਵੀ ਆ ਗੁਰਬਖਸ਼ ਸਿੰਘ ਬੈਠਾ ਸੀ ਜਦੋਂ ਭੁੱਖ ਹੜਤਾਲ ਤੇ ਤੇ ਲੋਕੀ ਤੇ ਵਾਰਾਂ ਗਾਉਣ ਲੱਗ ਪਏ ਸੀ ਕਵਤਾਵਾਂ ਗਾਉਂਦੇ ਸੀ ਉਹਦੀਆਂ ਫੋਟੋਆਂ ਛਾਤੀ ਤੇ ਲਾਈ ਫਿਰਦੇ ਸੀ ਕਹਿੰਦੇ ਕੀ ਸੀ ਵੀ ਅੱਜ ਵੀ ਮਰਿਆ ਅੱਜ ਵੀ ਮਰਿਆ ਅੱਜ ਵੀ ਮਰਿਆ ਲਸ਼ੀਦ ਹੋ ਜਾਣਾ ਜੀ ਕੌਮ ਦਾ ਹੀਰੋ ਇਹ ਹੈ ਸਾਰੇ ਕਹਿੰਦੇ ਸੀ ਤੇ ਮਾਫ ਕਰਨਾ ਸਾਡੀਆਂ ਵੀ ਗਲਤੀਆਂ ਨੇ ਵੀ ਅਸੀਂ ਵੀ ਨਹੀਂ ਵੇਖ ਸਕੇ ਮੈਂ ਖੁਦ ਦੋ ਵਾਰ ਦੋ ਵਾਰ ਉਹਦੇ ਚੰਡੀਗੜ੍ਹ ਵੀ ਗਿਆ ਮੈਂ ਉੱਥੇ ਵੀ ਦੋਨੇ ਕੀਤਾ ਕਾਰਨ ਉਹਦਾ ਵੱਡਾ ਇਹ ਹੈ ਵੀ ਸਾਰੇ ਲੋਕ ਵੀ ਲਓ ਜੀ ਪਰ ਹੁਣ ਇੱਕ ਗੱਲ ਦੀ ਸਮਝ ਪੈ ਗਈ ਹੈ ਇਹ ਮਸਲੇ ਇਦਾਂ ਦੇ ਜਦੋਂ ਖੜੇ ਹੁੰਦੇ ਨਾ ਪਤਾ ਲੱਗ ਜਾਂਦਾ ਚਲੋ ਹੁਣ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਪਰ ਅੱਗੇ ਤੋਂ ਵੈਸੇ ਮੈਂ ਵੀ ਇਹ ਆਪਣੀ ਜ਼ਿੰਦਗੀ ਵਿੱਚ ਫੈਸਲਾ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਮੈਂ ਵੀ ਨਾ ਉਦੋਂ ਗਿਆ ਜਦੋਂ ਮੈਂ ਗੁਰਬਖਸ਼ ਸਿੰਘ ਦੇ ਤੇ ਮੈਂ ਵੀ ਕਿਤੇ ਨਾ ਕਿਤੇ ਐ ਸੋਚਦਾ ਸੀ ਵੀ ਸਾਰੇ ਲੋਕੀ ਨਾ ਜਾ ਰਹੇ ਨੇ ਸਾਰੇ ਕਹਿੰਦੇ ਨੇ ਵੀ ਫਲਾਣਾ ਨਹੀਂ ਪਹੁੰਚਿਆ ਓਏ ਫਲਾਣਾ ਨਹੀਂ ਪਹੁੰਚਿਆ ਜਰ ਜੇ ਨਾ ਗਏ ਲੋਕ ਕੀ ਕਹਿਣਗੇ ਮੈਂ ਵੀ ਸੋਚਿਆ ਵੀ ਲੋਕ ਕੀ ਕਹਿਣਗੇ ਚਾਹੀਦਾ ਮੈਨੂੰ ਇਹ ਸੀ ਕਿ ਇੱਥੇ ਬਹਿ ਕੇ ਮੈਂ ਲੋਕਾਂ ਨੂੰ ਦੱਸਦਾ ਵੀ ਭਾਈ ਇਹਦੇ ਨਾਲ ਕੁਝ ਨਹੀਂ ਬੰਨਣਾ ਖੋ ਸਤਨਾਮ ਸ੍ਰੀ ਵਾਸ ਚਾਹੀਦਾ ਇਹ ਸੀ ਮੈਂ ਇਹ ਸੋਚਿਆ ਵੀ ਲੋਕੀ ਕੀ ਕਹਿਣਗੇ ਯਾਰ ਸਾਰੇ ਮੇਰੇ ਨਾਲ ਨਾਰਾਜ਼ ਹੋਣਗੇ ਵੀ ਬਾਕੀ ਤੇ ਗਏ ਲੈ ਇਹ ਕਿਉਂ ਨਹੀਂ ਜਾਂਦੇ ਪਰ ਚਾਹੀਦਾ ਇਹ ਹੈ ਕਿ ਮੇਰੇ ਵਰਗੇ ਇਹ ਦੱਸਣ ਵੀ ਭਾਈ ਸੱਚਾ ਹੈ ਇਹ ਬੰਦੇ ਨੇ ਤੁਹਾਡੇ ਨਾਲ ਧੋਖਾ ਕਰਨਾ ਹੈ ਕੁਝ ਨਹੀਂ ਕਰ ਸਕਣਾ ਇਹਨੇ ਦੱਸਣਾ ਚਾਹੀਦਾ ਸੀ ਫਿਰ ਇਥੋਂ ਤੱਕ ਵੀ ਪਤਾ ਲੱਗ ਗਿਆ ਉਹ ਨੈਟ ਦੇ ਉੱਤੇ ਵੀਡੀਓ ਪਈਆਂ ਵੀ ਦਿੱਲੀ ਕਮੇਟੀ ਨੇ ਗੱਡੀ ਦੇ ਦਿੱਤੀ ਜੀ ਕਿਸੇ ਨੇ ਆ ਦਿੱਤਾ ਜੀ ਪਹਿਲਾਂ ਇੱਕ ਬਾਹਰਲੇ ਗੱਡੀ ਦੇ ਗਏ ਦੂਜੀ ਗੱਡੀ ਦਿੱਲੀ ਕਮੇਟੀ ਨੇ ਦਿੱਤੀ ਦੋਵੇਂ ਭੁੱਖੜ ਥਾਲਾ ਸਫਲ ਆਖੋ ਸਤਨਾਮ ਕੈਦੀ ਕੈਦੀ ਜੇਲਾਂ 'ਚ ਨੇ ਆਪਾਂ ਆਪਣੇ ਘਰ ਇਹੋ ਜੇ ਬੰਦੇ ਨੁਕਸਾਨ ਪਤਾ ਕੀ ਕਰਦੇ ਨੇ ਸਾਡਾ ਸਪਿਰਿਟ ਡਾਊਨ ਕਰ ਜਾਂਦੇ ਨੇ ਜਿਹੜੀਆਂ ਲਹਿਰਾਂ ਕੌਮ ਵਿੱਚ ਉੱਠਣੀਆਂ ਹੁੰਦੀਆਂ ਨੇ ਉੱਠਦੀਆਂ ਨਹੀਂ ਪੰਜਾਬ ਦੀ ਜਵਾਨੀ ਨੂੰ ਥਕਾ ਦਿੰਦੇ ਨੇ ਇਹੋ ਜੇ ਬੰਦੇ ਬੰਦਾ ਮਗਰ ਲੱਗ ਕੇ ਲਾਂਦੇ ਵੀ ਕਿਸੇ ਕਿਨਾਰੇ ਨਹੀਂ ਤੇ ਇਹੋ ਜੇ ਆਗੂ ਜਿਹੜੇ ਹੁੰਦੇ ਐ ਥਕਾ ਦਿੰਦੇ ਐ ਸਾਨੂੰ ਆ ਬਰਗਾੜੀ ਪਰਸੋਂ ਚੌਥੇ ਪ੍ਰੋਗਰਾਮ ਹੋਇਆ ਹੈ ਉੱਥੇ ਜਿੰਨੇ ਬੁਲਾਰੇ ਬੋਲੇ ਆ ਨਾ ਨੈਟ ਤੇ ਕਿਸੇ ਨੇ ਸੁਣਿਆ ਤੁਹਾਡੇ ਚੋਂ ਪ੍ਰੋਗਰਾਮ ਸਾਰਾ ਸ਼ਾਇਦ ਸੁਣਿਆ ਹੋਵੇ ਜਿੰਨੇ ਬੁਲਾਰੇ ਬੋਲੇ ਐ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਨਹੀਂ ਉਹਨਾਂ ਨੇ ਕੀਤੀ ਉਹਨਾਂ ਨੇ ਪ੍ਰਚਾਰਕਾਂ ਨੂੰ ਹੀ ਗਾਲਾਂ ਕੱਢੀਆਂ ਤੇ ਇੱਥੋਂ ਤੱਕ ਵੀ ਬੋਲਿਆ ਜੀ ਮੇਰਾ ਨਾਮ ਲੈ ਕੇ ਢੱਡਰੀਆਂ ਵਾਲਿਆਂ ਨੂੰ ਇਹਨਾਂ ਪ੍ਰਚਾਰਕਾਂ ਨੂੰ ਪੰਥ ਚੋਂ ਬਾਹਰ ਕੱਢਿਆ ਜਾਵੇ ਇਹਨਾਂ ਨੂੰ ਛੇਕਿਆ ਜਾਵੇ ਕਿਉਂ ਬਈ ਕਹਿੰਦੇ ਸਾਡੇ ਮਗਰ ਨਹੀਂ ਤੁਰਦੇ ਅੱਜ ਨਹੀਂ ਸਾਡੇ ਨਾਲ ਆਉਂਦੇ ਓਏ ਭਾਈ ਤੁਹਾਡੇ ਵਰਗਿਆਂ ਦੇ ਨਾਲ ਤੁਰ ਕੇ ਅਸੀਂ ਵੇਖਿਆ ਤੁਹਾਡੇ ਵਰਗਿਆਂ ਨਾਲ ਜਦੋਂ ਮਾੜਾ ਜਾ ਕਿਤੇ ਬਹਿ ਜੀਏ ਨਾ ਮੀਟਿੰਗ ਕਰਨ ਤੇ ਆ ਤੁਸੀਂ ਐ ਮੰਨਦੇ ਹੋ ਵੀ ਲਓ ਜੀ ਹੁਣ ਤੇ ਇਹ ਆ ਗਏ ਮਗਰ ਇਹਦੇ ਇਹਨਾਂ ਦੇ ਮਗਰ ਸਾਰਿਆਂ ਲੋਕਾਂ ਨੇ ਆ ਜਾਣਾ ਹੈ ਤੇ ਫਿਰ ਤੁਸੀਂ ਸਾਡੇ ਜਥੇਦਾਰ ਬਣ ਕੇ ਬਹਿ ਜਾਂਦੇ ਹੋ ਸਾਡੇ ਸਿਰ ਤੇ ਵੱਡੇ ਵੱਡੇ ਤੁਸੀਂ ਫਿਰ ਫੈਸਲੇ ਕਰਦੇ ਹੋ ਅਸੀਂ ਜੋ ਕਰ ਸਕਦੇ ਆ ਆਪਣੇ ਤੌਰ ਤੇ ਕਰਾਂਗੇ ਅਸੀਂ ਇਹੋ ਜਿਹਾਂ ਦੇ ਮਗਰ ਨਹੀਂ ਲੱਗਣਾ ਜਿਹੜੇ ਸਾਰੀ ਸੰਗਤ ਨੂੰ ਲਾ ਲੈਂਦੇ ਨੇ ਮਗਰ ਤੇ ਮੁੜ ਕੇ ਆਪਣੇ ਸਿਆਸੀ ਲਾਹੇ ਲੈਂਦੇ ਨੇ ਆਖੋ ਸਤਨਾਮ ਰਿਵਾਹ ਅਸੀਂ ਨਹੀਂ ਇਹ ਕਰ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੁੱਖ ਹੈ ਪੰਜਾਬ ਸਰਕਾਰ ਨੂੰ ਅੱਜ ਵੀ ਕਹਿੰਦੇ ਆ ਤੁਸੀਂ ਉੱਥੇ 200 400 ਬੰਦੇ ਵਿੱਚ ਕਹਿ ਰਹੇ ਸੀ ਮੈਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਇੱਥੇ ਬੇਨਤੀ ਪੰਜਾਬ ਸਰਕਾਰ ਨੂੰ ਕਰਦਾ ਬਈ ਬੜਾ ਲੰਮਾ ਟਾਈਮ ਹੋ ਗਿਆ ਪਹਿਲੀ ਸਰਕਾਰ ਚਲੀ ਗਈ ਦੋਸ਼ੀ ਨਹੀਂ ਲੱਭੇ ਗਏ ਤੇ ਹੁਣ ਵਾਲੀ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਦੋਸ਼ੀ ਜਿਹੜੇ ਨੇ ਅਸਲੀ ਸਾਹਮਣੇ ਲੈ ਕੇ ਆਓ ਜਗਾ ਜਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਇਹ ਹੁਣੋਂ ਬੰਦ ਹੋਵੇ ਇਹ ਬੰਦ ਹੋਣੀ ਚਾਹੀਦੀ ਹੈ ਇਹੋ ਜਿਹਾ ਸਿਸਟਮ ਬਣਾਇਆ ਜਾਵੇ ਇਹੋ ਜਿਹੇ ਕਾਨੂੰਨ ਬਣਾਏ ਜਾਣ ਕਿ ਕੋਈ ਜੁਰਤ ਨਾ ਕਰ ਸਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਤੇ ਉੱਥੇ ਪਤਾ ਦੋਸ਼ ਕੀ ਦਿੱਤਾ ਇੱਕ ਗੱਲ ਹੋਰ ਸੁਣ ਲਿਓ ਸਿੰਘੋ ਵਿੱਚ ਦੀ ਬਰਗਾੜੀ ਵਿੱਚ ਬੰਦੇ ਪਤਾ ਕੀ ਬੋਲੇ ਜਿਹੜਾ ਵੀ ਬੋਲੇ ਇਧਰੋਂ ਇਧਰੋਂ ਵੀ ਗਏ ਹੋਏ ਸੀ ਫਤਿਹਗੜ੍ਹ ਸਾਹਿਬ ਕੰਨੀਓ ਇਧਰੋਂ ਚੰਡੀਗੜ੍ਹ ਕੰਨੀਓ ਬਾਬੇ ਇਹ ਸਾਰੇ ਇਕੱਠੇ ਹੋ ਕੇ ਫਿਰ ਉੱਥੇ ਪਤਾ ਕੀ ਬੋਲਦੇ ਸੀ ਕਹਿੰਦੇ ਭਾਈ ਬੇਅਦਬੀ ਪਤਾ ਕਿਉਂ ਹੋ ਰਹੀ ਹੈ ਕਹਿੰਦੇ ਕਿਉਂ ਕਹਿੰਦੇ ਅੱਜ ਕੱਲ ਦੇ ਪ੍ਰਚਾਰਕ ਨੇ ਨਾ ਜਿਹੜੇ ਇਹਨਾਂ ਕਰਕੇ ਹੋ ਰਹੀ ਹੈ ਥਾਂ ਥਾਂ ਤੇ ਜਿਹੜੀ ਬਦਬੀ ਹੋ ਰਹੀ ਹੈ ਕਿਉਂ ਹੁੰਦੀ ਹੈ ਜੀ ਦੱਸੋ ਇਹਦਾ ਕੀ ਕਾਰਨ ਹੈ ਕਹਿੰਦੇ ਇਹ ਕਹਿੰਦੇ ਨੇ ਇਹ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਰੱਬ ਨਹੀਂ ਕੀ ਹੈ ਕਹਿੰਦੇ ਇਹ ਕਹਿੰਦੇ ਨੇ ਵੀ ਗਿਆਨ ਹੈ ਕਹਿੰਦੇ ਗਿਆਨ ਲਓ ਗਿਆਨ ਲਓ ਕਹਿੰਦੇ ਇਹੀ ਕਹੀ ਜਾਂਦੇ ਨੇ ਤਾਂ ਕਰਕੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਹੋ ਗਈ ਲੋਕਾਂ ਦੀ ਸ਼ਰਧਾ ਨਹੀਂ ਰਹੀ ਲੋਕੀ ਗੁਰੂ ਗ੍ਰੰਥ ਸਾਹਿਬ ਨੂੰ ਗਿਆਨ ਹੀ ਸਮਝਣ ਲੱਗ ਗਏ ਕਹਿੰਦੇ ਤਾਂ ਬਦਬੀ ਹੁੰਦੀ ਹੈ ਇਹਨਾਂ ਬੂਝੜਾਂ ਨੂੰ ਪੁੱਛੇ ਉਹ ਕਮਲਿਓ ਇਹਨਾਂ ਬੂਝੜਾਂ ਨੂੰ ਪੁੱਛੇ ਵੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਸਰੂਪ ਸਾਡੇ ਸਤਿਗੁਰੂ ਹਨ ਅਸੀਂ ਹਰ ਸਟੇਜ ਤੇ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਤੋਂ ਸੱਚਾ ਗਿਆਨ ਲੈਣਾ ਹੈ ਪਰ ਇਹ ਵੀ ਨਾਲ ਬੇਨਤੀ ਇਹ ਵੀ ਕਦੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਇਹਦੇ ਨਾਲ ਤੇ ਜਿੱਥੇ ਜਿੱਥੇ ਸਾਡੇ ਦੀਵਾਨ ਲੱਗੇ ਆ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਪਿਆਰ ਵਧਿਆ ਕਿ ਘਟਿਆ ਸਾਰੇ ਦੱਸੋ ਗੁਰਮਖੋ ਤੁਹਾਡਾ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਦੀਵਾਨ ਸੁਣ ਕੇ ਵੱਧਦੀ ਹੈ ਕਿ ਘਟਦੀ ਹੈ ਸਹਿਜ ਪਾਠ ਕਰਨ ਨੂੰ ਬਾਣੀ ਪੜਨ ਨੂੰ ਜੀ ਕਰਦਾ ਫਰਕ ਪਿਆ ਨਾ ਅੱਗੇ ਨਾਲ ਇਦਾਂ ਪਿਆਰ ਪਿਆ ਸਗੋਂ ਗੁਰਬਾਣੀ ਨਾਲ ਇਹ ਕਹਿੰਦੇ ਐ ਅਖੇ ਪ੍ਰਚਾਰਕਾਂ ਨੇ ਗਲਤ ਪ੍ਰਚਾਰ ਕਰਤਾ ਕਹਿੰਦੇ ਪਹਿਲਾਂ ਸਾਡੇ ਵਾਲਾ ਜਿਹੜਾ ਪ੍ਰਚਾਰ ਸੀ ਬਾਬਿਆਂ ਵਾਲਾ ਉਹ ਪਤਾ ਕੀ ਸੀ ਵੀ ਬਸ ਤੁਸੀਂ ਨੇੜੇ ਨਹੀਂ ਜਾਣਾ ਹੱਥ ਨਹੀਂ ਲਾਉਣਾ ਅਸੀਂ ਤੇ ਡਰਾ ਕੇ ਰੱਖਿਆ ਸੀ ਲੋਕਾਂ ਨੂੰ ਲੋਕੀ ਡਰਦੇ ਸੀ ਕਹਿੰਦੇ ਇਹਨਾਂ ਨੇ ਬਾਣੀ ਦੇ ਨੇੜੇ ਲਾਤੇ ਲੋਕੀ ਡਰਨੋਂ ਹਟ ਗਏ ਕਹਿੰਦੇ ਤਾਂ ਕਰਕੇ ਜਿਹਦਾ ਜੀ ਕਰਦਾ ਅੰਗ ਪਾੜ ਜਾਂਦਾ ਓਏ ਓਏ ਕਮਲਿਓ ਬੂਝੜੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਲਾਇਆ ਹੈ ਜਿਨ੍ਹਾਂ ਨੂੰ ਨੇੜੇ ਲਾਇਆ ਹੈ ਉਹ ਗੁਰਬਾਣੀ ਪੜਨ ਲੱਗੇ ਐ ਗੁਰਬਾਣੀ ਤੋਂ ਅਰਥ ਪੜ੍ਹਦੇ ਐ ਤੁਸੀਂ ਕਹਿੰਦੇ ਹੋ ਵੀ ਅਸੀਂ ਜੇ ਨੇੜੇ ਲਾਤਾ ਗੁਰਬਾਣੀ ਦੇ ਵੀ ਆਪ ਪੜੋ ਆਪ ਅਰਥ ਪੜੋ ਆਪ ਬਾਣੀ ਪੜੋ ਤੇ ਕੀ ਇਹਦਾ ਮਤਲਬ ਇਹ ਹੈ ਵੀ ਅਗਲਾ ਰਮਾਲਾ ਚੁੱਕ ਕੇ ਅੰਗ ਪਾੜੂ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਜਿਹੜੇ ਗੁਰਬਾਣੀ ਸੁਣ ਕੇ ਆਪ ਪੜੋ ਇਹ ਕਹਿੰਦੇ ਆ ਅਸੀਂ ਜਿਹੜੀ ਆ ਪ੍ਰਚਾਰ ਕਰਦੇ ਸੀ ਅਸੀਂ ਕਹਿੰਦੇ ਸੀ ਨੇੜੇ ਨਾ ਲੱਗਿਓ ਅਸੀਂ ਡਰਾਇਆ ਸੀ ਇਹਨਾਂ ਨੇ ਡਰ ਚੁੱਕਤਾ ਇਹਨਾਂ ਨੇ ਨੇੜੇ ਲਾਤੇ ਲੋਕੀ ਤਾਂ ਕਰਕੇ ਕਹਿੰਦੇ ਲੋਕੀ ਬੇਦਬੀਆਂ ਕਰਨ ਲੱਗ ਗਏ ਕਮਲੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਬਾਣੀ ਪੜਨ ਵਾਲੇ ਸਿੱਖਾਂ ਨੂੰ ਉਹਨਾਂ ਨਾਲ ਰਲਾਉਂਦੇ ਹੋ ਜਿਹੜੇ ਅੰਗ ਪਾੜਦੇ ਨੇ ਜਿਹੜੇ ਆਪ ਬਾਣੀ ਪੜਨ ਲੱਗੇ ਨੇ ਇਹਨਾਂ ਨੂੰ ਉਹਨਾਂ ਨਾਲ ਰਲਾਉਂਦੇ ਹੋ ਜਿਹੜੇ ਗੁਰਬਾਣੀ ਦੇ ਅੰਗ ਪਾੜਦੇ ਨੇ ਜਾ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬੇਅਦਬੀ ਕਰਦੇ ਨੇ ਇਹ ਤੇ ਸਹਿਜ ਪਾਠ ਕਰਨ ਲੱਗੇ ਐ ਇਹ ਤੇ ਰਮਾਲਿਆਂ 'ਚ ਲਪੇਟ ਲਪੇਟ ਰੱਖਦੇ ਐ ਇਹ ਤੇ ਦਿਨ ਰਾਤ ਮੱਥਾ ਟੇਕਦੇ ਐ ਇਹ ਤੇ ਸ਼ੁਕਰ ਸ਼ੁਕਰ ਕਰਦੇ ਐ ਗੁਰੂ ਗ੍ਰੰਥ ਸਾਹਿਬ ਜੀ ਜੇ ਤੁਸੀਂ ਨਾ ਹੁੰਦੇ ਸਾਡੀਆਂ ਅੱਖਾਂ ਹੀ ਨਹੀਂ ਸੀ ਖੁੱਲਣੀਆਂ ਸਤਿ ਸ੍ਰੀ ਅਕਾਲ ਇਹ ਜਿਹੜੇ ਬਾਬੇ ਆ ਪਿਆਰਿਓ ਇਹ ਦੋਸ਼ ਕਿਦੇ ਤੇ ਦਿੰਦੇ ਆ ਤੁਹਾਡੇ ਤੇ ਜਿਹੜੇ ਬਾਣੀ ਪੜਨ ਲੱਗੇ ਹੋ ਨਾ ਆਪ ਇਹ ਤੁਹਾਡੇ ਤੇ ਦੋਸ਼ ਦੇ ਰਹੇ ਆ ਕਹਿੰਦੇ ਜੀ ਇਹਨਾਂ ਨੇ ਲੋਕਾਂ ਨੂੰ ਕਹਿ ਦਿੱਤਾ ਵੀ ਗਿਆਨ ਹੈ ਜੀ ਬਾਣੀ ਪੜੋ ਜੀ ਗਿਆਨ ਹੈ ਜੀ ਕਿਤੇ ਤਾਂ ਹੋ ਰਹੀ ਹੈ ਸੋ ਭਾਈ ਗੁਰਬਾਣੀ ਦਾ ਗਿਆਨ ਆਪ ਪ੍ਰਾਪਤ ਕਰੋ ਤੇ ਕਿਸੇ ਤਰ੍ਹਾਂ ਦਾ ਵੀ ਅੰਦਰ ਡਰ ਨਾ ਰੱਖੋ ਗੁਰਬਾਣੀ ਨਾਲ ਪਿਆਰ ਕਰੋ ਅਰਥ ਪੜੋ ਸਹਿਜ ਪਾਠ ਕਰੋ ਗੁਰਬਾਣੀ ਅੱਜ ਕੱਲ ਤੇ ਇੰਟਰਨੈਟ ਤੇ ਵੀ ਸ਼ੁੱਧ ਸ਼ੁੱਧ ਪੜਨ ਦਾ ਤਰੀਕਾ ਦੱਸਿਆ ਜਾਂਦਾ ਕਈ ਇਦਾਂ ਦੀਆਂ ਵੈਬਸਾਈਟ ਹਨ ਜਿੱਥੇ ਬਾਣੀ ਦੀ ਇੱਕ ਇੱਕ ਪੰਕਤੀ ਨਾਲੇ ਉਚਾਰਨ ਕਰਨਾ ਤੇ ਨਾਲੇ ਇਦਾਂ ਦੱਸਿਆ ਜਾਂਦਾ ਵੀ ਇਦਾਂ ਇਦਾਂ ਪੜੋ ਆਪ ਪੜਨੇ ਸ਼ੁਰੂ ਕਰੋ ਬਾਕੀ ਤੁਹਾਨੂੰ ਇੱਕ ਗੱਲ ਦੱਸੀ ਸੀ ਪਿਛਲੇ ਆਪਾਂ ਸ਼ਨੀਵਾਰ ਵੀ ਹਰ ਪਹਿਲੇ ਸ਼ਨੀਵਾਰ ਜਿਹੜਾ ਆਪਣਾ ਪਹਿਲਾ ਸ਼ਨੀਵਾਰ ਹੈ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਰਾਤ ਦਾ ਦੀਵਾਨ ਤੇ ਦੂਜੇ ਸ਼ਨੀਵਾਰ ਸਹਿਜ ਪਾਠ ਜਿਹੜਾ ਅਗਲਾ ਸ਼ਨੀਵਾਰ ਆਉਣਾ ਭਾਈ ਕਿੰਨੀ ਤਰੀਕ ਦਾ ਬਣਦਾ 10 ਤਰੀਕ ਦਾ 10 ਤਰੀਕ ਨੂੰ ਸ਼ਨੀਵਾਰ ਪਿਆਰੇ ਪਿਆਰਿਓ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਦੇ ਦਰਬਾਰ ਸਾਹਿਬ ਵਿੱਚ ਸਹਿਜ ਪਾਠ ਆਰੰਭ ਕਰਾਏ ਜਾਣਗੇ ਪਿਛਲੇ ਸ਼ਨੀਵਾਰ ਵੀ ਬਹੁਤ ਸਹਿਜ ਪਾਠ 200 ਤੋਂ ਵੱਧ ਸਹਿਜ ਪਾਠ ਆਰੰਭ ਹੋਏ ਹੈ ਐਦਕੀ ਵੀ ਭਾਈ ਕੱਲ ਨੂੰ ਸਵੇਰੇ ਭਗਤਾ ਭਾਈ ਕਾ ਜਾਣਾ ਸਿੰਘਾਂ ਨੇ ਸਹਿਜ ਪਾਠ ਆਰੰਭ ਕਰਾਉਣ ਸਵੇਰੇ 11 ਵਜੇ ਜਾਣਾ ਨਾਲੇ ਪੋਥੀਆਂ ਦੇ ਕੇ ਆਉਣਗੇ ਫ੍ਰੀ ਤੇ ਨਾਲੇ ਸਹਿਜ ਪਾਠ ਆਰੰਭ ਕਰਾ ਕੇ ਆਉਣਗੇ ਜਿੱਥੇ ਹੁਣ ਦੀਵਾਨ ਲੱਗਦੇ ਐ ਉੱਥੇ 100 200 300 ਅੰਮ੍ਰਿਤ ਛਕਦਾ ਹੈ ਤੇ ਨਾਲ 100 200 ਸਹਿਜ ਪਾਠ ਵੀ ਆਰੰਭ ਕਰਾਂ ਵਿੱਚ ਕਰ ਲੈਂਦੇ ਸੋ ਆਪ ਬਾਣੀ ਪੜ੍ਹੀਏ ਆਪ ਬਾਣੀ ਸੁਣੀਏ ਮੇਰੇ ਵਰਗੇ ਜਿਹੜੇ ਪਖੰਡ ਕਰਨ ਵਾਲੇ ਨੇ ਉਹਨਾਂ ਤੋਂ ਬਚੋ ਆਪ ਬਾਣੀ ਨੂੰ ਸਮਝ ਕੇ ਗੁਰਬਾਣੀ ਦੇ ਲੜ ਲੱਗੋ ਭਾਈ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਨੇ ਅਗਲਾ ਜਿਹੜਾ ਐਤਵਾਰ ਹੈ ਆ ਸ਼ਨੀਵਾਰ 10 ਤਰੀਕ ਨੂੰ ਸ਼ਨੀਵਾਰ ਸਵੇਰੇ 10 ਵਜੇ ਮੇਰੀਆਂ ਭੈਣਾਂ ਮੇਰੇ ਵੀਰ ਆਪਣਾ ਆਈ ਕਾਰਡ ਲੈ ਆਇਓ ਜੀ ਚੇਤੇ ਨਾਲ ਆਈ ਕਾਰਡ ਆਪਣਾ ਵਿਖਾ ਕੇ ਤੇ ਪੋਥੀਆਂ ਲੈ ਕੇ ਜਾਇਓ ਸਹਿਜ ਪਾਠ ਆਰੰਭ ਕਰਿਓ ਵੱਧ ਤੋਂ ਵੱਧ ਸੰਗਤਾਂ ਸ਼ਨੀਵਾਰ ਵਾਲੇ ਦਿਨ ਸਹਿਜ ਪਾਠ ਆਰੰਭ ਕਰਨ ਜਿਹੜੇ ਜਿਹੜੇ ਬਾਣੀ ਪੜ ਸਕਦੇ ਐ ਉਹ ਆ ਕੇ 3-4 ਘੰਟੇ ਲਾ ਕੇ ਸਮਝ ਕੇ ਜਾਇਓ ਭਾਈ ਸਹਿਜ ਪਾਠ ਆਰੰਭ ਕਰਿਓ ਜਰੂਰ ਜਰੂਰ ਇਹ ਆਪ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਬਾਕੀ ਜਿੱਥੇ ਵੀ ਕਿਤੇ ਨੇੜੇ ਤੇੜੇ ਪ੍ਰੋਗਰਾਮ ਹੋਣ ਲਾਹਾ ਪ੍ਰਾਪਤ ਕਰਦੇ ਰਹੋ ਹੁਣ ਫਗਵਾੜੇ ਦੀਵਾਨ ਸ਼ੁਰੂ ਹੋਣੇ ਨੇ ਕੱਲ ਐਤਵਾਰ ਹੈ 5 6 7 ਦੇ ਫਗਵਾੜੇ ਦੀਵਾਨ ਨੇ ਫਿਰ ਮੇਰਾ ਖਿਆਲ 8 9 10 ਜਗਜੀਤਪੁਰ ਫਗਵਾੜੇ ਦੇ ਕੋਲ ਪਿੰਡ ਪੈਂਦਾ ਜਿਹੜੇ ਦੀਵਾਨ ਨੇ ਪਰਸੋਂ ਤੋਂ ਸ਼ੁਰੂ ਹੈ ਫਿਰ ਜੰਮੂ ਸ਼ਹਿਰ ਵਿੱਚ ਦੀਵਾਨ ਹਨ ਬਾਕੀ ਜਿੱਥੇ ਜਿੱਥੇ ਪ੍ਰੋਗਰਾਮ ਦਿੱਤੇ ਗਏ ਆ ਜਾਂ ਦਿੱਤੇ ਜਾ ਰਹੇ ਆ ਉਹ ਆਪ ਸਾਰਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜਾਏਗਾ ਸਿੰਘੋ ਤਕੜੇ ਰਿਓ ਮੈਂ ਬਾਰ-ਬਾਰ ਬੇਨਤੀ ਕਰਦਾ ਆ ਹਰ ਹਾਲਤ ਵਿੱਚ ਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਵੀ ਗੁਰਬਾਣੀ ਦਾ ਸੱਚਾ ਗਿਆਨ ਘਰ ਘਰ ਨਾ ਜਾਵੇ ਬਸ ਤੁਸੀਂ ਸਾਰੇ ਘਰੋ ਕਰੀ ਅਰਦਾਸਾਂ ਕਰਦੇ ਰਹੋ ਵੀ ਗੁਰੂ ਸਾਹਿਬ ਮਿਹਰ ਕਰਨ ਸਤਿਗੁਰ ਦੀ ਬਾਣੀ ਨਾਲ ਆਪਾਂ ਸਾਰੇ ਜੁੜੇ ਰਹੀਏ ਤੇ ਸ਼ਰਧਾ ਕੀ ਰੱਖਣੀ ਹੈ ਵੀ ਜੋ ਗੁਰੂ ਸਾਹਿਬ ਨੇ ਕਹਿਤਾ ਇੱਕ ਇੱਕ ਬਚਨ ਗੁਰਬਾਣੀ ਦਾ ਸਤ ਹੈ ਐਦਾਂ ਸ਼ਰਧਾ ਰੱਖਿਓ ਐਦਾਂ ਵੀ ਸਾਡਾ ਰੱਬ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਨਿਰੰਕਾਰ ਹੈ ਤਿਸ ਜੀਵੜ ਅਬਰ ਨਾ ਕੋਈ ਸੰਗਤ ਨੂੰ ਬੇਨਤੀ ਹੈ ਜਿੰਨਾ ਚਿਰ ਗੁਰੂ ਜੀ ਇੱਥੇ ਨੇ ਉਹਨਾਂ ਚਿਰ ਨਹੀਂ ਆਪਾਂ ਉੱਠ ਕੇ ਜਾਣਾ 11 ਸਵਾ 11 ਵਜੇ ਆ ਜੇ ਟਿਕਾ ਰੱਖਿਓ ਹਿਲਜੁਲ ਨਾ ਹੋਵੇ ਟਿਕ ਕੇ ਬੈਠੇ ਰਹੋ ਬਸ 5 ਮਿੰਟ ਵਿੱਚ ਆਪਾਂ ਸਮਾਪਤੀ ਕਰਦੇ ਆ ਮਾਲਕ ਜੀ ਆਏ ਨੇ ਇਹ ਸ਼ਰਧਾ ਰੱਖਣੀ ਸਾਡਾ ਰੱਬ ਹੈ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਬਾਣਾ ਪਾ ਕੇ ਮਾਲਕ ਜੀ ਆਏ ਪਾਣੀ ਦਾ ਬਾਣਾ ਪਾ ਕੇ ਭਾਰਤ ਜੀ ਆਏ ਨੇ ਪਾਣੀ ਦਾ ਬਾਣਾ ਪਾ ਕੇ ਬਾਲਕ ਜੀ ਆਏ ਨੇ ਪਾਣੀ ਦਾ ਬਾਣਾ ਪਾ ਕੇ ਬਾਲਕ ਜੀ ਆਏ ਨੇ ਪਾਣੀ ਦਾ ਪੜੋ ਜੀ ਪਹਿਲਾਂ ਤੇ ਮੇਰਾ ਸਰੀਰ ਹੀ ਬੰਦਿਆਂ ਵਾਲਾ ਸੀ ਅੰਦਰੋਂ ਪਸ਼ੂ ਸੀ ਪਸ਼ੂ ਐਦਾਂ ਸਮਝੀਏ ਮੇਰੇ ਗੁਰੂ ਨੇ ਗਿਆਨ ਦੇ ਕੇ ਮੈਨੂੰ ਬੰਦਾ ਬਣਾਇਆ ਇਨਸਾਨੀਅਤ ਆਈ ਇਨਸਾਨੀਅਤ ਸਮਝ ਲੱਗੀ ਅਕਲ ਆਈ ਇਹ ਸ਼ਰਤਾਂ ਰੱਖਿਓ ਹੋ ਬਾਲਕ ਜੀ ਆਏ ਨੇ ਬਾਣੀ ਦਾ ਮਾਰਾ ਮਾਲਕ ਜੀ ਆਏ ਆਵੇ ਉਹ ਨਾਨਕ ਜੀ ਆਏ ਨੇ ਬਾੜੀ ਦਾ ਪਾਣਾ ਪਾਤੇ ਨਾਨਕ ਜੀ ਆਏ ਨੇ ਬਾੜੀ ਦਾ ਪਾਣਾ ਪੜੋ ਪੜੋ ਪੜੋ ਭੈਣਾ ਵੀ ਬੋਲੋ ਪੜੋ ਜੀ ਸ਼ਰਧਾ ਰੱਖਿਓ ਪਾਣੀ ਦਾ ਪਾਣਾ ਪਾਣੀ ਦਾ ਪਾਣਾ ਪਾਕੇ ਪਾਣੀ ਦਾ ਪਾਣਾ ਪਾਕੇ ਪਾਣੀ ਦਾ ਪਾਣਾ ਪਾਕੇ ਪਾਣੀ ਦਾ ਪਾਣਾ ਪਾਕੇ ਪਾਣੀ ਦਾ ਪਾਣਾ ਪਾਕੇ ਪਾਣੀ ਦਾ ਪਾਣਾ ਪਾਣੀ ਦਾ ਬਾਣਾ ਪਾਣੀ ਦਾ ਬਾਣਾ ਪਾਵੇ ਪਾਣੀ ਦਾ ਬਾਣਾ ਪਾਵੇ ਉਹ ਦਾ ਬਾਣਾ ਪਾਵੇ ਪਾਣੀ ਦਾ ਬਾਣਾ ਪਾਵੇ ਪਾਣੀ ਦਾ ਬਾਣਾ ਪਾਵੇ ਪਾਣੀ ਦਾ ਬਾਣਾ ਪਾਵੇ ਪਾਣੀ ਦਾ ਬਾਣਾ ਪਾਵੇ ਪਾਣੀ ਦਾ ਬਾਣਾ ਪਾਵੇ ਦੀ ਆਏ ਨੇ ਪਾਣੀ ਦਾ ਬਾਰਾ ਪਾ ਕੇ ਮਾਲਕ ਜੀ ਆਏ ਨੇ ਪਾਣੀ ਦਾ ਬਾਰਾ ਪਾ ਕੇ ਮਾਲਕ ਜੀ ਆਏ ਨੇ ਪਾਣੀ ਦਾ ਬਾਰਾ ਪਾ ਕੇ ਸਤਿਗੁਰੂ ਮੇਰ ਕਰਦੇ ਇਹ ਭਰੋਸਾ ਬੱਜਾ ਰਵੇ ਇਹ ਵਿਸ਼ਵਾਸ ਨਾ ਟੁੱਟੇ ਸੱਚੇ ਪਾਤਸ਼ਾਹ ਸਾਡੀ ਪਿਛਲੀ ਭੁੱਲ ਚੁੱਕ ਮਾਫ ਕਰੋ ਪਿਛਲੀ ਭੁੱਲ ਚੁੱਕ ਮਾਫ ਕਰੋ ਸਾਡੀ ਪਿਛਲੀ ਭੁੱਲ ਚੁੱਕ ਮਾਫ ਕਰੋ ਸਾਡੀ ਪਿਛਲੀ ਭੁੱਲ ਚੁੱਕ ਮਾਫ ਕਰੋ ਸਾਡੀ ਪਿਛਲੀ ਭੁੱਲ ਚੁੱਕ ਮਾਫ ਕਰੋ ਪਿਛਲੀ ਭੁੱਲ ਚੁੱਕ ਮਾਫ ਕਰੋ ਅਗਲਾ ਰਸਤਾ ਸਾਫ਼ ਕਰੋ ਅਗਲਾ ਰਸਤਾ ਸਾਫ਼ ਦਿਲ ਦਰਵਾ ਕਰੋ ਸਾਡਾ ਦੁੱਖ ਦਿਲ ਤੇਰੇ ਨਾਸ ਕਰੋ ਦੁੱਖ ਦਿਲ ਤੇਰੇ ਨਾਸ ਕਰੋ ਦੁੱਖ ਦਿਲ ਤੇਰੇ ਨਾਸ ਕਰੋ ਦੁੱਖ ਦਿਲ ਤੇਰੇ ਨਾਸ ਕਰੋ ਦਿਲ ਤੇਰੇ ਨਾਸ ਕਰੋ ਜੱਟੇ ਪਾਸ਼ਾ ਮੇਰ ਕਰਨ ਇਹ ਵਿਸ਼ਵਾਸ ਇਹ ਭਰੋਸਾ ਬੱਜਾ ਰਵੇ ਬਾਣੀ ਦੇ ਬਚਨਾਂ ਵਿੱਚ ਜੋ ਗੁਰੂ ਸਾਹਿਬ ਨੇ ਬਚਨ ਕੀਤੇ ਆ ਉਹਨਾਂ ਤੇ ਸਾਡਾ ਮਨ ਲੱਗੇ ਫਿਰ ਵੇਖਿਓ ਐਸਾ ਰੰਗ ਚੜਦਾ ਹੈ ਐਸੀ ਕਿਰਪਾ ਹੋਏਗੀ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏਗਾ ਲੁੱਡੀਆਂ ਹੀ ਮਾਰਦੇ ਫਿਰਾਂਗੇ ਵਿੱਚ ਦੁਨੀਆ ਸੇਵ ਮਾਈਏ ਤਾਂ ਦਰਗਾ ਦਰਸ਼ਨ ਪਾਈਏ ਬਹੁ ਨਾਨਕ ਬਾਹ ਲੜਾਈਏ ਹੱਸਦਿਆਂ ਹੱਸਦੀ ਜ਼ਿੰਦਗੀ ਲੰਘ ਜਾਣੀ ਫਿਰ ਦਿਲੋਂ ਜਦੋਂ ਗੁਰੂ ਗ੍ਰੰਥ ਸਾਹਿਬ ਨੇ ਭਰੋਸਾ ਬਣਾ ਦੇਣਾ ਸਾਚੇ ਸਾਹਿਬਾ ਸਾਚੇ ਸਾਹਿਬਾ ਕਿਆ ਨਹੀਂ ਕਰ ਕੇ ਸਾਚੇ ਸਾਹਿਬਾ ਕਿਆ ਨਹੀਂ ਕਰ ਕੇ ਸਾਚੇ ਸਾਹਿਬਾ ਜਿਸ ਜਨ ਆਵੇ ਹਰ ਪ੍ਰਭ ਜੀ ਪਰਮਾਤਮਾ ਨਾਲ ਐਸਾ ਚਿੱਤ ਜੁੜੇਗਾ ਫਿਰ ਭਰੋਸਾ ਉਹਦੇ ਘਰ ਵਿੱਚ ਸਭ ਕੁਝ ਹੈ ਦਰ ਦਰ ਤੇ ਫਿਰਨ ਦੀ ਤੱਕੇ ਖਾਣ ਦੀ ਲੋੜ ਨਹੀਂ ਮੇਰੇ ਉਹ ਵੀਰੋ ਭਰਾਵੋ ਆਓ ਸਾਰੇ ਆਪ ਸਹਿਜ ਪਾਠ ਕਰੋ ਘਰ ਘਰ ਗੁਰਬਾਣੀ ਪੜਿਆ ਕਰੋ ਨੌਜਵਾਨੋ ਕਿੰਨੇ ਪਿਆਰੇ ਲੱਗੋਗੇ ਮੇਰੇ ਨੌਜਵਾਨ ਵੀਰੋ ਸੁਣੋ ਕਿੰਨੇ ਸੋਹਣੇ ਲੱਗੋਗੇ ਜਦੋਂ ਪੋਥੀ ਖੋਲ ਕੇ ਅੰਦਰ ਬੈਠ ਕੇ ਆ ਥੱਲੇ ਲਾ ਲੈ ਪਿਆਰਿਆ ਸਾਰੇ ਤਾਨ ਵੇਖਣ ਲੱਗ ਗਏ ਹੁਣ ਇੱਧਰ ਵੇਖਿਓ ਕੋਈ ਗੱਲ ਕਰ ਲਈਏ ਥੋੜੀ ਇਹ ਲੈਣਾ ਹੌਲੀ ਹੌਲੀ ਹੋਈ ਨਾ ਆਪਣੀ ਸਪੀਡ ਨਾਲ ਹੀ ਲੈਂਦਾ ਸੁਣੋ ਇਧਰ ਵੇਖਿਓ ਬਈ ਮੇਰੇ ਵੀਰੋ ਕਿੰਨੇ ਸੋਚ ਕੇ ਵੇਖਿਓ ਭਲਾ ਕਿੰਨੇ ਪਿਆਰੇ ਲੱਗਦੇ ਮੰਨ ਲਓ ਇੱਕ ਰਹਿਲ ਰੱਖੀ ਹੋਈ ਹੈ ਜਾਂ ਸਰਾਣਾ ਰੱਖ ਲਓ ਨਵਾਂ ਸਾਫ ਸੁਥਰਾ ਜਿਹਾ ਸਰਾਣਾ ਹੋਵੇ ਉਹਦੇ ਤੇ ਗੁਰਬਾਣੀ ਦੀ ਪੋਥੀ ਰੋਜ਼ ਖੋਲ ਕੇ ਅੱਧਾ ਘੰਟਾ ਨੌਜਵਾਨ ਬੱਚਾ ਹੋਵੇ ਨੌਜਵਾਨ ਮੇਰਾ ਵੀਰ ਹੋਵੇ ਦਾੜਾ ਆ ਰਿਹਾ ਹੈ ਦਸਤਾਰ ਬੰਨਦਾ ਹੈ ਤੇ ਐ ਬਹਿ ਕੇ ਮੰਜੇ ਤੇ ਬੈੱਡ ਤੇ ਬਹਿ ਕੇ ਪੁੰਜੇ ਬਹਿ ਕੇ ਐਦਾਂ ਰੱਖ ਜਦੋਂ ਬਾਣੀ ਇਦਾਂ ਪੜੇਗਾ ਕਮਰੇ 'ਚ ਪੁੱਤ ਉਹ ਵੇਖੋ ਫਿਰ ਮਾਂ ਨੂੰ ਕਿੰਨਾ ਦਾ ਲੱਗਦਾ ਉਹ ਪਿਓ ਨੂੰ ਕਿੰਨਾ ਦਾ ਲੱਗਦਾ ਆਇਆ ਗਿਆ ਕਿਤੇ ਰਿਸ਼ਤੇਦਾਰੀ ਵਿੱਚ ਉਹ ਵੀ ਵੇਖਦਾ ਯਾਰ ਇੰਨਾ ਗੁਰੂ ਦਾ ਸਿੱਖ ਕਿੰਨੇ ਪਿਆਰੇ ਲੱਗਦੇ ਆ ਬਾਣੀ ਪੜ੍ਹਦੇ ਅੱਧਾ ਘੰਟਾ ਘੰਟਾ ਤੇ ਕੱਢਣਾ ਹੀ ਪੈਣਾ ਥੋੜਾ ਥੋੜਾ ਸਮਝਣ ਦੀ ਆਪਾਂ ਕੋਸ਼ਿਸ਼ ਕਰੀਏ ਘਰ ਘਰ ਵਿੱਚ ਸਹਿਜ ਪਾਠ ਰੱਖੋ ਸਾਰੇ ਮੇਰੇ ਵੀਰ ਆਪ ਬਾਣੀ ਪੜੋ ਇੰਟਰਨੈਟ ਤੋਂ ਚੰਗਾ ਕੁਝ ਸਿੱਖੋ ਸੰਥਿਆ ਇੰਟਰਨੈਟ ਤੋਂ ਕਰੋ ਸਮਝੋ ਜੇ ਕੋਈ ਸੰਥਿਆ ਕਰਾਉਣ ਵਾਲਾ ਮਿਲ ਜੇ ਉਹਦੇ ਬਾਰੇ ਕਿਤੇ ਰੀਸ ਹੀ ਨਹੀਂ ਨਾ ਕੋਈ ਜੇ ਕੋਈ ਬਾਣੀ ਪੜਾ ਸਕੇ ਨੇੜੇ ਤੇੜੇ ਕੋਈ ਸੰਥਿਆ ਵਾਲਾ ਲੱਭੋ ਜਿਹੜਾ ਗੁਰਬਾਣੀ ਪੜਾਵੇ ਆਪ ਗੁਰਬਾਣੀ ਪੜੋ ਬਸ ਫਿਰ ਸਤਿਗੁਰੂ ਜੀ ਮਿਹਰ ਕਰਨ ਸਮਝ ਕੇ ਫਿਰ ਪਿਆਰਿਓ ਕੱਲ ਪਰਸੋਂ ਨਾ ਦੋ ਤਿੰਨ ਸਿੰਘ ਮੈਨੂੰ ਮਿਲੇ ਸੀ ਤੇ ਉਹ ਜਦੋਂ ਆਏ ਗੱਲਬਾਤ ਕਰਦੇ ਸੀ ਮੇਰੇ ਨਾਲ ਬੈਠੇ 2 ਘੰਟੇ ਮੈਂ ਉਹਨਾਂ ਨੂੰ ਟਾਈਮ ਦੇ ਦਿੱਤਾ ਚਲੋ ਮੈਂ ਕਿਹਾ ਗੱਲਬਾਤ ਕਰਦੇ ਆਂ ਤੇ ਉਹ ਗੱਲਾਂ ਬਾਤਾਂ ਤੋਂ ਮੈਂ ਫਿਰ ਉਹਨਾਂ ਨੂੰ ਐਂਡ ਦੇ ਵਿੱਚ ਕਿਹਾ ਮੈਂ ਕਿਹਾ ਯਾਰ ਮੈਨੂੰ ਇਦਾਂ ਲੱਗਦਾ ਹੈ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਸਾਰੇ ਧਰਮਾਂ ਨੂੰ ਸਾਰਿਆਂ ਨੂੰ ਇੱਕੋ ਰਸੇ 'ਚ ਹੀ ਪਰੋਈ ਜਾਂਦੇ ਜਿਵੇਂ ਨਾਸਤਕ ਨਹੀਂ ਮਨ ਹੋ ਜਾਂਦਾ ਵੀ ਆਹ ਕਿਉਂ ਆਹ ਕਿਉਂ ਆਹ ਗਲਤ ਆਹ ਗਲਤ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕਰਦੇ ਹੋ ਤੁਹਾਡਾ ਮੈਨੂੰ ਲੱਗਦਾ ਗੁਰੂ ਗ੍ਰੰਥ ਸਾਹਿਬ ਤੇ ਵੀ ਭਰੋਸਾ ਨਹੀਂ ਕਹਿੰਦੇ ਜੀ ਨਹੀਂ ਭਰੋਸਾ ਇਦਾਂ ਮੈਨੂੰ ਸੱਚ ਦੱਸਿਆ ਨੌਜਵਾਨ ਨੇ ਕਹਿੰਦੇ ਜੀ ਨਹੀਂ ਭਰੋਸਾ ਮੈਂ ਕਿਹਾ ਵੀਰੋ ਤੁਸੀਂ ਮੈਂ ਕਹਿੰਦਾ ਤੋੜ ਲਿਓ ਸ਼ਰਧਾ ਪਰ ਪਹਿਲਾਂ 5-4 ਸਾਲ ਲਾ ਕੇ ਫੇਰ ਹੀ ਫੈਸਲਾ ਕਰੋਗੇ ਐ ਥੋੜਾ ਤੁਸੀਂ ਸਾਰਿਆਂ ਨੂੰ ਪਹਿਲਾਂ ਵੇਖਦੇ ਲੈ ਸਾਰੀ ਪਹਿਲਾਂ ਐ ਕਰੋ ਇੱਕ ਵਾਰੀ ਸਹਿਜ ਪਾਠ ਅਰਥਾਂ ਸਮੇਤ ਕਰੋ ਜੇ ਕੋਈ ਭਲੇਖਾ ਰਹਿ ਜੇ ਕਿਸੇ ਵੀਰ ਗਿਆਨੀ ਕੋਈ ਸਮਝਦਾਰ ਹੈ ਜਿਹੜਾ ਉਹਦੇ ਨਾਲ ਗੱਲ ਕਰੀ ਕੱਲੀ ਕੱਲੀ ਗੱਲ ਸਮਝ ਕੇ ਫਿਰ ਤੂੰ ਛੱਡ ਦੇ ਪਰ ਐਵੇਂ ਥੋੜਾ ਵੀ ਸਾਰਿਆਂ ਨੂੰ ਛੱਡੀ ਚੱਲੋ ਕਾਲਜਾਂ ਦੇ ਵਿੱਚ ਕਈ ਬੱਚੇ ਇਦਾਂ ਦੇ ਐ ਜਿਹੜੇ ਕਹਿੰਦੇ ਅਸੀਂ ਧਰਮ ਨੂੰ ਮੰਨਣਾ ਹੀ ਛੱਡਿਆ ਧਰਮ ਤੇ ਲੜਾਈਆਂ ਪਾਉਂਦਾ ਆਹ ਧਰਮ ਐ ਆਹ ਧਰਮ ਐ ਆਹ ਧਰਮ ਐ ਜੇ ਮੇਰੇ ਯਾਦ ਰਿਹਾ ਆਪਾਂ ਅਗਲੇ ਸ਼ਨੀਵਾਰ ਇਸ ਟੌਪਿਕ ਤੇ ਗੱਲ ਕਰਾਂਗੇ ਜੇ ਯਾਦ ਰਿਹਾ ਮੇਰੇ ਵੀ ਧਰਮ ਲੜਾਈਆਂ ਪਾਉਂਦਾ ਧਰਮ ਅਸਲ ਚ ਇਦਾਂ ਹੈ ਨਹੀਂ ਇੱਕੋ ਹੀ ਧਰਮ ਹੈ ਜਿਹੜੇ ਬਹੁਤੇ ਧਰਮ ਬਣਾਏ ਹੋਏ ਨੇ ਆਪਾਂ ਧਰਮ ਇੱਕ ਪਰਮਾਤਮਾ ਦਾ ਰੱਬ ਦੇ ਨਿਯਮ ਜਿਹੜੇ ਬਣੇ ਹੋਏ ਆ ਇਹ ਮਤਾਂ ਨੇ ਜਿਵੇਂ ਸਿੱਖ ਮਤ ਹੈ ਹਿੰਦੂ ਮਤ ਹੈ ਸੰਪਰਦਾਵਾਂ ਨੇ ਇਹ ਇੱਕ ਧਰਮ ਦੇ ਨਾਲ ਜੁੜਦੀਆਂ ਨੇ ਸਾਰੇ ਮਜ਼ਹਬ ਸਾਨੂੰ ਇੱਕ ਧਰਮ ਵਾਲੇ ਪਾਸੇ ਲਿਜਾਣ ਉਹ ਮਜ਼ਹਬ ਸਹੀ ਹੈ ਪ੍ਰਮਾਤਮਾ ਦੇ ਨਿਯਮਾਂ ਨੂੰ ਸਮਝ ਸਕੀ ਇਸ ਟੌਪਿਕ ਤੇ ਫਿਰ ਗੱਲ ਕਰਾਂਗੇ ਕਈ ਵਾਰੀ ਕਹਿੰਦੇ ਕਈ ਨੌਜਵਾਨ ਨਾਸਤਿਕ ਹੋ ਰਹੇ ਆ ਪੰਜਾਬ ਦੇ ਵਿੱਚ ਕਈ ਪੜ੍ਹ ਲਿਖ ਜਾਂਦੇ ਆ ਬੱਚੇ ਉਹ ਕਹਿੰਦੇ ਧਰਮ ਤੇ ਹੈ ਹੀ ਨਹੀਂ ਐਵੇਂ ਬਕਵਾਸ ਹੈ ਮੇਰੀ ਬੇਨਤੀ ਉਹਨਾਂ ਵੀਰਾਂ ਨੂੰ ਇਹ ਹੈ ਵੀ ਜਿਹੜੇ ਵੀ ਬੰਦੇ ਇਹ ਸੋਚਦੇ ਐ ਉਹ ਸਾਰੇ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰਾ ਅਰਥਾਂ ਸਮੇਤ ਪੜ੍ਹ ਲੈਣ ਫਿਰ ਫੈਸਲਾ ਕਰ ਲੈਣ ਵੀ 2 ਸਾਲਾਂ ਨੂੰ 4 ਸਾਲਾਂ ਨੂੰ ਕਹਿ ਦੇਣ ਵੀ ਨਹੀਂ ਜੀ ਗਲਤ ਨੇ ਪਰ ਮੈਨੂੰ ਯਕੀਨ ਹੈ ਜੇ ਅਰਥਾਂ ਸਮੇਤ ਸਹੀ ਢੰਗ ਨਾਲ ਸਹੀ ਐਂਗਲ ਸਹੀ ਫਾਰਮੂਲੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਪੜਨਗੇ ਉਹਨਾਂ ਦੀ ਸ਼ਰਧਾ ਬਹੁਤ ਵਧੇਗੀ ਘਟੇਗੀ ਬਸ ਮੈਂ ਕਹਿੰਦਾ ਜਿਹੜਾ ਅੱਜ ਦਿਸ ਰਿਹਾ ਸਿੱਖ ਧਰਮ ਇਹਨੂੰ ਸਿੱਖ ਧਰਮ ਨਾ ਸਮਝੋ ਜਿਹੜਾ ਸਿੱਖ ਮਤ ਹੈ ਆ ਜੋ ਦਿਸਦੀ ਹੈ ਬਾਹਰ ਦਿਸਦੀ ਹੈ ਜਿਹੜੀ ਪੰਜਾਬ ਦੀਆਂ ਗਲੀਆਂ 'ਚ ਨਾ ਸਿੱਖ ਮਤ ਵੇਖਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖੋ ਇੱਥੇ ਦਿਸੇਗਾ ਗੁਰੂ ਗ੍ਰੰਥ ਸਾਹਿਬ 'ਚ ਵੀ ਸਿੱਖ ਧਰਮ ਕੀ ਹੈ ਬਾਹਰ ਤੇ ਬਹੁਤ ਬੁਰਾ ਹਾਲ ਹੈ ਬਾਹਰ ਨੂੰ ਵੇਖ ਕੇ ਫੈਸਲਾ ਨਾ ਕਰ ਲਿਓ ਵੀ ਸਾਰਾ ਕੁਝ ਇੱਕੋ ਜਿਹਾ ਹੈ ਇਸ ਕਰਕੇ ਆਓ ਜੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਲੈਣ ਜਿਹੜੇ ਰਹਿ ਗਏ ਆ ਰਾਹ ਖਾਲੀ ਕਰ ਦੇਣਾ ਹੈ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਬਹੁਤ ਬਹੁਤ ਧੰਨਵਾਦ ਇਸ ਵਾਰੀ ਭਾਈ ਜਦੋਂ ਅਗਰਾਈ ਆ ਸੀ ਨਾ ਜਿਹੜਾ ਕਣਕ ਆਪਾਂ ਵੱਡੀ ਹੈ ਤੇ ਮੈਂ ਵਿਸਾਖੀ ਤੇ ਬੇਨਤੀ ਕੀਤੀ ਸੀ ਐਤਕੀ ਬਹੁਤ ਸੰਗਤ ਨੇ ਕਣਕ ਦੀ ਤੇ ਤੂੜੀ ਵਗੈਰਾ ਦੀ ਸੇਵਾ ਕੀਤੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਕਿਉਂਕਿ ਲੰਗਰ ਵਿੱਚ ਸਾਨੂੰ ਹਜ਼ਾਰਾਂ ਕੁਇੰਟਲ ਕਣਕ ਰੱਖਣੀ ਪੈਂਦੀ ਹੈ ਹਜ਼ਾਰਾਂ ਕੁਇੰਟਲ ਤਾਂ ਜਾ ਕੇ ਲੰਗਰ ਦਾ ਜਿਹੜਾ ਪੂਰਾ ਹੁੰਦਾ ਤਾਂ ਕਰਕੇ ਸਾਰੀ ਸੰਗਤ ਦਾ ਧੰਨਵਾਦ ਹੈ ਜਿੰਨੇ ਆਉਣ ਵਾਲੇ ਆ ਜਿੰਨਾ ਕੁ ਹੋ ਸਕਦਾ ਰਲ ਮਿਲ ਕੇ ਆਪਾਂ ਯੋਗਦਾਨ ਪਾਉਂਦੇ ਰਿਹਾ ਕਰੋ ਨਹੀਂ ਤੇ ਬਾਕੀ ਸਭ ਤੋਂ ਵੱਡੀ ਗੱਲ ਹੈ ਕਿ ਦੀਵਾਨ ਸੁਣੋ ਆ ਕੇ ਸ਼ਨੀਵਾਰ ਨੂੰ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕੋ ਇੱਥੇ ਦੀਵਾਨ ਵਿੱਚ ਹਾਜ਼ਰੀ ਭਰੋ ਸਾਡਾ ਤੁਹਾਡਾ ਆ ਰਿਸ਼ਤਾ ਹੈ ਆ ਸਾਡਾ ਸਬੰਧ ਹੈ ਮੇਰੀ ਦੇਹ ਨਾਲ ਕੋਈ ਕਨੈਕਸ਼ਨ ਨਾ ਰੱਖੋ ਬਸ ਆ ਕਨੈਕਸ਼ਨ ਰੱਖੋ ਜਿਹੜਾ ਆ ਬਾਕੀ ਜਿਹੜੇ ਇੰਟਰਨੈਟ ਤੇ ਗਾਲਾਂ ਕੱਢਦੇ ਨੇ ਮੇਰੇ ਵੀਰ ਇਦਾਂ ਕਰਿਆ ਕਰੋ ਭਾਈ ਗੁਰਬਾਣੀ ਮੁਤਾਬਕ ਆਪਣੀ ਗੱਲ ਕਹਿ ਦਿਆ ਕਰੋ ਜੇ ਨਹੀਂ ਗਾਲਾਂ ਕੱਢਣ ਨੂੰ ਹਟਦੇ ਤੇ ਉਹਨਾਂ ਨੂੰ ਕੱਢਣ ਦਿਓ ਆਪਾਂ ਆਪਣੀ ਜ਼ੁਬਾਨ ਗੰਦੀ ਨਾ ਕਰਿਆ ਕਰੋ ਦਲੀਲ ਦਿਆ ਕਰੋ ਕਿਉਂਕਿ ਚੇਤਾ ਰੱਖਿਓ ਨੌਜਵਾਨੋ ਆਪਾਂ ਮੰਨਦੇ ਆ ਲੌਜੀਕ ਨੂੰ ਉਹ ਮੰਨਦੇ ਨੇ ਮੈਜਿਕ ਨੂੰ ਉਹ ਜਾਦੂ ਜਾਦੂਆਂ ਨੂੰ ਮੰਨਦੇ ਨੇ ਜਾਦੂ ਕਹਾਣੀਆਂ ਨੂੰ ਉਹ ਮੰਨਦੇ ਨੇ ਕਰਾਮਾਤਾਂ ਦੀਆਂ ਗੱਲਾਂ ਨੂੰ ਆਪਾਂ ਮੰਨਦੇ ਆ ਦਲੀਲ ਨੂੰ ਸਾਡੀ ਤੇ ਉਹਨਾਂ ਦੀ ਤੇ ਮੇਲ ਹੀ ਨਹੀਂ ਖਾਣਾ ਹੁਣ ਵੇਖਿਓ ਪਿਆਰਿਓ ਕਈ ਬੰਦੇ ਕਹਿੰਦੇ ਨੇ ਮਿਲ ਕੇ ਵਿਚਾਰ ਕਰ ਲੈਣੀ ਚਾਹੀਦੀ ਹੈ ਸੁਣੋ ਹੋਰ ਇੱਕ ਇੱਕ ਮਿੰਟ ਲਈ ਕਰਦੇ ਆ ਗੱਲ ਅਖੇ ਮਿਲ ਕੇ ਵਿਚਾਰ ਕਰ ਲੈਣੀ ਚਾਹੀਦੀ ਹੈ ਸੁਣੋ ਵਿਚਾਰ ਕਿਹਦੇ ਨਾਲ ਹੋ ਸਕਦੀ ਹੈ ਇੱਕ ਤੇ ਉਹ ਹੈ ਜੇ ਹੁਣ ਆਪਾਂ ਛੱਡ ਪਾਉਣਾ ਹੈ ਮੰਨ ਲਓ ਇੱਕ ਮਿਸਤਰੀ ਹੈ ਛੱਡ ਪਾਉਣ ਵਾਲੇ 5-7 ਬੰਦੇ ਨੇ ਉਹਨੂੰ ਵੀ ਜਾਣਕਾਰੀ ਹੈ ਛੱਡ ਦੀ ਆਪਾਂ ਨੂੰ ਵੀ ਹੈ ਦੋਵਾਂ ਦਾ ਮਕਸਦ ਕੀ ਹੈ ਆਪਾਂ ਰਲ ਕੇ ਛੱਡ ਪਾਉਣਾ ਹੈ ਉਹਨਾਂ ਨਾਲ ਤੇ ਬੈਠਿਆ ਜਾ ਸਕਦਾ ਹੈ ਵੀ ਮੈਂ ਵੀ ਛੱਡ ਪਾਉਣਾ ਉਹਨੇ ਵੀ ਛੱਡ ਪਾਉਣਾ ਹੈ ਇੱਕ ਉਹ ਹੈ ਜਿਹੜਾ ਕਹਿੰਦਾ ਮੈਂ ਖੂਹ ਪੱਟਣਾ ਹੈ ਛੱਡ ਪਾਉਣ ਵਾਲੇ ਨਾਲ ਤੇ ਬੈਠਿਆ ਜਾ ਸਕਦਾ ਹੈ ਜਿਹੜਾ ਖੂਹ ਪੱਟਣ ਵਾਲਾ ਉਹਦੇ ਨਾਲ ਕਿਵੇਂ ਬਹਿ ਜਾਾਂਗੇ ਇਹ ਜਿਹੜੇ ਬੰਦੇ ਗੱਲਾਂ ਕਰਦੇ ਨੇ ਸਾਡੇ ਨਾਲ ਬੈਠੋ ਵਿਚਾਰ ਕਰੋ ਅਸੀਂ ਮੰਨਦੇ ਆ ਅਕਾਲ ਤਖਤ ਦੀ ਮਰਿਆਦਾ ਨੂੰ ਇਹ ਮੰਨਦੇ ਨੇ ਆਪਣੇ ਡੇਰਿਆਂ ਦੀ ਮਰਿਆਦਾ ਨੂੰ ਇਹਨਾਂ ਨਾਲ ਕਿਵੇਂ ਬਹਿ ਜਾਗੇ ਅਸੀਂ ਮੰਨਦੇ ਆ ਸ਼੍ਰੀ ਅਕਾਲ ਤਖਤ ਦੀ ਮਰਿਆਦਾ ਅਸੀਂ ਮੰਨਦੇ ਆ ਇੱਕ ਰੱਬ ਨੂੰ ਵੀ ਇੱਕ ਪਰਮਾਤਮਾ ਤੋਂ ਬਿਨਾ ਦੂਜੀ ਕੋਈ ਸ਼ਕਤੀ ਨਹੀਂ ਪੂਜੋ ਰਾਮ ਏਕ ਹੀ ਦੇਵਾ ਅਸੀਂ ਇੱਕ ਦੇਵਤਾ ਮੰਨਦੇ ਆ ਇਹ ਕਹਿੰਦੇ ਬਰਮਾ ਵੀ ਹੈਗਾ ਸ਼ਿਵ ਜੀ ਵੀ ਹੈਗਾ ਇਹ ਕਹਿੰਦੇ ਆ ਵਿਸ਼ਨੂੰ ਵੀ ਹੈਗਾ ਇਹ ਤੇ ਜਾਤਿਆਂ ਨੂੰ ਵੀ ਉਹਨਾਂ ਦਾ ਅਵਤਾਰ ਬਣਾਉਂਦੇ ਆ ਸਾਡੀ ਤੇ ਇਹਨਾਂ ਦੀ ਇਸ ਹਿਸਾਬ ਨਾਲ ਮੱਤ ਹੀ ਨਹੀਂ ਮਿਲਦੀ ਇੱਕ ਬਿਲਕੁਲ ਹੀ ਉਧਰ ਜਾਂਦਾ ਹੈ ਵੇਖੋ ਇੱਕ ਪਟਿਆਲੇ ਚ ਲਿਆ ਹੋਵੇ ਆਪਾਂ ਕਹੀਏ ਵੀ ਇਹਨੂੰ ਨਾਲ ਲੈ ਚੱਲੋ ਠੀਕ ਹੈ ਆਪਾਂ ਵੀ ਭਾਈ ਪਟਿਆਲੇ ਚੱਲੇ ਆ ਇਹ ਵੀ ਪਟਿਆਲੇ ਚੱਲੇ ਆ ਪਰ ਪ੍ਰੋਬਲਮ ਇਹ ਹੈ ਉਹ ਤੇ ਸੰਗਰੂਰ ਨੂੰ ਜਾ ਰਹੇ ਆ ਉਹਨਾਂ ਨੂੰ ਕਿਵੇਂ ਨਾਲ ਲੈ ਕੇ ਤੁਰੀਏ ਉਹਨਾਂ ਨਾਲ ਤੇ ਮਤ ਤਾਂ ਮਿਲੇ ਉਹ ਸਾਡੀ ਤੇ ਕਿਸੇ ਗੱਲ 'ਚ ਸਹਿਮਤ ਨਹੀਂ ਹੁੰਦੇ ਉਹ ਤੇ ਬਿਲਕੁਲ ਹੀ ਪੁੱਠੇ ਚੱਲਦੇ ਆ ਉਹ ਤੇ ਕਹਿੰਦੇ ਧਰਮ ਰਾਜਾ ਵੀ ਉੱਤੇ ਐ ਜੰਮ ਵੀ ਹੈ ਨੇ ਭੂਤ ਵੀ ਹੈ ਨੇ ਪ੍ਰੇਤ ਵੀ ਹੈ ਨੇ ਉਹ ਤੇ ਕਹਿੰਦੇ ਸ਼੍ਰੀ ਚੰਦ ਨੂੰ ਵੀ ਮੰਨਣਾ ਆ ਸੀ ਧੂਣਿਆਂ ਨੂੰ ਵੀ ਮੰਨਦੇ ਐ ਆਪਾਂ ਆਪਾਂ ਕਹਿੰਦੇ ਆ ਗੁਰਬਾਣੀ 'ਚ ਸ਼੍ਰੀ ਚੰਦ ਬਾਰੇ ਕੀ ਲਿਖਿਆ ਇਹ ਦੱਸੋ ਗੁਰਬਾਣੀ ਵਿੱਚ ਸਰਾਤਾਂ ਬਾਰੇ ਕੀ ਦੱਸਿਆ ਇਹ ਦੱਸੋ ਗੁਰਬਾਣੀ ਵਿੱਚ ਜੋਤ ਬਾਰੇ ਕੀ ਦੱਸਿਆ ਇਹ ਦੱਸੋ ਗੁਰਬਾਣੀ ਵਿੱਚ ਮਾਲਾ ਬਾਰੇ ਕੀ ਦੱਸਿਆ ਇਹ ਦੱਸੋ ਗੁਰਬਾਣੀ ਵਿੱਚ ਸੰਤ ਕਿੰਨੂ ਕਿਹਾ ਇਹ ਦੱਸੋ ਉਹ ਸਾਰੇ ਦਾ ਸਾਰਾ ਦੂਜੇ ਪਾਸੇ ਮੰਨਦੇ ਆ ਫੇਰ ਉਹ ਧੱਕੇ ਨਾਲ ਡਾਂਗ ਨਾਲ ਮਨਾਉਂਦੇ ਆ ਆਪਣੀ ਗੱਲ ਨੂੰ ਉਹ ਆਪਾਂ ਮੰਨਣੀ ਨਹੀਂ ਆਪਾਂ ਡਾਂਗ ਵਾਲਿਆਂ ਦੀ ਨਹੀਂ ਮੰਨਣੀ ਗੋਲੀਆਂ ਵਾਲਿਆਂ ਦੀ ਨਹੀਂ ਮੰਨਣੀ ਆਪਾਂ ਮੰਨਣੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਵਾਓ ਸਾਰੇ ਆਨੰਦ ਸਾਹਿਬ ਚ ਗੱਜ ਕੇ ਬੋਲੋ ਕੋਈ ਰਸਨਾ ਬਾਂਝੀ ਨਾ ਰਵੇ ਗੁਰੂ ਸਾਹਿਬ ਜਾਣਗੇ ਫੇਰ ਆਪਾਂ ਸਾਰਿਆਂ ਨੇ ਚਾਲਾ ਪਾਉਣਾ ਹੈ ਪਹਿਲਾਂ ਜਾਣ ਦੀ ਖੇਚਲ ਨਹੀਂ ਕਰਨੀ ਫਟਾਫਟ ਨਮਸਕਾਰ ਕਰ ਲਓ ਭਾਈ ਆਪਣੇ ਪਰਸ ਮੋਬਾਈਲ ਗਹਿਣੇ ਸੰਭਾਲ ਕੇ ਰੱਖਿਓ ਪਰਸ ਮੋਬਾਈਲ ਗਹਿਣੇ ਪਿਆਰਿਓ ਜਿਹੜੇ ਮੱਥਾ ਟੇਕਣ ਵਾਲਿਓ ਵਿੱਚ ਹੀ ਖੜੇ ਨੇ ਬੰਦੇ ਉਹਨਾਂ ਨੇ ਤੁਹਾਡੇ ਪਰਸ ਕੱਢ ਲੈਣੇ ਆ ਮੋਬਾਈਲ ਕੱਢ ਲੈਣੇ ਆ ਵਿੱਚ ਹੀ ਆ ਜਾਂਦੇ ਆ ਖਿਆਲ ਰੱਖਿਓ ਬੱਚੇ ਵੀ ਆਪਣੇ ਸੰਭਾਲ ਕੇ ਰੱਖਿਓ ਭਾਈ ਨਿਆਣੇ ਆਪਣੇ ਬੱਚੇ ਤੇ ਜਦੋਂ ਵਾਪਸ ਜਾਣੇ ਹੁੰਨੇ ਹੋ ਸੁਣੋ ਪਿਆਰਿਓ ਹੌਲੀ ਜਾਇਆ ਕਰੋ ਗੇਟ ਛੋਟਾ ਹੈ ਇਕੱਠ ਜ਼ਿਆਦਾ ਹੋ ਜਾਂਦਾ ਭੀੜ ਪੈ ਜਾਂਦੀ ਹੈ ਥੋੜਾ ਜਿਹਾ ਪਿੱਛੇ ਖੜ ਜਿਆ ਕਰੋ 10-15 ਮਿੰਟ ਲੱਗ ਜਾਣਗੇ 5 ਮਿੰਟ ਲੱਗ ਜਾਣਗੇ ਕੋਈ ਨਹੀਂ ਗੇਟ ਚੋਂ ਹੌਲੀ-ਹੌਲੀ ਨਿਕਲਿਆ ਜਾਵੇ ਗੇਟ ਤੇ ਬਹੁਤ ਵੱਡਾ ਪਰ ਇੱਕਦਮ ਜਦੋਂ ਨਿਕਲਣਾ ਹੁੰਦਾ ਫਿਰ ਦਿੱਕਤ ਆ ਜਾਂਦੀ ਹੈ ਜਿਹੜੀ ਸੰਗਤ ਨੇ ਇੱਥੇ ਰਹਿਣਾ ਹੈ ਦੀਵਾਨ ਹਾਲ ਦੇ ਵਿੱਚ ਪੱਖੇ ਕੂਲਰ ਲਾਏ ਹੋਏ ਐ ਬੈੱਡ ਸੋਫੇ ਆਪਣਾ ਵਾਹਿਗੁਰੂ ਕੀ ਗੱਦੇ ਗੱਦੇ ਲੱਗੇ ਹੋਏ ਐ ਗੱਦੇ ਲਾਏ ਹੋਏ ਐ ਟੈਂਟ ਵੀ ਲੱਗਿਆ ਹੋਇਆ ਹੈ ਉੱਥੇ ਆਰਾਮ ਕਰੋ ਪੱਖੇ ਵਗੈਰਾ ਕੂਲਰ ਲਾ ਦੇਣਗੇ ਤੇ ਇਧਰਲੇ ਪਾਸੇ ਬਾਥਰੂਮ ਵਗੈਰਾ ਬਣੇ ਆ ਸਵੇਰੇ ਉੱਠ ਕੇ ਇਸ਼ਨਾਨ ਕਰੋ ਦਰਬਾਰ ਸਾਹਿਬ 'ਚ ਮੱਥਾ ਟੇਕੋ ਆਸਾ ਦਰਬਾਰ ਦਾ ਕੀਰਤਨ ਸੁਣੋ ਫਿਰ ਆਪਣਾ ਲੰਗਰ ਪ੍ਰਸ਼ਾਦਾ ਛਕ ਕੇ ਸਵੇਰੇ ਆਪੋ ਆਪਣੀਆਂ ਬੱਸਾਂ ਤੇ ਜਿਨ੍ਹਾਂ ਨੇ ਰਹਿਣਾ ਉਹਨਾਂ ਨੂੰ ਕਹਿ ਰਿਹਾ ਉਹਨਾਂ ਦਾ ਪ੍ਰਬੰਧ ਦਰਬਾਰ ਸਾਹਿਬ ਦੀਵਾਨ ਹਾਲ ਦੇ ਵਿੱਚ ਕੀਤਾ ਹੈ ਸੋ ਇੱਥੇ ਆਰਾਮ ਕਰਕੇ ਜਿਨ੍ਹਾਂ ਨੇ ਜਾਣਾ ਹੈ ਬਾਕੀ ਸਾਰੀ ਸੰਗਤ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਖਾਸ ਕਰਕੇ ਨੌਜਵਾਨ ਵੀਰੋ ਤੁਹਾਡਾ ਬਹੁਤਾ ਧੰਨਵਾਦ ਹੈ ਜਵਾਨੀ ਜੇ ਪੰਜਾਬ ਦੀ ਸੁਣੇ ਤੇ ਆਪਣੇ ਆਪ ਸਾਰਾ ਸੁਧਾਰ ਹੋ ਸਕਦਾ ਹੈ ਆਓ ਬਹੁਤ ਪਿਆਰ ਨਾਲ ਸੁਣ ਰਹੇ ਹੈ ਸੱਚੀ ਗੱਲ ਹੈ ਸੁਣ ਰਹਾ ਥਾ ਜਮਾਨਾ ਬੜੀ ਗੌਰ ਸੇ बड़ी गौर से सुन रहा था जमाना हम ही सो गए दास्तां कहते कहते ਸਾਡਾ ਹਾਲ ਇਹ ਹੈ ਵੀ ਸੁਣਦੇ ਜ਼ਰੂਰ ਸੀ ਸਾਡੇ ਵਰਗੇ ਹੀ ਸੌ ਗਏ ਸੁਣਦੇ ਰਹੇ ਐ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਸੁਣਾਉਣ ਵਾਲੇ ਸੌ ਗਏ ਸੁਣਾਉਣ ਵਾਲਿਆਂ ਦੇ ਖੁਦ ਦੇ ਦਿਮਾਗ ਸੁੱਤੇ ਪਏ ਐ ਇਸ ਕਰਕੇ ਸਹੀ ਡਾਇਰੈਕਸ਼ਨ ਨਹੀਂ ਅਸੀਂ ਦੇ ਸਕੇ ਪਰ ਸੁਣਨ ਵਾਲਿਆਂ ਦੀ ਕਮੀ ਕੋਈ ਨਹੀਂ ਸਭ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ ਚ ਬੋਲੋ ਕੋਈ ਵੀ ਰਸਨਾ ਵਾਂਝੀ ਨਾ ਰਵੇ ਆ ਬਾਅਦ ਵਿੱਚ ਅਨਾਉਂਸਮੈਂਟ ਕਰ ਦੇਣਗੇ ਗੱਜ ਕੇ ਆਨੰਦ ਸਾਹਿਬ ਚ ਬੋਲੋ ਰਾਮਕਲੀ ਮਹੱਲਾ ਤੀਜਾ ਆਨੰਦ ਓੰਕਾਰ ਸਤਪੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸੇ ਕੀ ਬਣ ਵਧੀਆਂ ਵਰਤਾਨਾ ਗੁਰੂ ਜੀ ਜਾਣ ਕੇ ਫੇਰ ਚੱਲਾਂਗੇ ਬਈ ਰਾਗ ਰਤਨ ਫਰਵਾਰ ਪਰਿਆ ਸ਼ਬਦ ਦਾ ਬਣਾਇਆ ਸਭ ਤੋਂ ਸਦਾ ਹਰੀ ਤੇਰਾ ਮਨ ਜਿਨੀ ਵਸਾਇਆ ਨਾਨਕ ਆਨੰਦ ਹੋਆ ਸਤਿਗੁਰੂ ਤੇ ਪਾਇਆ ਤੇਰੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਾ ਸਭ ਦਾ ਗੱਲਾਂ ਸਮਰੱਥ ਸੁਆਮੀ ਸੇਵਿਆ ਮਨ ਹੋ ਸਾਰੇ ਮਹਾਰਾਜ ਨਾਮ ਮੇਰੇ ਸਦਾ ਰਹੋ ਹਰ ਜੇ ਸਾਹਿਬ ਕਿਆ ਨਹੀਂ ਧਰਤੇ ਕਰਦਾ ਤੇਰਾ ਸਭ ਕੁਝ ਹੈ ਜਿਸ ਦੇ ਸੋਫਾ ਹਰਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਦੇ ਸ਼ਬਦ ਕਰੇ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਧਰਤੇ ਹੈ ਸੱਚਾ ਮੇਰਾ ਆਧਾਰੋ ਨਾਮ ਆਧਾਰ ਮੇਰਾ ਜਿਨ ਦੁੱਖ ਸਭ ਗਵਾਇਆ ਅੱਲਾ ਸੁਖ ਪਾਇ ਸਭ ਕੁਝ ਆਇਆ ਸਦਾ ਕੁਰਬਾਨ ਕੀਤਾ ਰੂਹ ਵਿੱਚ ਹੋ ਜਿਸ ਨੇ ਆਏ ਬੜਿਆਇਆ ਸੁਣ ਹੋ ਸੰਤੋ ਸ਼ਬਦ ਕਰੋ ਪਿਆ ਸਾਜੇ ਪੰਜ ਸ਼ਬਦ ਤਿਨ ਘਰ ਸਮਾਜੋ ਪਾਪੇ ਸ਼ਬਦ ਸਵਾਦ ਅਲਾ ਜਿਤ ਕਰ ਧਾਰ ਪੰਜ ਦੂਤ ਦਵਾਸ ਕੀਤੇ ਕਾਲ ਪੰਜ ਦਵਾਰਿਆ ਧਰਮ ਪਾਇਆ ਤੁਮ ਜਿਤ ਕੋਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਭੋ ਆਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੂੰ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਆਇਆ ਉਤਰੇ ਸਗਲ ਵਿਸੂਰੇ ਦੁਖ ਲੋਕ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਕਹੇ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿਆ ਭਰਪੂਰੇ ਬਿਨਵੰਤ ਮਾਲ ਗੁਰ ਚਰਨ ਲਾਗੇ ਬਾਜੇ ਅਮਰ ਭਵਨ ਗੁਰੂ ਪਾਣੀ ਲੈ ਕੇ ਜਿਨੀ ਨਾਮ ਤੇ ਆਇਆ ਹੈ ਸੰਤ ਸਾਧ ਸਾਧ ਤੇ ਮੁਖ ਉਤਰੇ ਕੀਤੀ ਸ਼ੁੱਧੀ ਨਾਲ ਆਗਿਆ ਭਈ ਅਕਾਲ ਕੀ ਅਵੇ ਚਲਾਇਓ ਪੰਥ ਪੰਥ ਮਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਲੋਕਾਂ ਤੋਂ ਮਿਲ ਹੋਤ ਹੈ ਖੋਜ ਸ਼ਬਦ ਮੈਨੇ ਖਾਲਸਾ ਬਾਕੀ ਰਹਿ ਕੋ ਆਉ ਹੋਏ ਸਭ ਮਿਲੇਗੇ ਬੱਤੇ ਸ਼ਰਨ ਹੋ ਵਾਹਿਗੁਰੂ ਨਾਮ on the ਕਰ ਸੇਵ ਦੇ ਗੁਰ ਪਾਇਓ ਕਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਗੁਰਪੂਰੇ ਕਿਰਪਾ ਪ੍ਰਭ ਪੂਰੀ ਲੋਚ ਹਮਾਰੀ ਆਨੰਦ ਮੰਗਲ ਸੁਖ ਪਾਏ ਗੁਰ ਪੂਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਧਿਆਈਏ ਅਨ ਦਿਨ ਸੋ ਕ੍ਰਿਤ ਕਰੀਏ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਪਾਗੀ ਪਾਏ ਕੋਟ ਜਨਮ ਕੇ ਕਿਲ ਬਖਨਾਸੇ ਹਰ ਚਰਣੀ ਚਿਤ ਲਾਏ ਉਸਤਤ ਕਰਹੁ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਿਰੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਿਰੜਾਇਆ ਖੋਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ